ਕਰਮ ਖੰਡ ਕੀ ਬਾਣੀ ਜੋਗ ਕਰਮ ਖੰਡ ਕੀ ਬਾਣੀ ਜੋਗ ਜੇ ਇਹ ਚਲਾਇਆ ਚੱਲਦਾ ਨਾ ਜੇ ਇਹ ਚਾਕਰ ਬਣਿਆ ਰਹਿੰਦਾ ਨਾ ਇਮਾਨਦਾਰੀ ਨਾਲ ਚਾਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਜੇ ਉਹ ਚਲਾਉਂਦਾ ਉਹਵੇਂ ਚੱਲੇ ਫਿਰ ਇਹ ਕਰਮਖੰਡ 'ਚ ਪਹੁੰਚ ਜਾਂਦਾ ਤੇ ਕਿਰਪਾ ਹੁੰਦੀ ਹੈ ਇਹਦੇ ਕਿਰਪਾ ਹੋ ਉਹ ਪਰਖ ਦਾ ਸਰਬਖੰਡ ਚ ਪਰਖ ਹੁੰਦੀ ਹੈ ਦੀ ਸਰਬਖੰਡ ਜੀ ਵੀ ਪਰਖ ਹੈ ਜੋ ਪਾਵਰ ਦੇ ਕੇ ਦੇਖੀਏ ਥੋੜੀ ਜੀ ਵੀ ਵਰਤਦਾ ਕਿਵੇਂ ਹੈ ਅਭੀ ਤੋਂ ਨਾਉ ਸੀ ਉਹਨੂੰ ਦੇਖੀ ਆ ਪਾਵਰ ਦੇ ਕੇ ਵੀ ਵਰਤਦਾ ਕਿਵੇਂ ਹੈ ਅਜੋ ਕਰਮ ਨਹੀਂ ਹੋਇਆ ਕਿਰਪਾ ਨਹੀਂ ਹੋਈ ਉਹ ਤੇ ਉਹਨੂੰ ਪਾਵਰ ਦੇ ਕੇ ਦੇਖੀ ਹੁਕਮ ਦੇ ਕੇ ਦੇਖਿਆ ਵੀ ਇਹਦਾ ਹੁਣ ਚਲਾ ਸਭਨਾ ਉੱਪਰ ਹੁਕਮ ਚਲਾਵੇ ਐਸਾ ਨਾਮ ਜਪੋ ਮਨ ਮੇਰੇ ਸਭਨਾ ਉੱਪਰ ਉਹਨੇ ਜਪ ਲਿਆ ਨਾਮ ਤਾਂ ਉਹ ਮਿਲ ਵੀ ਗਿਆ ਉਹਨੂੰ ਨਾਮ ਹੁਣ ਕੀ ਉਹ ਚਲਾਉਂਦਾ ਹੁਕਮ ਡਰਦਾ ਬੋਲਦਾ ਘਬਰਾ ਕੇ ਬੋਲਦਾ ਜਾਂ ਧੜਕ ਹੋ ਕੇ ਬੋਲਦਾ ਲਿਹਾਜ਼ ਰੱਖ ਕੇ ਬੋਲਦਾ ਜਾਂ ਸਮਝ ਲੋ ਉਹ ਐ ਬੋਲਦਾ ਵੀ ਇਹ ਤਾਂ ਜੀ ਬਹੁਤ ਆਦਮੀ ਗ੍ਰਹਤ ਹੈ ਇਹ ਤਾਂ ਮੂੰਹ ਫੱਟਾ ਹੈ ਇਹ ਤਾਂ ਕਿਸੇ ਦਾ ਹੈ ਉਹ ਨਹੀਂ ਇਹ ਤਾਂ ਲਿਹਾਜ਼ ਕਿਸੇ ਦੀ ਰੱਖਦਾ ਹੀ ਨਹੀਂ ਇਹਦੀ ਅਖਿੱਤਾ ਕਿਸੇ ਦੀ ਸ਼ਰਮ ਹੈ ਉਹ ਨਹੀਂ ਜੇ ਤਾਂ ਇਹ ਜਾਂ ਫਿਰ ਤਾਂ ਠੀਕ ਲੱਗਦਾ ਫਿਰ ਤਾਂ ਬਾਸ ਹੈ ਜੇ ਲਿਹਾਜ਼ ਰੱਖ ਕੇ ਬੋਲਦਾ ਫਿਰ ਫੇਲ ਹੈ ਜੇ ਤਾਂ ਘੂੰਗੜ ਜੇ ਤਾਂ ਨੁਕਸ ਦੇ ਕੇ ਬਣਦਾ ਗੱਲ ਨਵੀਂ ਚੱਲੇ ਤਾਂ ਨੁਕਸ ਕੋਈ ਨੁਕਸ ਨਹੀਂ ਹੈ ਇਹਦਾ ਨੁਕਸ ਨੁਕਸ ਹੈ ਜੇ ਤਾਂ ਪੰਡਤ ਨੂੰ ਤਾਂ ਕਹਿੰਦਾ ਹੈ ਅਕਾਲ ਤਖਤ ਨੂੰ ਕਹਿੰਦਾ ਜੀ ਆਪਣੇ ਘਰ ਦੇ ਨੂੰ ਕਹਿੰਦਾ ਘਰ ਦੇ ਨੂੰ ਤਾਂ ਕਹਿੰਦਾ ਨਹੀਂ ਬਗਾਨੇ ਨੂੰ ਕਹਿੰਦਾ ਉਹ ਸਰਪੰਚ ਕਹਦਾ ਵੀ ਪਿੰਡ ਦਾ ਆਪਣੇ ਘਰਦਿਆਂ ਦੀ ਗਲਤੀ ਗਲਤੀ ਨਹੀਂ ਹੈ ਦੂਜੇ ਦੀ ਗਲਤੀ ਛੋਟੀ ਵੀ ਵੱਡੀ ਹੈ ਇਹ ਕਹਦੀ ਹੈ ਜਿਹਦੀ ਜਿੰਨੀ ਗਲਤੀ ਉਹਨੀ ਉਹ ਕਹਿਣੀ ਜਿੰਨਾ ਗੁਣ ਹੈ ਗੁਣ ਕਹਿੰਦਾ ਹੈ ਜਿੰਨਾ ਉਗਣ ਹੈ ਬਸ ਆਪਣੇ ਕੋਲ ਉਹਨੇ ਕੁਝ ਨਹੀਂ ਕਰਨਾ ਆਪਣੇ ਕੋਲ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਜੇ ਨਹੀਂ ਕਰਦਾ ਤੈਸਲਾ ਗਿਆਨ ਵੇ ਮੁਰਜਮ ਜੇ ਤੈਸਲਾ ਗਿਆਨ ਨਹੀਂ ਨਾ ਕਰਦਾ ਇਹ ਉਦੋਂ ਕਿਹਾ ਸੀ ਵੀ ਦੇਖ ਬਾਣੀ ਦਾ ਹੁਣ ਤੈਨੂੰ ਆਉਣ ਲੱਗੀ ਪਰ ਦੇਖੀ ਵਿੱਚ ਕੌਣ ਢੋਗਰਾ ਮਾਰ ਦਵੇ ਜਿਹੜਾ ਮਾਨਾ ਹੈ ਨਾ ਕੌਣ ਜੇ ਵਿੱਚ ਨਾ ਖਾਵੇਂ ਕੌਣ ਇਹ ਅੰਬ ਦੇ ਫਲ ਪੱਕੇ ਤਾਂ ਖਸਮ ਤੱਕ ਪਹੁੰਚਣਗੇ ਜੇ ਵਿੱਚ ਮਨ ਨੇ ਮਾਰਦੀ ਮਾਰਤੀ ਫਲ ਲਾਗੇ ਫਲਣ ਪੱਕਣ ਲੱਗੇ ਆਮ ਆਮ ਪੱਕਣ ਲੱਗੇ ਬਾਣੀ ਪੱਕੀ ਹੋਣ ਲੱਗੀ ਨਾ ਬਾਣੀ ਪੱਕਦੀ ਪੱਕਦੀ ਪੱਕ ਗਈ ਰਸ ਪੈ ਗਿਆ ਮਿਠਾਸ ਵੀ ਪੈ ਗਿਆ ਹੁਣ ਤਾਂ ਉਹਨੇ ਪਰਖਣੀਆਂ ਜਾ ਕੇ ਵੀ ਇਹ ਠੀਕ ਹੈ ਗਲਤ ਜੇ ਠੁੱਕ ਮਾਰਦੇ ਵਿੱਚ ਮੰਨੇ ਫਿਰ ਖਸਮ ਤੱਕ ਬਾਗ ਦੇ ਮਾਲਕ ਤੱਕ ਉਹ ਫਲ ਜਾਊਗਾ ਜੇ ਤਾਂ ਠੁੰਮਣਾ ਵਾਰੀ ਹੋਵੇ ਕਾਮਰੇ ਇਹ ਮਨ ਕਾਉਂ ਹੈ ਡੋਬ ਮਾਰ ਦਿੰਦਾ ਵਿੱਚ ਇਹ ਦੋਈ ਨਾਣਾ ਮਤ ਜੂਏ ਪਰ ਦੇਖਣ ਕੀ ਆਸ ਜੇ ਮਨ ਜੇ ਅੱਖ ਜ ਮਾਰਦੀ ਨਾ ਕੌਣ ਨੇ ਡੂੰਗਾ ਨਾ ਹੋ ਜੂਗਾ ਫੇਰ ਨਾ ਹੋ ਜਾਂਦਾ ਅੰਨਾ ਨਹੀਂ ਉਹ ਦੋਗਣ ਲੱਗੇ ਜਾਂਦੀ ਹੈ ਫਿਰ ਪੱਟੀ ਫੇਰ ਨਹੀਂ ਪੈ ਜੂਗੀ ਕਰਮਖੰਡ ਕੀ ਬਾਣੀ ਜੋਰ ਕਰਮਖੰਡ ਕੀ ਬਾਣੀ ਜੋਰ ਕਰਮਖੰਡ ਕੀ ਬਾਣੀ ਬੜੀ ਸ਼ਕਤੀ ਚੱਲਦੀ ਹੈ ਸਾਰਾ ਜੋਰ ਕਰਮਖੰਡ ਕੀ ਬਾਣੀ ਤੇ ਕੰਮ ਕਰਦਾ ਹੈ ਕਰਮਖੰਡ ਕੀ ਬਾਣੀ ਕੀ ਹੈ ਹੁਕਮ ਸਾਰਾ ਜੋਰ ਹੁਕਮ ਦੇ ਵਿੱਚ ਹੀ ਹੈ ਫਿਰ ਤੂੰ ਠਾਕਰ ਮੈਂ ਤੇਰਾ ਜੋਰ ਰਾਤੀ ਦੇ ਮੂਹਰੇ ਛੱਡਿਆ ਮੈਂ ਇਹ ਠਾਕਰ ਮੈਂ ਤੇਰਾ ਜੋਰ ਮੇਰੇ ਕੋਈ ਜੋਰ ਨਹੀਂ ਹਾਥੀ ਮੈਂ ਤਾਂ ਕੋਈ ਡਰਿਆ ਮੇਰਾ ਕੋਈ ਮੈਂ ਆਪਣਾ ਸਰੀਰ ਪੱਥਰ ਦਾ ਨਹੀਂ ਬਣਾ ਲਿਆ ਆ ਕੋਈ ਗੱਲ ਕੋਈ ਕਹੇ ਕਰਾਮਾਤ ਹੈ ਵਿਜਕਵੀਰ ਕਰਾਮਾਸੀ ਆ ਨਾਮ ਦੇ ਵਿੱਚ ਕਰਾਮਾਸੀ ਆ ਮੈਨੂੰ ਕੋਈ ਨਹੀਂ ਪਤਾ ਹੈ ਕਿ ਤੇਰੀ ਉਹ ਸ਼ਕਤੀ ਸੀ ਕੀ ਹੋਇਆ ਕੀ ਨਹੀਂ ਹੋਇਆ ਕਬੀਰ ਹੋਰ ਵੀ ਕਹਿੰਦਾ ਕਹਿੰਦਾ ਨਾ ਹਮ ਕੀਆ ਨਾ ਕਰਾਂਗੇ ਹੋਰ ਕੀ ਕਹਿ ਦੇਣਾ ਇਸ ਤੋਂ ਜ਼ਿਆਦਾ ਸਭ ना हम किया ना करेंगे ना कर सके शरीर जो कुछ किया सो हर किया प्रयोग कबीर तुम ਆ ਰੌਲਾ ਪਾਈ ਜਾਂਦੇ ਲੋਕ ਕਬੀਰ ਕਬੀਰ ਹਾਥੀ ਨਾ ਹੋ ਗਿਆ ਉਹ ਮੈਨੂੰ ਨਹੀਂ ਪਤਾ ਕੀ ਹੋਇਆ ਸੱਚ ਗੱਲ ਇਹ ਹੈ ਖਬਰਾਂ ਹਰਨੇ ਕੀ ਕੀਤਾ ਮੈਨੂੰ ਕੀ ਪਤਾ ਉਹਨੇ ਸੱਚ ਕਿਹਾ ਵੀ ਮੈਨੂੰ ਕੋਈ ਪਤਾ ਨਹੀਂ ਬਾਵਜੂਦ ਇੰਨੀਆਂ ਪੰਕਤੀਆਂ ਲਿਖਣ ਦੇ ਫੇਰ ਉਹ ਕਹਿੰਦੇ ਉਹ ਭਗਤਾਂ ਜੀ ਕਰ ਇਹ ਦੱਸਦੇ ਨਹੀਂ ਹੁੰਦੇ ਨਿਮਰਤਾ ਹੁੰਦੀ ਹੈ ਇਹ ਨਹੀਂ ਦੱਸਦੇ ਹੁੰਦੇ ਉਹ ਆਪਣਾ ਸੱਚ ਕਹਿੰਦਾ ਜਿਹੜੀ ਗੱਲ ਸੱਚ ਕਹਿੰਦੀ ਉਹਨੇ ਉਹ ਕਹਿੰਦਾ ਕਬੀਰ ਕਬੀਰ ਐਵੇਂ ਨਾ ਕਰੀ ਜਾਓ ਮੈਨੂੰ ਕੋਈ ਨਹੀਂ ਪਤਾ ਹੈਗਾ ਮੈਂ ਨਹੀਂ ਕੁਝ ਕੀਤਾ ਨਾ ਮੇਰਾ ਸਰੀਰ ਕਰ ਸਕਦਾ ਹੈ ਕੰਮ ਵੀ ਇਹ ਪੱਥਰ ਦਾ ਹੋ ਜਵੇ ਸਾਥੀ ਦੇ ਸੱਟ ਲੱਗੇ ਭੱਜ ਜਵੇ ਐਵੇਂ ਕਬੀਰ ਕਬੀਰ ਲਾਈ ਹੈ ਨਾ ਕਰਮ ਕੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਵੇ ਐਸੀ ਸ਼ਕਤੀਸ਼ਾਲੀ ਬਾਣੀ ਹੁੰਦੀ ਹੈ ਸਾਰਾ ਜੋਰ ਪਰਮੇਸ਼ਰ ਦਾ ਕੰਮ ਕਰਦਾ ਉਹ ਜਿਹਦੇ ਹੁਕਮ ਨਾਲ ਧਰਤੀ ਘੁੰਮਦੀ ਹੈ ਜਿਹੜੇ ਜੋਰ ਨਾਲ ਸਪੀਡ ਘਟਦੀ ਨਹੀਂ ਨਾ ਵੱਧਦੀ ਹੈ ਨਾ ਕਹਿੰਦਾ ਤੇਲ ਲੈਣਾ ਪੈਂਦਾ ਨਾ ਕੋਈ ਗਰਾਲੀ ਘਸਦੀ ਹੈ ਨਾ ਕਹਿੰਦਾ ਰਿਪੇਅਰ ਕੀਤੀ ਹੈ ਉਹ ਜੋਰ ਦੀ ਸਮਝੇ ਨਹੀਂ ਆਉਂਦੀ ਜੋਰ ਹੈ ਕਿੰਨਾ ਕਿਹਾ ਜਿਹਾ ਨੇੜੇ ਜਾਂਦੀ ਜਾਂਦੀ ਨੂੰ ਫੇਰ ਰੋਕ ਲੈਂਦਾ ਖਿੱਚ ਲੈਂਦਾ ਨਸ ਤੋਂ ਜੇ ਕੋਈ ਪਲੈਨਰ ਗੱਲ ਵੀ ਟਕਰਾਉ ਹੁਣ ਨੇੜੇ ਆ ਗਿਆ ਨੇੜੇ ਆ ਗਿਆ ਰੌਲਾ ਬੋਲਦੇ ਨੇ ਨਾ ਉਹ ਜਿਹੜੇ ਖਿੱਚ ਲੈਂਦਾ ਇਹਨਾਂ ਨੂੰ ਡਰਾਉਂਦਾ ਹੁੰਦਾ ਇਹਨਾਂ ਨੂੰ ਪਤਾ ਲੱਗੇ ਵੀ ਕੋਈ ਤਾਕਤ ਹੈ ਇਹਨਾਂ ਨੂੰ ਡਰਾ ਦਿੰਦਾ ਜਾਂ ਚਾਹੁੰਦਾ ਜਿਹਦੇ ਡਰਾ ਦਿੰਦਾ ਜਿਹੜੇ ਨੂੰ ਕਰ ਦਿੰਦਾ ਥੋੜਾ ਜੀ ਇਹ ਜੋਰ ਹੈ ਤੇ ਸ਼ਕਤੀ ਇਹਦੇ 'ਚ ਕੰਮ ਕਰਦੀ ਹੈ ਸਾਰੀ ਇਹ ਕਰਮਖੰਡ ਵੇਲੇ ਦੀ ਜਿਹੜੀ ਬਾਣੀ ਹੈ ਨਾ ਸਾਰੀਆਂ ਸ਼ਕਤੀਆਂ ਦੇ ਵਿੱਚ ਹੀ ਪਰਮੇਸ਼ਰ ਦੀ ਸ਼ਕਤੀ ਇਸ ਵਿੱਚ ਕੰਮ ਕਰਦੀ ਹੈ ਸੱਚਖੰਡ ਦੀ ਸ਼ਕਤੀ ਇਸ ਵਿੱਚ ਕੰਮ ਕਰਦੀ ਹੈ ਕਿਤੇ ਹੋਰ ਨਾ ਕੋਈ ਹੋਰ ਉਹਦੇ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਇਸ ਹੁਕਮ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੈ ਹੁਕਮ ਦੀ ਸ਼ਕਤੀ ਮੂਰੇ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੈ ਹੋਰ ਕੋਈ ਨਹੀਂ ਇਹਦੇ ਮੁਕਾਬਲੇ 'ਚ ਹੈ ਦੂਜੀ ਕੋਈ ਚੀਜ਼ ਇਹਦਾ ਕੋਈ ਸ਼ਰੀਕ ਨਹੀਂ ਹੈ ਹੁਕਮ ਨੂੰ ਕੋਈ ਨਾ ਤਾਂ ਤਬਦੀਲ ਕਰ ਸਕਦਾ ਹੈ ਨਾ ਮੋੜ ਸਕਦਾ ਹੈ ਨਾ ਕੋਈ ਸਿਫਾਰਿਸ਼ ਕਰ ਸਕਦਾ ਕੁਛ ਇਹਦਾ ਕੋਈ ਇਲਾਜ ਨਹੀਂ ਕਿਸੇ ਇਹਦਾ ਇਲਾਜ ਕੀ ਹੈ ਇਹ ਤਾਂ ਜਿਹਨੇ ਹੈ ਨਾ ਉਹ ਸਰਨੀਮਾ ਕਰ ਲਵੇ ਜਿਹਨੇ ਦਾ ਮੁਕਾਬਲਾ ਕਰਨਾ ਬਜਦਾ ਨਹੀਂ ਜਿਹੜਾ ਕਹਿੰਦਾ ਮੈਨੂੰ ਮਾਰਦਾ ਉਹਨੂੰ ਮਾਰਦਾ ਨਹੀਂ ਬਹੁਤ ਉਲਟੀ ਉਲਟੀ ਪ੍ਰੇਮ ਦੀ ਖੇਡ ਹੈ ਉਲਟੀ ਖੇਡ ਪ੍ਰੇਮ ਕੀ ਜਿਹੜਾ ਕਹੇ ਮੈਨੂੰ ਆਰ ਮੈਂ ਮਰਨਾ ਆ ਕਹਿੰਦਾ ਮਰਦਾ ਨਹੀਂ ਹੁੰਦਾ ਇਧਰ ਬਹਿ ਜਾ ਤੂੰ ਰੌਲਾ ਨਾ ਪਾਈ ਲੋਕਾਂ ਨੂੰ ਦੱਸੀ ਇਧਰ ਦੱਸੀ ਦੱਸੀ ਤੇ ਬੈਠ ਤੂੰ ਪਿੱਛੇ ਮਾਰਾਂਗੇ ਇਹਨੂੰ ਕੋਈ ਨਹੀਂ ਪਿੱਛੇ ਬੈਠ ਤੂੰ ਉਹਦੇ ਕੰਨ ਕਹਿੰਦਾ ਕਹਿੰਦਾ ਮਰ ਮਰ ਗਏ ਜਿਹਨੇ ਆਰਾਮ ਨਾਲ ਜਾਣਿਆ ਇਹਨੂੰ ਨੂੰ ਤਾਂ ਡਰਾਉਣਾ ਮੈਂ ਮਰਦਾ ਨਹੀਂ ਹੁੰਦਾ ਜਿਹਨੇ ਰਾਮ ਨਹੀਂ ਜਾਣਿਆ ਮਰਦੇ ਹੋ ਰਿਹਾ ਹੈ ਮਰਨਗੇ ਜਿਹਨੇ ਰਾਮ ਨਹੀਂ ਜਾਣਿਆ ਮਰ ਮਰ ਗਏ ਜਿਹਨੇ ਰਾਮ ਨਾ ਜਾਣਿਆ ਕਬੀਰ ਕਹਿੰਦਾ ਅਬ ਕੈਸੇ ਮਰੂੰ ਬਹਿ ਗਿਆ ਜਾ ਕੇ ਦੁਆਰੇ ਤੇ ਬਹਿ ਗਿਆ ਜਾ ਕੇ ਇੱਥੇ ਹੀ ਮਰੂੰਗਾ ਤੇਰੇ ਦੁਆਰੇ ਮਰੂੰ ਤਾਂ ਹਰ ਕੇ ਦੁਆਰ ਬਹਿ ਗਿਆ ਨਾ ਦੁਆਰੇ ਤੇ ਕਹਿੰਦਾ ਆਪ ਕੈਸੇ ਮਰੂੰ ਮੈਨੂੰ ਮਰਨ ਵੀ ਦੱਸ ਦੋ ਮੈਂ ਮਰਨਾ ਚਾਹੁੰਦਾ ਮਰਨ ਮਨ ਮੰਨਿਆ ਕਹਿੰਦੇ ਮਰ ਮਰ ਗਏ ਜੇ ਰਾਮ ਜਾਣੇ ਨਾ ਜਾਣੇ ਬੈਠਾ ਰਹੇ ਸੀ ਰੌਲਾ ਨਾ ਬਾਹਰ ਚੁੱਪ ਕਰ ਲੈ ਇਹ ਤੋਂ ਕਹਾ ਨਾ ਬੋਲੀਓ ਮਰ ਮਰ ਗਏ ਜੇ ਰਾਮ ਨਾ ਜਾਣਿਆ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰਹੇ ਮਰੇਗਾ ਤਾਂ ਜੇ ਰਾਮ ਕਾ ਨਾਮ ਜਾਣਿਆ ਨਹੀਂ ਪਰ ਰਾਮ ਰਾਮ ਦਾ ਦੁਨੀਆ ਜਪਦੀ ਹੈ ਉਹ ਕਿਹੜਾ ਰਾਮ ਕਾ ਨਾਮ ਹੈ ਜਿਹੜਾ ਜਾਣਿਆ ਨਹੀਂ ਕਿਸੇ ਨੇ ਉਹ ਕਿਹੜਾ ਰਾਮ ਦਾ ਨਾਮ ਹੈ ਜਿਹੜਾ ਜਾਣਿਆ ਹੀ ਨਹੀਂ ਕਿਸੇ ਨੇ ਇਹ ਭੇਦ ਕੌਣ ਬੁਝੂ ਬਾਣੀ ਨੇ ਇਹ ਗੱਲਾਂ ਕੌਣ ਖੋਜੂ ਬਾਣੀ ਦੀਆਂ ਲਿਖੀਆਂ ਹੋਈਆਂ ਉਹ ਕਹਿੰਦਾ ਰਾਮ ਕਹਿਣ ਮੇ ਭੇਦ ਹੈ ਕਬੀਰ ਗੱਲਾਂ ਰਾਮ ਕਹਿਣ ਜੋੜਾ ਭੇਦ ਕਰ ਕੇ ਕਿਹਾ ਜਾਂ ਪਤਾ ਲੱਗਿਆ ਭੇਦ ਦਾ ਜਦ ਕਿਹਾ ਜਦੋਂ ਤੋਂ ਆਇਆ ਨਾ ਜਿਹਨੇ ਰਾਮ ਨਾ ਜਾਣਿਆ ਮਰ ਮਰ ਗਏ ਉਹ ਕਿਵੇਂ ਰਾਮ ਕਹਿਣ ਮੇ ਭੇਦ ਹੈ ਤਾਂ ਹੈ ਇੱਕ ਵਿਚਾਰ ਇੱਕ ਰਾਮ ਸਦਾ ਸਭੇ ਕਹੇ ਕੌਤਕ ਹਾਰ ਰਾਮ ਤਾਂ ਇੱਕ ਵਾਰ ਦਾ ਕਿਹਾ ਹੈ ਜਪਣ ਬੰਦ ਕਰ ਦਿੰਦਾ ਸੁਪਨੇ ਹੂ ਬਰੜਾਏ ਕੇ ਜੇ ਮੁਖ ਨਿਕਸਾ ਰਾਮ ਤਿਲਕੇ ਪੱਕੀ ਪਾਣੀ ਮੇਰੇ ਤਨ ਕੋ ਚਾਮ ਦੇਹੀ ਕਿਸ ਕੀ ਮੌਕੇ ਉਹ ਹੋਰ ਸ਼ਲੋਕ ਹੈ ਦੋ ਸ਼ਲੋਕ ਨੇ ਸੁਪਨੇ ਹੂ ਬਰੜਾਏ ਕੇ ਜੇ ਮੁਖ ਨਿਕਸੇ ਰਾਮ इसके पद ਕੀ ਪਾਣੀ ਮੇਰੇ ਤਨ ਕੋ ਚਾਹ ਉਹ ਦੇਹੀ ਕਿਸ ਕੀ ਬਪਰੀ ਪਵਿੱਤਰ ਹੋਏ ਕੋ ਗ੍ਰਾਮ ਹੋਰ ਸ਼ਰੋ ਕਬੀਰ ਦਾ ਹੀ ਕਹਿੰਦੇ ਦੇਹੀ ਕਦੀ ਕੱਲੀ ਇਹ ਤਾਂ ਸਾਰਾ ਪਿੰਡ ਪਵਿੱਤਰ ਹੋ ਜਾਂਦਾ ਸਾਰੇ ਸੁਣ ਲੈਂਦੇ ਨੇ ਸਾਰਿਆਂ ਨੂੰ ਸਮਝ ਆ ਜਾਂਦੀ ਹੈ ਪੁਨੀਤ ਨਹੀਂ ਹੁੰਦੇ ਪਵਿੱਤਰ ਤਾਂ ਹੋਏ ਜਾਂਦੇ ਨੇ ਆ ਫੋਕਾ ਰਾਮ ਰਾਮ ਕਹਿਣਾ ਤਾਂ ਛੱਡੇ ਦਿੰਦੇ ਨੇ ਵੀ ਇਹ ਕੁਝ ਨਹੀਂ ਰੱਖਿਆ ਇੰਨਾ ਤਾਂ ਪਤਾ ਲੱਗੇ ਜਾਂਦਾ ਜੇ ਇੰਨਾ ਵੀ ਪਤਾ ਲੱਗੇ ਵੀ ਜਿਹੜਾ ਰਾਮ ਰਾਮ ਕਹਿਣਾ ਨਾ ਦਸਾਂ ਦੇ ਮੁੰਡੇ ਨੂੰ ਰਾਮ ਨਹੀਂ ਹੈ ਉਹ ਵੀ ਪਵਿੱਤਰ ਹੋਵੇ ਕਿਉਂਕਿ ਮਾਇਆ ਦੀ ਮਨੋਤ ਜਿਹੜੀ ਅੰਦਰ ਸੀ ਬਲੀਨ ਤੋਂ ਚੁੱਕੀ ਉਸ ਸਭ ਪਵਿੱਤਰ ਹੋਏ ਨਾ ਤਥੈ ਜੋਦ ਮਹਾਬਲ ਸੂਰ ਇੱਥੇ ਆ ਕੇ ਜੋਧੇ ਔਰ ਮਹਾਬਲੀ ਸੂਰ ਵੀ ਹੁੰਦੇ ਨੇ ਇਹਨਾਂ ਨੂੰ ਜੋਧੇ ਕਹਿੰਦੇ ਨੇ ਇਹੀ ਮਹਾਬਲੀ ਨੇ ਇਹੀ ਸੂਰ ਨੇ ਸੰਸਾਰ ਦਾ ਕੋਈ ਜੋਧਾ ਜੋਧਾ ਨਹੀਂ ਸੰਸਾਰ ਦਾ ਕੋਈ ਮਹਾਬਲੀ ਮਹਾਬਲੀ ਨਹੀਂ ਉਹ ਜਿਹਨੂੰ ਕਾਲ ਨੇ ਮਾਰ ਲੈਣਾ ਮਹਾਬਲੀ ਕਹਿੰਦਾ ਇਹਨਾਂ ਨੇ ਕਾਲ ਜਿੱਤਿਆ ਹੋਇਆ ਹੈ ਬਾਕੀ ਨੂੰ ਸਭ ਕਾਲ ਨੇ ਜਿੱਤ ਲੈਣਾ ਜਿੱਤੇ ਕ੍ਰਿਸ਼ਨ ਸੇ ਰਾਮ ਸੇ ਹੋਤ ਆਏ ਤੈਨੇ ਕਾਲ ਖਾਪਿਓ ਨਤੇ ਕਾਲ ਕਾਏ ਜਿਤੇ ਔਲੀਆ ਅੰਬੀਆ ਗੌਸ ਹੋਏ ਹਨ ਸਭੇ ਕਾਲ ਕੀ ਅੰਤ ਦਾੜਾ ਤਲੇ ਸਭ ਚੱਬ ਗਿਆ ਦਾ ਤੇ ਕਾਲ ਨੂੰ ਜਿੱਤੀ ਬੈਠਾ ਜੁਦਾ ਹੀ ਹੋਇਆ ਕਾਲਪੁਰਖ ਦਾ ਮਰਦਾ ਮਾਨ ਇਹਨਾਂ ਨੇ ਕਾਲਪੁਰਖ ਦਾ ਮਾਨ ਨੂੰ ਖਤਮ ਕਰਤਾ ਮਾਰ ਨਹੀਂ ਸਕਿਆ ਉਹਨਾਂ ਨੂੰ ਕਿਉਂਕਿ ਮਰ ਮਰ ਗਏ ਜਨ ਰਾਮ ਨਾਲ ਇਹ ਕਿੱਥੇ ਬੈਠੇ ਨੇ ਕਾਲ ਕੀ ਹੈ ਕਾਲ ਹੈ ਗਿੱਦੜ ਇਹ ਕੁੱਤਾ ਇਹਦਾ ਪਰਮੇਸ਼ਰ ਦੇ ਦਰਬਾਰ ਜਿਹਨੇ ਪੈਦਾ ਕੀਤਾ ਜਿਹੜਾ ਸਿੰਘ ਦੀ ਸ਼ੇਰ ਦੀ ਛੜ ਬੈਠਾ ਹੋਵੇ ਉਹਨੂੰ ਗਿੱਦੜ ਕੀ ਕਰੂਗਾ ਉਹ ਤਾਂ ਖਾਤਰ ਇਹਦੇ ਦੂਏ ਨੇ ਮਾਇਆ ਦੀ ਮਗਰ ਭਾਈ ਨੇ ਜਿਹੜਾ ਹਿਰਨ ਜਾਂਦਾ ਨਾ ਮੂਰੀ ਖਾਨ ਸ਼ਿਕਾਰੀ ਉਹਦੀ ਮਗਰ ਪੈਂਦੇ ਨੇ ਚੋਰੀ ਮਿਰਗਾ ਅੰਗੂਰੀ ਖਾਏ ਜਿਹੜਾ ਮਾਇਆ ਦੀ ਫਸਲ ਖਾਣ ਜਾਂਦਾ ਉਹਨੂੰ ਪੈਂਦੇ ਨੇ ਉੱਤੇ ਉਹਦਾ ਸ਼ਿਕਾਰ ਹੁੰਦਾ ਹਾਂਜੀ ਇੱਥੇ ਜੋਲ ਮਹਾਂਬਲ ਸੂਰ ਇੱਥੇ ਹੀ ਆ ਜਾ ਕੋ ਹਰ ਰੰਗ ਲੰਗੋ ਜੁਗ ਮੈਂ ਸੋ ਕਹੀਤ ਹੈ ਸੂਰ ਦਰਗਾਹ ਦੇ ਵਿੱਚ ਹੀ ਜੋਦੇ ਨੇ ਇਹੀ ਸੂਰਮੇ ਮੰਨੇ ਜਾਂਦੇ ਨੇ ਸੰਸਾਰ ਦੇ ਸੂਰ ਸੂਰਮੇ ਸੰਸਾਰੀ ਹੈ ਬੰਦੇ ਹੁੰਦੇ ਨੇ ਪਰਮੇਸ਼ਰ ਦੇ ਦਰ ਦੇ ਸੂਰਮੇ ਉਹ ਨੇ ਜਿਹੜੇ ਬਾਜੀ ਜਿੱਤ ਕੇ ਆਏ ਨੇ ਜਿਹੜੇ ਬਕਾਰਾਂ ਨੂੰ ਜਿੱਤ ਕੇ ਆਏ ਨੇ ਜਿਹੜੇ ਆਡੀ ਪਰਵਲ ਮਾਇਆ ਨੂੰ ਜਿੱਤ ਕੇ ਆਏ ਨੇ ਜਿਹੜੇ ਉਹ ਗੜ ਨੂੰ ਜਿੱਤ ਤੋੜ ਕੇ ਆਏ ਨੇ ਦੁਆਇਵਰ ਕੋਟ ਆਫ ਤੇਵਰ ਖਾਈ ਜਿਹੜੇ ਮਨ ਨੂੰ ਕਾਬ ਮਵਾਸੀ ਰਾਜੇ ਨੂੰ ਕਾਬੂ ਕਰਕੇ ਲਿਆਏ ਨੇ ਪੇਸ਼ ਕੀਤਾ ਜਾ ਕੇ ਸੱਚਖੰਡ ਵੀ ਆ ਰਿਹਾ ਮਵਾਸੀ ਜਿਹੜਾ ਇਤੋਂ ਮਵਾਸੀ ਹੋ ਕੇ ਗਿਆ ਸੀ ਨਾ ਮੁਸ਼ਕਮਨ ਨਹੀਂ ਹੋਇਆ ਬੈਠਾ ਜਿਹੜਾ ਫੜ ਕੇ ਲਿਆ ਉਹ ਹੀ ਉਹਦਾ ਮਨ ਨੂੰ ਜਿੱਤੂਗਾ ਮਨ ਜਿੱਤੇ ਜਗ ਜੀਤ ਔਰ ਕੋਈ ਐਸਾ ਜੋਧ ਮਹਾਬਲ ਸੂਰਾ ਨਹੀਂ ਜਿਹਨੇ ਜਗ ਜਿੱਤ ਲਿਆ ਹੋਵੇ ਜਿਵੇਂ ਇਹ ਕਹਿੰਦਾ ਸੁਖਰਾਂ ਦੇ ਵੀ ਤੇਰਾ ਮਨ ਨਹੀਂ ਜਿੱਤਿਆ ਗਿਆ ਸੋ ਸੂਰਾ ਬ੍ਰਿਆਮ ਦੇ ਵਿੱਚੋਂ ਦੁਸ਼ਟ ਹੰਕਾਰ ਹਾਂ ਦੁਸ਼ਟ ਹੰਕਾਰ ਮਾਰੇ ਉਹੀ ਸੂਰਾ ਹੋਈ ਬ੍ਰਿਆਮ ਗੁਰਬਾਣੀ ਦੀ ਭਾਸ਼ਾ ਹੋਰ ਹੈ ਗੁਰਮਖਾਂ ਦੀ ਭਾਸ਼ਾ ਹੈ ਨਾਮਕਾਰੀ ਭਾਸ਼ਾ ਨਾਮਕਾਰੀ ਭਾਸ਼ਾ ਸੱਚਖੰਡ ਦੇ ਵਿੱਚ ਕਿਹਨੂੰ ਬ੍ਰਿਆਮ ਕਹਿੰਦੇ ਨੇ ਉਹ ਹੋਰ ਨੇ ਜਿਹੜੇ ਇੱਥੇ ਬ੍ਰਿਆਮ ਕਹਿੰਦੇ ਨੇ ਹੋਰ ਸੱਚਖੰਡ ਕਿਹਨੂੰ ਭਗਤ ਕਹਿੰਦੇ ਨੇ ਹੋਰ ਨੇ ਇੱਥੇ ਜਿਹਨੂੰ ਲੋਕ ਮੰਨਦੇ ਨੇ ਹੋਰ ਸੱਚਖੰਡ ਦੇ ਸੰਤ ਕੌਣ ਹੈ ਇੱਥੇ ਕੌਣ ਹੈ ਅਲੱਗ-ਅਲੱਗ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ ਦਾ ਜੋੜ ਇਹਦੀ ਗੱਲਾਂ ਦਾ ਜਿਹਨਾਂ ਦੀ ਬੋਲੀ ਉਹਦਾ ਹੀ ਫਰਕ ਹੈ ਇਸ ਕਰਕੇ ਗੁਰਬਾਣੀ ਨੂੰ ਉਹ ਕਹਿੰਦੇ ਨੇ ਗੁਰਮੁਖ ਅਰਥ ਆਊਗਾ ਦੂਜਾ ਨਹੀਂ ਕੋਈ ਅਰਥ ਆਉਂਦਾ ਬੋਲੀ ਗੁਰਮੁਖ ਦੀ ਕਾਮ ਹੈ ਨਾਮ ਰਹਾ ਭਰਪੂਰ ਕਿਉਂ ਹਜੋਦ ਮਹਾਬਲ ਸੂਰ ਨੇ ਉਹਨਾਂ ਜੇ ਰਾਮ ਭਰਪੂਰ ਹੁੰਦਾ ਉਹਨਾਂ ਜੇ ਰਾਮ ਦੀ ਕਵੀ ਨਹੀਂ ਹੁੰਦੀ ਕਿਸੇ ਪਾਸੇ ਪਰਮਾਨੰਦ ਵਿੱਚ ਵਸਦਾ ਹੈ ਰਾਮ ਰਾਮ ਦਾ ਸਭ ਦੇ ਅੰਦਰ ਹੈ ਉਹਨਾਂ ਦਾ ਰਾਮ ਭੁੱਖਾ ਨਹੀਂ ਹੁੰਦਾ ਉਹਨਾਂ ਦਾ ਰਾਮ ਦੇ ਲੋਭ ਨਹੀਂ ਹੁੰਦਾ ਉਹ ਭਰਪੂਰ ਹੁੰਦਾ ਪਰਮ ਆਨੰਦ ਦੀ ਅਵਸਥਾ ਚ ਹੁੰਦਾ ਰਾਮ ਰਾਮ ਰਹਾ ਭਰ ਕੇ ਪੂਰਾ ਹੋਇਆ ਹੋਇਆ ਉਹ ਆਪਾਂ ਅੰਦਰ ਛੱਡ ਦੇਣ ਕਹਿੰਦੇ ਕਹਿੰਦਾ ਵੇ ਭਰਪੂਰ ਹੋ ਆਨੰਦ ਹੋ ਪੂਰੇ ਰਜ ਗਏ ਭਰਪੂਰ ਭਰ ਕੇ ਪੂਰਾ ਹੋ ਜਾਣਾ ਉਨਮੇ ਜੋ ਰਾਮ ਹੈ ਭਰਪੂਰ ਹੈ ਕਿਸੇ ਕਲ ਦੀ ਕਮੀ ਨਹੀਂ ਹੈ ਉਹਦੇ ਕੋਲ ਤੋਂ ਗਿਆਨ ਦੀ ਕੋਈ ਕਮੀ ਨਹੀਂ ਗਿਆਨ ਪ੍ਰਚੰਡ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਰੇ ਬਸ ਇੱਕ ਗੱਲ ਹੈ ਉਥੇ ਕਾਦੇ ਨਾਲ ਜੁੜਿਆ ਹੋਇਆ ਸੀਤਾ ਕਦੇ ਨਾ ਐ ਤਰੀਕਾ ਨਾਲ ਮਹਿਮਾ ਦੇ ਵਿੱਚ ਸੀਤਾ ਗਿਆ ਧਾਗੇ ਨਾਲ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਦਾ ਜਿਤ ਹਰ ਲੱਗਾ ਸੀਤਾ ਗਿਆ ਮਹਿਮਾ ਦਾ ਧਾਗਾ ਪੈ ਗਿਆ ਨਾ ਉਹਦੀ ਮਹਿਮਾ ਦਾ ਉਹਦੀ ਵਡਿਆਈ ਦੇ ਧਾਗੇ ਨਾਲ ਸੀਤਾ ਗੁਣ ਕਹੇ ਗੁਣੀ ਸਮਾਵਣਿਆ ਉਹਦੇ ਗੁਣ ਗਾਉਂਦਾ ਬਹੁਦਾ ਗੁਣੀ ਨਿਦਾਨ ਚ ਸਭ ਨੂੰ ਗਿਆ ਗੁਣਾਂ ਦੇ ਖਜ਼ਾਨੇ 'ਚ ਹੀ ਸਮਾ ਗਿਆ ਗੁਣ ਹੈ ਗੁਣੀ ਸਮਾਵਣਿਆ ਤੂੰ ਸਾਹਿਬ ਗੁਣੀ ਗੁਣੀ ਨਦਾਨੇ ਸਾਹਿਬ ਦੇ ਵਿੱਚ ਹੀ ਸਮਾ ਗਿਆ ਉਹਦੇ ਗੁਣ ਦਾ ਉਹਦੇ ਵਿੱਚ ਹੀ ਸੀਤਾ ਗਿਆ ਉਹਦੀ ਮਹਿਮਾ ਮਹਿਮਾ ਮਹਿਮਾ ਗੁਣ ਗੁਣ ਗੁਣ ਹੈ ਹਾਂ ਤਾਂ ਕਿ ਰੂਪ ਨਾ ਕਥਨੇ ਜਾਏ ਫਿਰ ਉਹਦਾ ਰੂਪ ਕਿਵੇਂ ਕਥਨ ਕਰੋਗੇ ਤੁਸੀਂ ਨਾਨਕ ਦਾ ਰੂਪ ਕਿਵੇਂ ਕਥਨ ਕਰੋਗੇ ਨਾਨਕ ਦਾ ਸਮੁੰਦਰ 'ਚ ਸਮਾ ਗਿਆ ਭਗਤ ਕਬੀਰ ਦਾ ਸਮੁੰਦਰ ਚ ਸਮਾ ਗਿਆ ਹੁਣ ਗੱਲ ਕਰੋ ਸਮੁੰਦਰ ਦੀ ਉਹਨਾਂ ਦੀ ਗੱਲ ਕਰਨੀ ਛੱਡੋ ਜਿਹਦਾ ਰੂਪ ਲੱਭਣਾ ਸਮੁੰਦਰ ਹੈ ਉਹ ਦਰਿਆ ਹੈ ਜਿੱਥੇ ਜਾ ਕੇ ਸਮੁੰਦਰ ਸਮਾ ਗਿਆ ਪਿੱਛੇ ਜਮਨਾ ਹੈ ਜਾ ਕੇ ਆਵਾਜ਼ ਗੰਗਾ ਜਰਣ ਗਈ ਉਹਦੇ ਗਾਹਾਂ ਤੇ ਜਮਨਾ ਨੂੰ ਕਿੱਥੋਂ ਉਹਦਾ ਨਾਮ ਬੱਜੂ ਗੰਗਾ ਜਮਨਾ ਦਾ ਨਾਮ ਨਹੀਂ ਲਈਦਾ ਹੁੰਦਾ ਜਮਨਾ ਨੂੰ ਭੁੱਲ ਜਾਈਦਾ ਉਹ ਨਾਨਕ ਨੂੰ ਭੁੱਲ ਜਾਓ ਨਾਨਕ ਦੀ ਬਾਣੀ ਨੂੰ ਯਾਦ ਰੱਖੋ ਨਾਨਕ ਦੇ ਉਪਦੇਸ਼ ਨੂੰ ਯਾਦ ਰੱਖੋ ਨਾਨਕ ਨੂੰ ਭੁੱਲ ਜੇ ਨਾਨਕ ਨੂੰ ਯਾਦ ਰੱਖੋਗੇ ਉਪਦੇਸ਼ ਯਾਦ ਨਹੀਂ ਰਹਿਣਾ ਜਿਨ੍ਹਾਂ ਦੇ ਨਾਨਕ ਯਾਦ ਹੈ ਨਾਨਕ ਦਾ ਪਿਓ ਯਾਦ ਹੈ ਨਾਨਕ ਦੀ ਮਾਂ ਯਾਦ ਹੈ ਉਹ ਵੀ ਯਾਦ ਹੋਣਗੇ ਨਾਨਕ ਦਾ ਪਿੰਡ ਵੀ ਯਾਦ ਆਊਗਾ ਨਾਨਕ ਨੇ ਕੀ ਕੀਤਾ ਇਹ ਵੀ ਲਓ ਸਾਰੀ ਹਿਸਟਰੀ ਆਲਮ ਆ ਵਿਸਰ ਜੂ ਨਾਨਕ ਨੇ ਕੀ ਕਿਹਾ ਉਹ ਯਾਦ ਰੱਖੋ ਨਾਨਕ ਨੇ ਜੋ ਕੀਤਾ ਉਹਨੂੰ ਭੁੱਲ ਜਾਓ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਕਰਨੀ ਦੇ ਮਗਰ ਤਾਂ ਫਿਰਦੇ ਨੇ ਤੇ ਘੋੜਾ ਬੰਨਿਆ ਸੀ ਇੱਥੇ ਦਾਤਨ ਲੱਭੀ ਸੀ ਗੱਡੀ ਸੀ ਇੱਥੇ ਆ ਕੇ ਬੈਠੇ ਸੀ ਇੱਥੇ ਫਲਾਣਾ ਸ਼ਬਦ ਜਾ ਰਿਹਾ ਸੀ ਜਿਹੜਾ ਸ਼ਬਦ ਜਾ ਰਿਹਾ ਤੇ ਉਹ ਤਾਂ ਸੁਣਿਆ ਨਹੀਂ ਕੀ ਆ ਜਗ੍ਹਾ ਦੀ ਮਿੱਟੀ ਖਾਣ ਨੂੰ ਤਿਆਰ ਨੇ ਉਹ ਕੱਲ ਦੀ ਮਿੱਟੀ ਖਾ ਗਏ ਲੋਕ ਉਹਨਾਂ ਨੇ ਸ਼ੀਸ਼ੇ 'ਚ ਪਾਈ ਹੈ ਬਟਾਲੇ ਉਹ ਮੈਂ ਕਿਹਾ ਸ਼ੀਸ਼ੇ ਕਾਦੇ ਬੰਦ ਕੀਤੇ ਕਹਿੰਦੇ ਆ ਵੀ ਮਸਾ ਬਚਾਈ ਹੈ ਸ਼ੀਸ਼ੇ 'ਚ ਸਾਰੀਆਂ ਮਿੱਟੀ ਖਾ ਗਈਆਂ ਜਿਨ੍ਹਾਂ ਦੀਆਂ ਤੇ ਯਾਦ ਯਾਦ ਕੋਈ ਕਹਿੰਦਾ ਸੰਤ ਭਾਜੀ ਇਹ ਬੱਚਾ ਸੁੱਕਦਾ ਤੁਹਾਡਾ ਕੱਲ ਦੀ ਮਿੱਟੀ ਲਿਆਓ ਉਹਨੂੰ ਪਾਣੀ ਦੀ ਘੋਲ ਕੇ ਤੇ ਲੇਪ ਕਰਿਆ ਕਰੋ ਹੁਣ ਉਹ ਵਿਚਾਰੇ ਸਧਾਰਨ ਆਦਮੀ ਨੇ ਉਹਨਾਂ ਨੇ ਕਿਹਾ ਖਾਂਦੀ ਇਦਾਂ ਹੀ ਹੋ ਜੂ ਠੀਕ ਆਮ ਆਦਮੀ ਦਾ ਕੋਈ ਕਸੂਰ ਨਹੀਂ ਪਹਿਲੇ ਤਾਂ ਅਸੀਂ ਮਸੀਹ ਬਚਾਈ ਹੈ ਇੰਨੀ ਕਿ ਚੀਜ਼ਾਂ 'ਚ ਕਿ ਭਾਈ ਦੂਰੋਂ ਹੀ ਦੇਖ ਲਓ ਤੁਸੀਂ ਉਹ ਜਿਹੜੀ ਦੇਖਣੀ ਹੈ ਤਾਂ ਕਿ ਰੂਪ ਨਾ ਕਥਾ ਜਾਏ ਤਾਂ ਕਿ ਰੂਪ ਜਿਹੜਾ ਉਹਦਾ ਫਿਰ ਰੂਪ ਨਹੀਂ ਹੁੰਦਾ ਕੋਈ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਕਰੇ ਤੇ ਵਹੀਨ ਉਦੋਂ ਦੀ ਦੇ ਨਹੀਂ ਕੋਈ ਸਨੇਹ ਸਭੋ ਤਨ ਜਿੰਨੇ ਸੱਚਖੰਡ ਦੇ ਤਨ ਨੇ ਨਾ ਸਾਰੇ ਭਗਤ ਉਹ ਉਹਦੇ ਹੀ ਨੇ ਫਿਰ ਸਮੁੰਦਰ ਦੇ ਵਿੱਚ ਜਿੰਨੀਆਂ ਬੂੰਦਾਂ ਨੇ ਰਲੀਆਂ ਹੋਈਆਂ ਸਮੁੰਦਰ ਬਣਿਆ ਹੋਇਆ ਹੈ ਉਹ ਸਮੁੰਦਰ ਇਹਨੇ ਸਾਰੀਆਂ ਬੂੰਦਾਂ ਕੱਲੀ ਕੱਲੀ ਬੂੰਦਾਂ ਦੀ ਨੋ ਲਈਦਾ ਹੁੰਦਾ ਕੱਲੇ ਕੱਲੇ ਦਰਿਆ ਦਾ ਨਹੀਂ ਨੋ ਵੱਜਦਾ ਸਮੁੰਦਰ ਦੀ ਖਬਰ ਕਿੰਨੇ ਦਰਿਆ ਨੇ ਦਰਿਆ ਦਾ ਨੋ ਨਹੀਂ ਚੱਲਦਾ ਸਮੁੰਦਰ ਦਾ ਨੋ ਚੱਲਦਾ ਦਰਿਆ ਨੂੰ ਵੱਖਰਾ ਵੱਖਰਾ ਕਰੋਗੇ ਝਗੜਾ ਪੈਦਾ ਹੋ ਜਾਊ ਸਾਡਾ ਦਰਿਆ ਇੱਥੇ ਤੱਕ ਹੈ ਸਾਡਾ ਦਰਿਆ ਇੱਥੇ ਤੱਕ ਉਹਦੀ ਵੰਡੀਆਂ ਪਾ ਲਓਗੇ ਫਿਰ ਤੁਸੀਂ ਭਗਤਾਂ ਨੂੰ ਬੰਦ ਕਰ ਦਿੱਤਾ ਹੁੰਦਾ ਸੰਤ ਸਰੀਰ ਕਰਕੇ ਜਿਹੜਾ ਉਹਦਾ ਨਾਮ ਹੁੰਦਾ ਨਾ ਜੀ ਯਾਦ ਰੰਗਾਂਗੇ ਨਾ ਜਿਹੜਾ ਅਸੀਂ ਨਾਮ ਲੈ ਰੱਖਿਆ ਨਾ ਸੰਸਾਰ 'ਚ ਉਹ ਸਰੀਰ ਕਰਕੇ ਰੱਖਿਆ ਜਾਂ ਸਰੀਰ ਹੀ ਨਹੀਂ ਹੈ ਖਤਮ ਹੋ ਗਈ ਗੱਲ ਉਹ ਸਰੀਰ ਦੇ ਨਾਲੇ ਖਤਮ ਹੋ ਗਈ ਹਿਸਟਰੀ ਉਹਨੇ ਸਾਨੂੰ ਕੀ ਕਰਨ ਨੂੰ ਕਿਹਾ ਹੈ ਉਪਦੇਸ਼ ਕੀ ਕੋਈ ਡਾਕਟਰ ਕਿਤਾਬ ਲੈ ਗਿਆ ਕੋਈ ਸਾਇੰਟਿਸਟਾਂ ਨੇ ਖੋਜ ਕਰਕੇ ਕੁਝ ਲਿਖਤੀ ਉਹ ਸਾਇੰਸਦਾਨ ਦੀ ਹਿਸਟਰੀ ਪੜਾਉਂਦੇ ਨੇ ਉਹਦੀ ਲਿਖੀ ਕਿਤਾਬ ਪੜਾਉਂਦੇ ਨੇ ਕਾਲਜਾਂ ਜੀ ਕੀ ਕਰਦੇ ਨੇ ਸਕੂਲਾਂ ਜੋ ਦੀ ਖੋਜ ਆਉ ਪੜਾਉਂਦੇ ਨੇ ਕੋਈ ਹਿਸਟਰੀ ਪੜਾਉਂਦੇ ਨੇ ਧਰਮ ਵਾਲੇ ਬੇਵਕੂਫ ਕੀ ਕਰਦੇ ਨੇ ਜੋ ਨਾ ਲਿਖਿਆ ਉਹ ਨਹੀਂ ਪੜਾਉਂਦੇ ਉਹਦੀ ਹਿਸਟਰੀ ਪੜਾਉਂਦੇ ਨੇ ਇਹ ਤਾਂ ਮੂਰਖ ਨੇ ਇਹ ਉਹਦੀ ਹਿਸਟਰੀ ਪੜਾਉਂਦੇ ਨੇ ਜੋ ਉਹਨੇ ਲਿਖਿਆ ਖੋਜ ਉਹ ਨਹੀਂ ਪੜਾਉਂਦੇ ਤੇ ਅਗਰ ਕਿੱਥੋਂ ਆ ਜਵੇ ਗਿਆਨ ਕਿੱਥੋਂ ਆ ਜਵੇ ਪ੍ਰੈਕਟੀਕਲ ਅਸੀਂ ਜਿਹੜੀ ਦੁਨਿਆਵੀ ਪੜ੍ਹਾਈ ਹੈ ਉਹਦੇ 'ਚ ਅਸੀਂ ਕੀ ਲੈਣਾ ਕੌਣ ਸੀ ਉਹ ਬੰਦਾ ਖੋਜੀ ਦੀ ਸਾਇੰਟਿਸਟ ਹੋਵੇ ਜਾਂ ਕੋਈ ਖੋਜੀ ਦੀ ਹਿਸਟਰੀ ਨਹੀਂ ਪੜਾਉਂਦੇ ਖੋਜੀ ਦੀ ਖੋਜ ਪੜਾਉਂਦੇ ਗੁਰਬਾਣੀ ਉਹਨਾਂ ਦੀ ਖੋਜ ਹੈ ਇਹ ਉਹਨਾਂ ਨੇ ਕਿਹਾ ਸੀ ਗੁਰ ਕਹਿਆ ਸਾ ਕਾਰ ਓਏ ਉਹ ਕੰਮ ਕਰਿਓ ਜਿਹੜੇ ਅਸੀਂ ਕਹੇ ਨੇ ਸਾਡੀ ਹਿੱਸੀ ਮਗਰ ਨਾ ਤੁਰੇ ਫਿਰਿਓ ਭਾਈ ਗੁਰਦਾਸ ਜੀ ਮਹਾਰਾਜ ਕੀ ਹਿੱਸੀ ਹੈ ਬਾਬਾ ਗਿਆ ਉੱਥੇ ਨੂੰ ਕਿ ਤੂੰ ਗੜਵਾ ਲੈ ਕੇ ਗਿਆ ਸੀ ਮਗਰ ਤੂੰ ਤੂੰ ਕੀ ਲੈਣਾ ਗਿਆ ਸੀ ਨਾ ਗਿਆ ਕੀ ਬਣੂ ਤੁਹਾਨੂੰ ਇਸ ਵਾਸਤੇ ਗੁਰਬਾਣੀ ਸਾਨੂੰ ਕੀ ਕਹਿ ਕਰਨੂ ਗੁਰੂ ਅੰਗਦ ਦੇਵ ਨੇ ਜ਼ਿਕਰ ਨਹੀਂ ਕੀਤਾ ਗੁਰਨਾਮ ਦਾ ਗੁਰਨਾਮ ਦੇ ਪਿੰਡ ਦਾ ਗੁਰਨਾਮ ਦੇ ਪਿਓ ਦਾ ਮਾਂ ਦਾ ਕਿਹਦਾ ਕੀਤਾ ਜ਼ਿਕਰ ਗੁਰੂ ਅਮਰਦਾਸ ਨੇ ਨਹੀਂ ਕੀਤਾ ਨਾ ਗੁਰੂ ਨਾਨਕ ਦਾ ਕੀਤਾ ਨਾ ਦਾ ਕੀਤਾ ਜਿਸੇ ਗੁਰੂ ਨੇ ਗੁਰੂ ਦਾ ਜ਼ਿਕਰ ਨਹੀਂ ਕੀਤਾ ਹਿਸਟਰੀ ਦਾ ਉਹ ਨਾਮਾ ਕਿਥੋਂ ਬਾੜਿਆ ਇਹਨਾਂ ਨੇ ਭਾਈ ਗੁਰਦਾਸ ਨੇ ਬਾਰੇ ਕਿਥੋਂ ਬਾੜਿਆ ਉਹ ਉਹੀ ਸਟਾਈਲ ਹੈ ਜੋ ਹਿੰਦੂ ਮਾਤਾ ਦਾ ਰਮਾਇਣ ਵਾਲਾ ਸਟਾਈਲ ਹੈ ਹਿਸਟਰੀ ਲਿਖਣੀ ਮਹਾਭਾਰਤ ਵਾਲਾ ਸਟਾਈਲ ਹੈ ਹਿੰਦੂ ਮਾਤਾ ਦਾ ਸਟਾਈਲ ਹੈ ਹੋ ਜ਼ਿੰਦਗੀ ਲਿਖੋ ਜੀਵਨੀ ਉਹਦਾ ਜੀਵਨੀ ਹੈ ਗੁਰਮਤਿ ਜੀਵ ਜੀਵਨੀ ਹੈ ਕਿਤੇ ਹੁੰਦੀ ਹੋਣੀ ਉਹ ਜੀਵਨੀ ਵਿੱਚੇ ਹੁੰਦੀ ਹੈ ਜੇ ਸਮਝਦਾਰਾਂ ਵਾਸਤੇ ਬਹੁਤ ਸਮੇਂ ਹੀ ਨਾ ਉਹ ਮਰੇ ਨਾ ਠਾਗੇ ਜਾਏ ਸੱਚ ਸਾਨੂੰ ਵਿਰਸੇ 'ਚ ਮਿਲੀ ਹੋਈ ਹੈ ਨਾ ਗੱਲ ਹਿੰਦੂ ਮਤੀ ਜਿੰਨਾ ਚਿਰ ਅਸੀਂ ਉਹਦੇ ਨਾਲ ਜੁੜੇ ਹੋਏ ਹਿੰਦੂ ਹਿੰਦੂ ਹੀ ਰਹਾਂਗੇ ਭਏ ਤੁਸੀਂ ਹਿੰਦੂਆਂ ਨੂੰ ਨਫ਼ਰਤ ਕਰੀ ਜਾਓ ਨਫ਼ਰਤ ਕਰਨਾ ਤੁਹਾਡੇ ਪੱਲੇ ਨਫ਼ਰਤੇ ਪੈਣੀ ਹੈ ਨਫ਼ਰਤ ਬੀਜੋਗੇ ਨਫ਼ਰਤ ਉਗੂਗੀ ਦੂਜੇ ਦੇ ਮਨ 'ਚ ਵੀ ਨਫ਼ਰਤ ਪੈਦਾ ਹੋਊਗੀ ਕੱਲ ਜਿਹੜਾ ਮੁੰਡਾ ਟੈਲੀਫੋਨ ਕਰਦਾ ਸੀ ਤੋਂ ਆਪਣੇ ਹੈਦਰਾਬਾਦ ਤੋਂ ਉਹ ਮੈਂ ਕਿਹਾ ਤੈਨੂੰ ਕੀ ਚੰਗਾ ਲੱਗਿਆ ਇਹਦੇ ਵਿੱਚ ਕਹਿੰਦਾ ਜੀ ਅਸੀਂ ਰਹਿਣਾ ਥੋੜੇ ਜਿਹਾ ਸਿੱਖਾਂ ਇੱਥੇ ਇਹ ਤਾਂ ਸਾਰਿਆਂ ਦੇ ਮੰਨਣ ਵਾਲੀ ਗੱਲ ਹੈ ਜਿਹੜੀ ਬਾਣੀ ਇਹਦੇ ਤਾਂ ਕਿਸੇ ਨੂੰ ਉਤਰਾਜ ਨਹੀਂ ਸਾਨੂੰ ਕੋਈ ਨਫ਼ਰਤ ਨਹੀਂ ਕਰੂਗਾ ਦੇਖੋ ਉਹਨਾਂ ਨੂੰ ਇਹ ਖਤਰਾ ਕਿ ਸਾਨੂੰ ਲੋਕ ਨਫ਼ਰਤ ਕਰਦੇ ਨੇ ਸਾਡਾ ਉੱਥੇ ਜ਼ਿੰਦਗੀ ਔਖੀ ਹੈ ਅਸੀਂ ਨਫ਼ਰਤ ਵੀ ਜੀਏ ਨਫ਼ਰਤ ਸਾਡੇ ਖਤਰ ਹੋ ਗਈ ਅਸੀਂ ਉੱਥੇ ਖਤਰੇ ਗਏ ਜਿੱਥੇ ਬੈਠੇ ਇਹ ਮੈਂ ਕਿਹਾ ਭਾਈ ਵੀ ਹੁਣ ਸਾਨੂੰ ਪਤਾ ਲੱਗਿਆ ਵੀ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਸਾਰੀ ਵਰਲਡ ਵਾਸਤੇ ਹੈ ਜੇ ਤਾਂ ਆਹ ਗੱਲ ਹੈ ਸਾਰੀ ਵਰਲਡ ਵਾਸਤੇ ਤਾਂ ਮੈਨੂੰ ਇਹਨੇ ਪ੍ਰਭਾਵਿਤ ਕੀਤਾ ਪੜਿਆ ਲਿਖਿਆ ਬੁੱਢਾ ਜੇ ਮੈਨੂੰ ਮੈਂਬਰ ਬਣਾ ਲਓ ਮੈਂ ਮੈਂਬਰ ਤਾਂ ਤੂੰ ਪਹਿਲਾਂ ਹੀ ਬਣੇ ਹੋਏ ਮੈਂ ਨੂੰ ਕੀ ਬਣਾਉਣਾ ਹਾਂ ਬਾ ਤੂੰ ਮੈਂਬਰ ਹੈ ਤੈਨੂੰ ਕੌਣ ਕਹਿੰਦਾ ਮੈਂਬਰ ਨਹੀਂ ਮੈਂਬਰ ਦਾ ਗੁਰੂ ਹੈ ਆਪਾਂ ਸਾਰੇ ਇੱਥੇ ਕੋਈ ਰਜਿਸਟਰ ਨਹੀਂ ਸਾਡਾ ਨਾ ਕੋਈ ਫੀਸ ਆ ਨਾ ਕੋਈ ਕੁਝ ਆ ਇੱਥੇ ਤਾਂ ਮੰਨਣ ਦੀ ਉਹ ਫੀਸ ਹੈ ਜਿਹੜੇ ਮੰਨਦੇ ਨੇ ਸਭ ਮੈਂਬਰ ਨੇ ਮੈਂਬਰ ਹੋਰ ਕੀ ਹੈ ਨਾ ਉਹ ਮਰੇ ਨੇ ਠਾਗੇ ਜਾਏ ਦੇਖੋ ਮਰੇ ਦਾ ਚੱਲ ਕਰ ਲੈ ਠਾਗੇ ਜਾਏ ਮੇਨ ਕਰ ਲੈ ਨਾ ਉਹ ਮਰੇ ਠਾਗੇ ਜਾਏ ਇਹਨਾਂ ਦੇ ਸਾਰੇ ਠੱਗੇ ਗਏ ਹਰੀਚੰਦ ਰਾਜਾ ਠੱਗ ਲਿਆ ਠੱਗ ਲਿਆ ਨਾ ਧਰਮੇ ਠੱਗਾਂ ਦਾ ਠੱਗਾਂ ਦਾ ਕੰਮ ਠੱਗੀ ਮਾਰਨਾ ਹੁੰਦਾ ਠਾਂਗੇ ਕਿਉਂ ਜਾਏ ਕਿਉਂ ਕਹਿਤਾ ਉਹ ਠੱਗਾਂ ਦੇ ਦੇਸ਼ ਚ ਰਹਿੰਦੇ ਹੋ ਤੁਸੀਂ ਇਹ ਇਹ ਨਹੀਂ ਠੱਗੇ ਜਾਣੇ ਜਿਹੜੇ ਗੁਰਮੁਖ ਨੇ ਬਾਕੀ ਸਭ ਠੱਗੇ ਹੋਏ ਹੈਗੇ ਹੀ ਨੇ ਠੱਗਾਂ ਦੇ ਡੋਲੇ ਬਾਦ ਨੇ ਫਿਰੇ ਹੋਏ ਫਿਰਦੇ ਠੱਗ ਠੱਗ ਬਣਾਉਂਦੇ ਫਿਰਦੇ ਨੇ ਜਿੰਨੇ ਸੰਤ ਬਣੇ ਨੇ ਫਟਾਫਟ ਸਭ ਠੱਗਦੇ ਹੋਰ ਕੀ ਨੇ ਕਿੱਥੋਂ ਗਿਆ ਨੇ ਕਿਹੜਾ ਗਿਆਨ ਦਿਖਾਉਣ ਕੀ ਨੇ ਦਿਖਾਉਣ ਦਾ ਸਹੀ ਕੀ ਹੈ ਕੋਲ ਜੇ ਕੋਲ ਨਹੀਂ ਕੋਈ ਸੰਤ ਬਣੇ ਨੇ ਡੰਗ ਨੇ ਫਿਰ ਸਗੀ ਮਾਰ ਨੂੰ ਸੰਤ ਬਣ ਗਏ ਇਹ ਦਿਖਾਉਣ ਕੀ ਹੈ ਜੋ ਗੱਲ ਜੇ ਹਰ ਕੇ ਸੰਤ ਨਹੀਂ ਬਣਾ ਸਕੇ ਡੰਗ ਨੇ ਇਹ ਤਾਂ ਹਰ ਕੇ ਸੰਤ ਨੇ ਹਰ ਦੀ ਕਥਾ ਸੁਣਾਉਣ ਸਭ ਤੋਂ ਉੱਤਮ ਹਰ ਕੀ ਕਥਾ ਜੇ ਹਰ ਕੇ ਸੰਤ ਨੇ ਹਰ ਕੀ ਕਥਾ ਸੁਣਾਉਣ ਹਰ ਕੀ ਕਥਾ ਗੁਰਬਾਣੀ ਹੈ ਹਰ ਕੀ ਕਥਾ ਕਹਾਣੀਆਂ ਸੁਣਾਉਣ ਗੁਰਬਾਣੀ ਦੀ ਵਿਆਖਿਆ ਲੋਕਾਂ ਨੂੰ ਫਿਰ ਅਸੀਂ ਮੰਨਾਂਗੇ ਹਰ ਕੇ ਸੰਤ ਨੇ ਤੇ ਨਹੀਂ ਬਨਾਰਸ ਕੇ ਡਾਂਗਰੇ ਤੀ ਕੋਈ ਵੈਰਾਈਟੀ ਹੈ ਨਹੀਂ ਗੁਰਬਾਣੀ ਦੀ ਕਿਉਂ ਉਹ ਦਾਦਰ ਦੀ ਵੈਰਾਈਟੀ ਕਿਹੜੀ ਹੈ ਗੁਰਬਾਣੀ ਦਾ ਦੋਵੇਂ ਵੈਰਾਈਟੀਆਂ ਨੇ ਦੱਸੀਆਂ ਕਿ ਉਹਨਾਂ ਨੇ ਕੋਈ ਤੀ ਬਣਾਈ ਹੈ ਦਾਦਰ ਨਾ ਉਹ ਮਰੇ ਨੇ ਠਾਗੇ ਜਾਣ ਨਾ ਉਹ ਮਰਦੇ ਨੇ ਭਾਈ ਨਾ ਉਹਨਾਂ ਨਾਲ ਡੰਗੀ ਕਰ ਸਕਦਾ ਕੋਈ ਕੋਈ ਦੁਨੀਆ ਦਾ ਗਿਆਨ ਕੋਈ ਦੁਨੀਆ ਦਾ ਪੀਰ ਪੈਗੰਬਰ ਕੋਈ ਦੁਨੀਆ ਦਾ ਧਰਮ ਜਾਂ ਦੁਨੀਆ ਦਾ ਕੋਈ ਸਿਆਣਾ ਅਕਲਮੰਦ ਉਹਨਾਂ ਨੂੰ ਠੱਗੀ ਨਹੀਂ ਮਾਰ ਸਕਦਾ ਉਹਨਾਂ ਦਾ ਗਿਆਨ ਸਭ ਤੋਂ ਉੱਚਾ ਠੱਗੀ ਦਾ ਬਹੁਤੇ ਗਿਆਨ ਵਾਲਾ ਥੋੜੇ ਗਿਆਨ ਵਾਲੇ ਨੂੰ ਮਾਰਦਾ ਉਦੋਂ ਬੜਾ ਗਿਆਨ ਹੀ ਨਹੀਂ ਕਿਸੇ ਕੋਲ ਠੱਗੀ ਕਿਵੇਂ ਮਾਰੂ ਬੜਾ ਦਇਆ ਦਾ ਸਾਰਿਆਂ ਨੂੰ ਆਪਣੇ ਅੰਦਰ ਹੀ ਠੱਗੀ ਮਾਰ ਕੇ ਲੈ ਲੈਂਦਾ ਸਮੁੰਦਰ ਨੇ ਠੱਗੀ ਮਾਰ ਕੇ ਸਾਰੇ ਵਿੱਚ ਲੈ ਲਏ ਦਰਿਆ ਸਾਰੇ ਸਮਾ ਗਏ ਨਾ ਕੀ ਦਾ ਦੋ ਸਮੁੰਦਰ ਦਾ ਛੱਗੇ ਦਰਿਆ ਗਏ ਡਗਿਆ ਸਮੁੰਦਰ ਗਿਆ ਸਮੁੰਦਰ ਦਾ ਨਾਮ ਜਾਂਦਾ ਉਹਨਾਂ ਦਾ ਹੈ ਨਹੀਂ ਸਮੁੰਦਰ ਦਾ ਨਾਮ ਚੱਲਦਾ ਹੈ ਉਹਨਾਂ ਦਾ ਹੈ ਨਹੀਂ ਨਾਉ ਮਰੇ ਮਰਦੇ ਨਹੀਂ ਹੁੰਦੇ ਹੋ ਨਾਉ ਠੱਗੇ ਜਾਂਦੇ ਜਿਹੜਾ ਠੱਗਿਆ ਜਾਂਦਾ ਉਹੀ ਮਰਦਾ ਜਿਹੜਾ ਠੱਗਿਆ ਗਿਆ ਮਰ ਗਿਆ ਜੰਮਣ ਮਨ ਚ ਜੇ ਬਾਲ ਰਾਜਾ ਠੱਗਿਆ ਗਿਆ ਜੰਮਣ ਮਨ ਚ ਤਾਂ ਇਹਦਾ ਜੂਸ ਕੇ ਦਵਾਰ ਖੜਾ ਲੈ ਗਿਆ ਖੜਾ ਹੀ ਆ ਨਾ ਕੇ ਦਵਾਰ ਅੰਦਰ ਤਾਂ ਨਹੀਂ ਵੜਿਆ ਹਣ ਤਾਂ ਨਹੀਂ ਗਿਆ ਮਾਰੇ ਨਾ ਖੜਾ ਰਹਿਣ ਦੇ ਜਿਨ ਕਾ ਰਾਮ ਵਸੇ ਮਨ ਮਾਹੇ ਕੌਣ ਨੇ ਜਿਹੜੇ ਠਾਕੇ ਨਹੀਂ ਜਾਂਦੇ ਜਿਨ ਕੇ ਰਾਮ ਬਸੇ ਮਨ ਮਾਰੇ ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਸਦਾ ਉਹਦੇ ਨਾਲ ਸੰਤੇ ਹੋਏ ਨੇ ਹੋ ਮਹਿਮਾ ਮਾਹੇ ਤਿੱਥੈ ਭਗਤ ਵਸੈ ਕੇਰੋ ਉਸ ਅਵਸਥਾ 'ਚ ਭਗਤ ਵਸਦੇ ਹੁੰਦੇ ਨੇ ਸਾਰੇ ਸਾਰੇ ਟੋਟਲ ਕੇ ਸਾਰੇ ਦਾ ਸੈਂਸ ਵਿੱਚ ਆਉਂਦਾ ਟੋਟਲ ਉਹ ਕੋਈ ਭਾਸ਼ਾ ਦੇ ਭਗਤ ਹੋਣ ਕਿਤੇ ਕਿਤੇ ਬੜੀਆਂ ਕੋਈ ਵੀ ਥੱਲੇੋਂ ਗਿਆਨ ਲੈ ਕੇ ਆਵੇ ਸੁਰਾਂ ਸਤ ਥੱਲੇ ਦਾ ਗਿਆਨ ਕੋਈ ਹੋਵੇ ਉਹਦਾ ਉੱਪਰ ਆ ਕੇ ਜੇ ਭਗਤ ਬਣਦਾ ਦੇਖੋ ਜਿਹੜਾ ਆਪਣਾ ਫਰੀਦ ਹੈ ਫਰੀਦ ਹੋਰ ਮਤ ਚ ਆਇਆ ਹੈ ਪਰ ਉਹਦੀ ਲੋ ਹੋਰ ਸੀ ਗਿਆਨ ਹੋਰ ਸੀ ਬੇਸਿਕ ਇੱਥੇ ਆ ਕੇ ਬਦਲ ਗਿਆ ਪਿੱਛੋਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਇਸ ਲਈ ਕਿ ਕੋਈ ਚਿੱਟੇ ਕੱਪੜਿਆਂ ਵਾਲੇ ਸੰਤ ਆਏ ਨੇ ਬੜਾ ਵਾਲੇ ਆਏ ਨੇ ਕੋਈ ਕੈਸੇ ਆਏ ਨੇ ਕੋਈ ਕੈਸੇ ਆਏ ਨੇ ਇੱਥੇ ਆ ਕੇ ਇੱਕ ਨੇ ਪਿੱਛੋਂ ਚਾਹੇ ਕਿਸੇ ਵੀ ਕੈਟਾਗਰੀ ਤੋਂ ਆਗੇ ਕੋਈ ਵੀ ਗਿਆਨ ਲੈ ਕੇ ਆਗੇ ਗਏ ਲੋਦਾ ਉਹਨਾਂ ਦਾ ਗਿਆਨ ਹੀ ਹੁੰਦਾ ਨਾ ਜਿੱਤ ਦੁਆਰੇ ਉਭਰੇ ਇੱਥੇ ਲਈ ਹੋਆ ਪਿੱਛੋਂ ਕਿਸੇ ਵੀ ਮਤ ਨੇ ਉਹਨਾਂ ਨੂੰ ਲਿਆਂਦਾ ਪਰ ਜਦ ਸੰਪਰਕ ਚਾਹੇ ਗੁਰਮਤ ਦੇ ਉਹਨਾਂ ਨੇ ਉਹ ਮਤ ਛੱਡ ਕੇ ਆ ਜਿਹੜੀ ਉਹ ਕਬੀ ਸੀ ਉਹ ਛੱਡ ਕੇ ਜਿਹੜੀ ਉਹ ਠੀਕ ਸੀ ਗੱਲ ਰੱਖ ਲਈ ਜਿਹੜੀ ਛੱਡਣ ਵਾਲੀ ਦੀ ਛੱਡਤੀ ਗੁਰਮਤ ਗ੍ਰਹਿਣ ਕਰ ਲਈ ਭਗਤ ਬਣੋ ਲੋ ਆ ਲੋਹਾਂ ਲੋ ਉਹਦੇ ਸਿੱਧੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੁਣ ਸੱਚਖੰਡ ਦੇ ਸਾਰੇ ਹੀ ਭਗਤ ਬਸਦੇ ਨੇ ਉਹਦੇ ਕੋਈ ਗੁਰੂ ਨਹੀਂ ਹੈਗਾ ਸੱਚਖੰਡ ਦੇ ਭਗਤਾਂ ਟੋੜਾਂ ਦਾ ਜਿਹੜਾ ਗਿਆਨ ਹੈ ਨਾ ਉਹ ਗੁਰੂ ਹੈ ਭਗਤ ਬਸੇ ਕਹਿਤਾ ਹੁਣ ਇੱਥੇ ਗੁਰੂ ਦਾ ਬਸਦਾ ਕੋਈ ਨਹੀਂ ਹੈ ਕਿਹਾ ਫਿਰ ਰੌਲਾ ਕਾਦਾ ਹੈ ਨਾਨਕ ਦਾ ਗੁਰੂ ਦਾ ਔਰ ਪ੍ਰਵਦਾਸ ਦਾ ਰੌਲਾ ਕਾਦਾ ਰਹਿ ਗਿਆ ਰੌਲਾ ਹੈ ਜਿਹਨਾਂ ਨੂੰ ਸਮਝ ਕੋਈ ਨਹੀਂ ਨਾ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਹੈ ਨਾ ਉਹਨਾਂ ਨੂੰ ਗਿਆਨ ਦੀ ਲੋੜ ਹੈ ਅਕਾਲੀਆਂ ਨੇ ਆਪਣੇ ਵੋਟਾਂ ਖਾਤਰ ਨੇ ਉਹ ਆਪਣੀਆਂ ਵੋਟਾਂ ਖਾਤਰ ਕਰਦੇ ਨੇ ਉਹਨਾਂ ਨੂੰ ਜ਼ੂਏ ਨੇ ਉਂਗਲ ਦੇਤੀ ਹੋ ਵੀ ਤੁਸੀਂ ਵੀ ਆਪਣਾ ਗਰੁੱਪ ਬਣਾਓ ਤੁਹਾਨੂੰ ਮਿਨਿਸਟਰੀਅਲ ਦੇ ਜੇ ਕੁਝ ਬੰਦਿਆਂ ਨੂੰ ਉਹਨਾਂ ਨੇ ਆਪਣੀ ਗਟਪਿੰਡ ਕਰ ਲਈ ਮਾਇਆਵਤੀ ਨੇ ਆਪਣੀ ਕਰ ਲਈ ਇਹ ਤਾਂ ਗਰੁੱਪ ਬੰਦੀ ਇਹਨਾਂ ਦੀ ਮਾਇਆ ਦੇ ਵਿੱਚ ਹੈ ਧਰਮ ਨਾਲ ਦਾ ਕੀ ਸੰਬੰਧ ਹੈ ਮੁੱਦਾ ਰੱਖ ਲਿਆ ਕੋਈ ਰਵਦਾਸ ਗੁਰੂ ਗੁਰੂ ਹੋਣਾ ਚਾਹੀਦਾ ਉਹ ਜੇ ਕਿਸੇ ਨੇ ਕੋਈ ਗੱਲ ਵਿਗਾੜ ਲਈ ਆਪਣੀ ਹੁਣ ਮੁਸਲਮਾਨ ਕਹਿੰਦੇ ਨੇ ਸਾਡਾ ਸ਼ਰੀਕ ਖੁਦਾ ਹੈ ਇਸ ਨੂੰ ਕੰਡੈਮ ਕਰਦੀ ਹੈ ਬਾਣੀ ਸ਼ਰੀਕ ਖੁਦਾ ਨਹੀਂ ਕਹੀ ਜਾਂਦਾ ਠੀਕ ਹੈ ਨਹੀਂ ਕਿ ਅਸੀਂ ਮਨ ਨੂੰ ਕਹਿ ਲਾਂਗੇ ਸ਼ਰੀਕ ਖੁਦਾ ਹੈ ਅਸੀਂ ਨਹੀਂ ਕਹਿੰਦੇ ਗਲਤ ਹੈ ਕਹਿਣਾ ਤਾਂ ਉਹ ਕਹਦੇ ਕਹਿੰਦੇ ਨੇ ਗਲਤ ਜੇ ਅਸੀਂ ਸਿੱਖਾਂ ਨੇ ਗਲਤੀ ਕਰ ਲਈ ਗਲਤ ਹੈ ਬੰਦੇ ਉਹ ਕਹਦੇ ਕਹਿੰਦੇ ਨੇ ਵੀ ਗੁਰੂ ਹੈ ਜਿਹੜਾ ਉਹਨਾਂ ਨੂੰ ਗਿਆਨ ਬਿਲਕੁਲ ਨਹੀਂ ਹੈ ਸਮਝ ਨਹੀਂ ਹੈਗੀ ਉਹਨਾਂ ਨੂੰ ਨਾ ਇਹ ਤਾਂ ਇੱਕ ਮੁੱਦਾ ਚੱਕਿਆ ਉਹਨਾਂ ਨੇ ਵੀ ਝਗੜਾ ਪਾਉਣ ਦਾ ਮੁੱਦਾ ਕਰਨਾ ਸੀ ਗੁਰੂ ਨੋ ਭਗਤ ਬੜਾ ਹੈ ਗੁਰੂ ਦਾ ਕੱਚੇ ਵੀ ਨੇ ਪੱਕੇ ਵੀ ਨੇ ਗੁਰੂ ਦਾ ਅੰਦਲੇ ਵੀ ਨੇ ਗੁਰੂ ਜੀ ਨਾਲ ਕੇ ਅੰਦਲੇ ਗੁਰਬਾਣੀ ਦੋ ਪ੍ਰਕਾਰ ਦੇ ਗੁਰੂ ਨੇ ਭਗਤ ਦੋ ਪ੍ਰਕਾਰ ਦੇ ਨਹੀਂ ਹਨ ਭਗਤ ਇੱਕੋ ਪ੍ਰਕਾਰ ਦੇ ਨੇ ਸੰਤ ਦੋ ਪ੍ਰਕਾਰ ਦੇ ਨੇ ਗੁਰਬਾਣੀ ਚ ਬਨਾਰਸ ਕੇ ਠਾਕ ਵੀ ਨੇ ਗੁਰੂ ਦਾ ਗਾਣਾ ਕੱਢੀ ਹੋਈਆਂ ਨੇ ਗੁਰਬਾਣੀ ਚ ਮਾਈ ਮੁੰਡੋ ਤੇ ਗੁਰੂ ਦੀ ਜਿਆਦੇ ਪਰ ਬਣ ਜਾਏ ਗੁਰਬਾਣੀ ਗੁਰੂ ਦਾ ਬੁਰਾ ਕਹਿੰਦੀ ਹੈ ਜਿਹੜਾ ਸੰਸਾਰ 'ਚ ਗੁਰੂ ਹੈ ਜਨਮ ਲੈ ਕੇ ਉਹਨੂੰ ਬੁਰਾ ਕਹਿੰਦੀ ਹੈ ਬਾਣੀ ਚੰਗਾ ਨਹੀਂ ਕਹਿੰਦੀ ਹੈ ਜੇ ਉਹਨਾਂ ਇਹਨਾਂ ਦੀ ਮਤ ਮਾਰੀ ਗਈ ਸਿੱਖਾਂ ਦੀ ਉਹਨਾਂ ਦੀ ਵੀ ਇਹਦਾ ਮਤਲਬ ਮਤ ਮਾਰੀ ਹੋਈ ਹੈ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਇਓ ਇਹ ਤਾਂ ਖਸਮ ਨਾਲ ਬਰਾਬਰੀ ਹੈ ਸੱਚ ਸਭਨਾ ਦਾ ਖਸਮ ਹੈ ਜੀ ਤੋਂ ਜਨਮ ਹੋਇਆ ਉਹਦੀ ਬਰਾਬਰੀ ਨਹੀਂ ਕਰੀਦੀ ਇਹ ਤਾਂ ਉਦੋਂ ਵੀ ਗਾਂ ਗੁਰੂ ਤਾਂ ਸ਼ਬਦ ਗੁਰੂ ਹੈ ਆਇਆ ਸੀ ਨਾ ਉਹਦੇ ਬਰਾਬਰ ਤਾਂ ਹੁਕਮ ਹੈ ਉਹਦੇ ਬਰਾਬਰ ਤਾਂ ਕੋਈ ਸ਼ਕਤੀ ਹੈ ਉਹ ਨਹੀਂ ਤੇ ਤੇ ਹੋਰ ਨਾ ਕੋਈ ਹੋਰ ਤੁਸੀਂ ਕਿਵੇਂ ਪੈਦਾ ਕਰਦਾ ਬਰਾਬਰ ਦਾ ਸ੍ਰੀ ਸ਼ਰਮ ਸਰਬਕੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਤੁਸੀਂ ਹੋਰ ਕਿਵੇਂ ਖੜਾ ਕਰਤਾ ਉਹਦੇ ਬਰਾਬਰ ਮਤ ਮਾਰੀ ਹੋਈ ਆ ਜਿਹਨਾਂ ਨੇ ਕਰਤਾ ਆਜੂ ਟਿਕਾਣੇ ਜੋ ਭੰਨ ਕੇ ਗਾਣੀ ਬਹੁ ਨਾ ਭੰਨ ਕੇ ਬਹੁ ਪਊ ਨਹੀਂ ਮੇਰਾ ਬਟੇ ਨਹੀਂ ਕੋਈ ਸਿਆਣਦਾ ਨੂੰ ਨਾ ਸਿਆਣਨੇ ਹਾਲੇ ਦੇ ਲੋਕਾਂ ਨੂੰ ਭੇਜਦਾ ਨਹੀਂ ਪਤਾ ਹੈ ਜਿੰਨੇ ਗੱਲਾਂ ਖੁੱਲ ਗਿਆ ਨਾ ਕਿਸੇ ਨੇ ਨਹੀਂ ਸਿਆਣਨਾ ਉਹ ਇੰਟੈਲੀਜੈਂਟ ਮੁੰਡੇ ਨੇ ਸਾਰੇ ਉਹ ਬਾਤ ਪੜ੍ਹੇ ਲਿਖੇ ਨੇ ਉਹਨਾਂ ਦੇ ਗਰੁੱਪ ਬਣੇ ਨੇ ਕਿੰਨੇ ਕਿੰਨੇ ਜਦੋਂ ਉਹਨਾਂ ਨੇ ਸਾਰੀ ਗੱਲ ਪਿਕਅਪ ਕਰ ਲਈ ਇਹਨਾਂ ਨੂੰ ਕਿਹਨੇ ਪੁੱਛਣ ਮੱਖਣ ਜੋ ਬਾੜ ਨੂੰ ਕੱਢ ਕੇ ਬਾਹਰ ਮੰਨ ਗਏ ਇਹਨਾਂ ਨਾਲ ਹੀਰੇ ਨੇ ਜਿੰਦਾਬਾਦ ਮੁਰਦਾਬਾਦ ਵਾਲੇ ਜਿਨ੍ਹਾਂ ਦਾ ਅਚਾਰਨੇ ਕੁਝ ਨਹੀਂ ਝੂਠਦੇ ਸਵਾ ਉਹਨਾਂ ਦਾ ਅਚਾਰਨੇ ਕੁਝ ਨਹੀਂ ਲੋਕ ਸਾਰੇ ਜਾਣਦੇ ਨੇ ਉਹਨੂੰ ਸਾਰਾ ਝੂਠ ਬੋਲਣਾ ਠੱਗੀਆਂ ਮਾਰਨੀਆਂ ਪੈਸੇ ਲੈਣੇ ਲੈ ਕੇ ਬੁੱਕਰ ਜਾਣੇ ਕੰਮ ਕਰਾਉਣਾ ਉਹ ਕਰਾਉਣਾ ਆਹ ਦਾ ਕੰਮ ਇਹਨਾਂ ਧਰਮ ਨਾਲ ਦਾ ਕੀ ਸੰਬੰਧ ਸਭ ਜਾਣਦੇ ਨੇ ਕੁਛ ਨਹੀਂ ਇਹਨਾਂ ਦੇ ਤੇ ਸਹਿਜ ਭਗਤ ਤੋਂ ਵਸੈ ਇਹ ਲੋਕ ਉਹ ਸਾਰੇ ਜਿੰਨੇ ਵੀ ਧਰਮ ਨੇ ਜਿੰਨੇ ਵੀ ਗਿਆਨ ਕਰਾਏ ਜਾਂਦੇ ਨੇ ਮਤਾਂ ਨੇ ਗਿਆਨ ਕਰਾਉਂਦੀਆਂ ਸਾਰਿਆਂ ਜੋ ਜਿਹੜੇ ਭਗਤ ਵਸਦੇ ਨੇ ਇੱਕੋ ਥਾਂ ਵਸਦੇ ਨੇ ਉੱਥੇ ਨਹੀਂ ਹੈਗਾ ਦੇਸ਼ ਵੱਖਰਾ ਵੱਖਰਾ ਵੀ ਆ ਜੀ ਫਲਾਣੇ ਦੇਸ਼ ਦਾ ਭਗਤ ਹੈ ਆ ਜੀ ਫਲਾਣੇ ਦੇਸ਼ ਦਾ ਭਗਤ ਹੈ ਉੱਥੇ ਭੇਦ ਭਾਵ ਨਹੀਂ ਹੈ ਮੁਸਲਮਾਨਾਂ ਜੋ ਆਇਆ ਹੋਇਆ ਹੈ ਜਿਵੇਂ ਕਹਿੰਦੇ ਵੱਖਰੇ ਵੱਖਰੇ ਜਾਤਾਂ ਦੀ ਬਾਣੀ ਲਜਾਤਾਂ ਦੀ ਗੱਲ ਹੁੰਦਾ ਹਿੰਦੂ ਭਗਤਾਂ ਦੀ ਭਗਤ ਹਿੰਦੂ ਹੁੰਦੇ ਭਗਤ ਹਿੰਦੂ ਹੁੰਦੇ ਨੇ ਤਾਂ ਕਿਹਾ ਹੋਇਆ ਅੱਗੇ ਜਾਤ ਨਾ ਹੇ ਅੱਗੇ ਜੋਤ ਹੈ ਜਾਤ ਹੈ ਹੀ ਨਹੀਂ ਅੱਗੇ ਪਛਾਣੇ ਕੋਈ ਨਹੀਂ ਕਿਸੇ ਦੀ ਸਰੀਰ ਕਰਕੇ ਪਛਾਣਦਾ ਤਾਂ ਅੱਗੇ ਤੇ ਕੋਈ ਹੈ ਜੋ ਸਾਰੇ ਦੀ ਪਛਾਣ ਹੀ ਕੋਈ ਨਹੀਂ ਕਿਸੇ ਦੀ ਵੀ ਗੰਗਾ ਦਾ ਜਮਨਾ ਦਾ ਪਾਣੀ ਉੱਥੇ ਦਾ ਪਛਾਣ ਵੀ ਆ ਗੰਗਾ ਜਮਨਾ ਤੋਂ ਗੜਵੇ ਭਾਲੇ ਉਹ ਫਿਰ ਪਛਾਣ ਲਈ ਵੀ ਆ ਗੰਗਾ ਦਾ ਜਮਨਾ ਤੋਂ ਭੜ ਕੇ ਆ ਗਿਆ ਨਾ ਇੱਥੇ ਬੋਤਲਾਂ 'ਚ ਪਾ ਕੇ ਰੱਖ ਲਿਓ ਫਿਰ ਪਛਾਣ ਕੇ ਦੱਸੇ ਵੀ ਗੁਲਾਬਰੀ ਦਾ ਕਿਹੜਾ ਗੰਗਾ ਦਾ ਕਿਹੜਾ ਜਮਨਾ ਦਾ ਕਿਹੜਾ ਗਾਂ ਕੀ ਪਤਾ ਨਾਨਕ ਲੀਨ ਭਿਓ ਗੋਬਿੰਦ ਸਿਓ ਜੋ ਪਾਣੀ ਸਭ ਪਾਣੀ ਉਹਦਾ ਜਿੰਨਾ ਜਿਹੜਾ ਇੱਥੇ ਆ ਤੁਰੇ ਫਿਰਦੇ ਉਹ ਲੱਗਦਾ ਹਿੰਦੁਸਤਾਨ ਹੈ ਜੀ ਇਹ ਪਾਕਿਸਤਾਨ ਹੈ ਜੀ ਆਓ ਇੰਗਲੈਂਡ ਹੈ ਫਲਾਨਾ ਟਿਪਕਾ ਉੱਤੇ ਕੀ ਹੈ ਉਹੀ ਬੱਦਲ ਹੈ ਉਹੀ ਵੀ ਹੈ ਇੱਕ ਕਣੀ ਜਾ ਕੇ ਛੁੱਟੀ ਦੇ ਉੱਤੇ ਇਧਰੋਂ ਜਰਾ ਹਵਾ ਦਾ ਝੋਂਕਾ ਆ ਗਿਆ ਤਾਂ ਚੀਨ ਦੇ ਦਰਿਆਵਾਂ ਜਾਊਗੀ ਇਧਰ ਹਵਾ ਦਾ ਝੋਂਕਾ ਆ ਗਿਆ ਹਿੰਦੁਸਤਾਨ ਦੇ ਦਰਿਆਵਾਂ ਜਾਈ ਫਿਰ ਉਹੀ ਹੈ ਇੱਕ ਹਵਾ ਦੇ ਝੋਂਕੇ ਨਾਲ ਹਿੰਦੁਸਤਾਨ ਦੀ ਬਣ ਜਾਣਾ ਉਹਨੇ ਦੂਏ ਨਾਲ ਚੀਨ ਦੀ ਬਣ ਜਾਣਾ ਤਾਂ ਦੱਸ ਕੀ ਫਰਕ ਪੈ ਗਿਆ ਐਤੋਂ ਬਦਲ ਗਿਆ ਜਾ ਕੇ ਪਾਕਿਸਤਾਨ 'ਚ ਵਰਤ ਗਿਆ ਤੇ ਕੜੀ ਨਹੀਂ ਸੀ ਛੋਟਾ ਬੈਕਗ੍ਰਾਉਂਡ ਤਾਂ ਰੋਕ ਲੈਂਦੇ ਰਾਜ ਜੇ ਦਾਵਾ ਕਰ ਦੋ ਉਹਨਾਂ ਦੇ ਵੀ ਸਾਡਾ ਬੰਦਰ ਚਲਾ ਗਿਆ ਵੀ ਤੁਹਾਡੇ ਦੋ ਸਾਨੂੰ ਇਹਦਾ ਜਿੱਥੇ ਤੱਕ ਕਹਿੰਦਾ ਬਸ ਚੱਲਦਾ ਉੱਥੇ ਤੱਕ ਬੱਕ ਮਾਰਦੇ ਨੇ ਇਹ ਹਵਾ ਰੋਕ ਲਓ ਤੁਸੀਂ ਵੀ ਸਾਡੀ ਹਵਾ ਤੁਸੀਂ ਸਾਹ ਕਾਹਦੇ ਲੈਣੋ ਸਾਡੇ ਦੇ ਆਈ ਹੋਈ ਹੈ ਸਾਡੇ ਜੰਗਲਾਂ ਜੋ ਹਵਾ ਆਈ ਹੈ ਫਰੈਸ਼ ਆਕਸੀਜਨ ਸਾਡੀ ਵਾਪਸ ਕਰੋ ਪਾਣੀ ਦੇ ਨਾਲ ਤੇ ਹਵਾ ਦੇ ਮਿਲਾਉਣ ਪੈਣ ਪਾਣੀ ਤੇ ਜੋ ਲੜਦੇ ਨੇ ਹਵਾ ਤੇ ਲੜਨ ਕਰੇ ਆਨੰਦ ਸੱਚਾ ਮਨ ਸੋਏ ਕਰੇ ਆਨੰਦ ਭਗਤ ਬਸੇ ਕੇ ਲੋ ਉਥੇ ਕੀ ਕਰਦੇ ਨੇ ਕਰਦੇ ਕੀ ਨੇ ਆਨੰਦ ਕਰਦੇ ਨੇ ਕਰ ਨੂੰ ਕੋਈ ਕੰਮ ਨਹੀਂ ਪਰਮਾਨੰਦ ਦੀ ਅਵਸਥਾ ਚ ਸੱਚਾ ਮਨ ਸੋ ਮਨ ਦੇ ਵਿੱਚ ਕੀ ਹੈ ਸੱਚ ਹੈ ਉਹੀ ਸੱਚ ਹੈ ਜਿਹੜਾ ਇਥੋਂ ਸਮਝ ਕੇ ਗਏ ਨੇ ਸੱਚ ਬਦਲਦਾ ਨਹੀਂ ਹੁੰਦਾ ਜਿਹੜਾ ਇੱਥੋਂ ਲੈ ਕੇ ਨਾ ਸੱਚ ਹੋਈ ਹੈ ਉਹ ਹੀ ਉੱਥੇ ਸਾਰਿਆਂ ਦੇ ਮਨ ਚ ਹੈ ਇਹ ਨਹੀਂ ਵੀ ਇੱਥੇ ਵਾਲਾ ਸੱਚ ਹੋਰ ਹੈ ਉੱਥੇ ਵਾਲਾ ਹੋਰ ਹੈ ਸੱਚ ਸੋਭਾ ਦਾ ਮਾਲਕ ਹੈ ਸੱਚ ਸੱਚ ਸੋਭਾ ਦਾ ਮਾਲਕ ਸੱਚ ਹੈ ਸੱਚ ਦੀ ਸੋਏ ਸੱਚ ਹੈ ਸੱਚ ਦੀ ਸੋਭਾ ਇਹਦੇ ਸਵਾਲ ਉਹਨਾਂ ਦੇ ਮਨ ਚ ਹੋਰ ਕੁਝ ਹੈ ਹੀ ਨਹੀਂ ਸੱਚੇ ਦੀ ਸੋਭਾ ਇਹ ਸੱਚਾ ਮਨ ਸੱਚਾ ਸੱਚਾ ਸੋਇ ਉਹਦੇ ਵਿੱਚ ਕੀ ਹੈ ਤੁਸੀਂ ਸੋਭਾ ਸੱਚ ਦੀ ਮਨ ਚ ਕੀ ਹੈ ਸੱਚ ਮਨ ਸੱਚਾ ਸੱਚ ਖੰਡ ਵਸਾਇ ਨਿਰੰਕਾਰ ਹੁਣ ਇਹ ਜਿਹੜਾ ਹੈ ਨਿਰੰਕਾਰ ਇੱਕ ਵਚਨ ਦਾ ਹੁੰਦਾ ਇੱਕ ਵਚਨ ਰਾਰੇ ਨੂੰ ਕੜਨ ਨਿਰੰਕਾਰ ਉਹਦਾ ਇੱਕ ਲਫ਼ਜ਼ ਆਇਆ ਨੇ ਇੱਕ ਓਮਕਾਰ ਦੇ ਪਹਿਲਾਂ ਉਹ ਨਿਰੰਕਾਰ ਹੈ ਨਉ ਨਿਰੰਕਾਰ ਨਿਰਾਕਾਰ ਐਡਜੈਕਟਿਵ ਹੈ ਨਿਰੰਕਾਰ ਨਾਉਨ ਹੁਣ ਜਦ ਇੱਕ ਹੋ ਕੇ ਭਗਤ ਹੋ ਗਿਆ ਭਗਤ ਨਿਰੰਕਾਰ ਹੈ ਜਿਹੜਾ ਵਸ ਗਿਆ ਜਾ ਕੇ ਸਤਿਖੰਡ ਜੋ ਨਿਰੰਕਾਰ ਹੋ ਜਾਂਦਾ ਸਤਿਖੰਡ ਵਸਦਾ ਜਾ ਕੇ ਨਿਰੰਕਾਰ ਹੈ ਇੱਕ ਨਿਰੰਕਾਰ ਹੈ ਨਿਰਾਕਾਰ ਉਹਦਾ ਗੁਣ ਹੈ ਨਿਰੰਕਾਰ ਉਹ ਆਪ ਹੈ ਜਦ ਆਪ ਬੋਲਦੇ ਹਾਂ ਅਸੀਂ ਉਹ ਹੈ ਨਾ ਨਿਰੰਕਾਰ ਕੌਣ ਹੈ ਜਿਸ ਦਾ ਆਕਾਰ नहीं होता निराकार की है आकार रहत होती है जो प्रोजेक्ट निराकार वो वस्तु है जिसका आकार नहीं होता वस्तु क्या है कोई नहीं पता ਨਿਰੰਕਾਰ ਵਸਤੂ ਦਾ ਪਤਾ ਆ ਚੀਜ਼ ਕੌਣ ਹੈ ਸੱਚਖੰਡ ਵਸੇ ਨਿਰੰਕਾਰ ਇਹ ਨਿਰੰਕਾਰ ਹੈ ਹੁਣ ਜਿਹੜਾ ਸੱਚਖੰਡ ਵਸਦਾ ਹੈ ਭਗਤ ਨਿਰੰਕਾਰ ਹੈ ਕੌਣ ਵਸਦਾ ਕਿੱਥੇ ਭਗਤ ਵਸੇ ਕੇ ਲੋਕ ਤੇ ਵਸਦੇ ਨੇ ਨਾ ਕਿੱਥੇ ਵਸਦੇ ਨੇ ਸੱਚਖੰਡ ਚ ਸੱਚ ਕਰਨ ਵਸੈ ਭਗਤਾਂ ਨਿਰੰਕਾਰ ਦੋ ਹੋ ਗਏ ਇੱਕ ਵਚਨ ਹੈ ਨਿਰੰਕਾਰ ਉਕੜ ਲੱਗਿਆ ਹੋਇਆ ਸਾਰੇ ਨਿਰੰਕਾਰ ਨੇ ਨਿਰੰਕਾਰਾਂ ਦਾ ਸਮੂਹ ਹੈ ਜੋ ਨਿਰੰਕਾਰ ਹੋ ਜਾਂਦਾ ਸੱਚਖੰਡ ਚਲੇ ਜਾਂਦਾ ਤੇ ਆ ਸਰੀਰਾਂ ਨਹੀਂ ਬਸਲਦਾ ਇਹਦਾ ਮਤਲਬ ਹੈ ਜਿਹੜੇ ਕਹਾਣੀਆਂ ਬਣਾਈਆਂ ਹੋਈਆਂ ਨੇ ਸੁਣੇ ਸਰੀਰ ਚਲਾ ਗਿਆ ਉਹ ਚਲਾ ਗਿਆ ਉਹ ਚਲਾ ਗਿਆ ਸਭ ਝੂਠ ਨੇ ਵੇ ਉੱਥੇ ਜੀ ਸ਼ਿਵ ਜੀ ਬਾਦਾ ਜੀ ਦੇਵ ਲੋਕ ਫਲਾਣਾ ਬਾਦਾ ਨੇ ਉੱਥੇ ਇਹ ਸਭ ਝੂਠ ਨੇ ਕਿਆ ਉਹਨਾਂ ਨੇ ਕਿਹਾ ਸਣੇ ਸਰੀਰ ਜਾ ਸਕੀ ਸਿੱਧ ਕਹਿੰਦੇ ਨੇ ਚਲੇ ਜਾਂਦੇ ਨੇ ਫਲਾਨਾ ਚਲੇਗਾ ਟਿੰਗਲਾ ਚਲੇਗਾ ਸਭ ਝੂਠ ਹੈ ਉਹਦਾ ਕੂੜੀ ਕੂੜਾ ਠੀਕ ਹੈ ਕੂੜਿਆਂ ਨੇ ਝੂਠ ਬੋਲੇ ਹੋਏ ਨੇ ਕਰ ਕਰ ਵੇਖੇ ਨਜ਼ਰ ਨੇ ਹਾਂ ਉਹ ਤੇ ਕੀ ਹੈ ਨਾਂਕਾਰ ਇਹ ਨਾਂਕਾਰ ਹੀ ਸਾਰੇ ਸ੍ਰਿਸ਼ਟੀ ਦੀ ਰਚਨਾ ਕਰ ਰਹੇ ਨੇ ਕਰ ਕਰ ਵੇਖੇ ਨਜ਼ਰ ਵੇਖੇ ਨੇ ਦੀ ਕਿਰਪਾ ਨਾਲ ਉੱਥੋਂ ਇੱਥੇ ਕੋਈ ਨਿਹਾਲ ਹੋ ਗਿਆ ਜਿਹਦੇ ਨਾਂਕਾਰ ਦੀ ਕਿਰਪਾ ਹੋਗੀ ਉਹ ਨਿਹਾਲ ਹੁਣ ਕਿਰਪਾ ਦੇ ਨਾਲ ਨਿਹਾਲ ਹੋਣਾ ਭਗਤੀ ਨਾਲ ਨਿਹਾਲ ਨਹੀਂ ਹੋਣਾ ਭਗਤੀ ਨਾਲ ਕਿਰਪਾ ਪ੍ਰਾਪਤ ਹੋਣੀ ਹੈ ਕਿਰਪਾ ਨਾਲ ਨਿਹਾਲ ਹੋਣਾ ਪੜਾਈ ਕਰਨੀ ਹੈ ਕੰਪੀਟੀਸ਼ਨ ਲੜਨਾ ਹੈ ਜਾਂ ਡਿਗਰੀ ਦਿਖਾਉਣੀ ਹੈ ਇੰਟਰਵਿਊ ਦੇਣਾ ਹੈ ਜੇ ਉਹਨਾਂ ਦੀ ਕਿਰਪਾ ਹੋਗੀ ਪਾਸ ਕਰਦਾ ਫੇਰ ਨੌਕਰੀ ਮਿਲਣੀ ਹੈ ਨਾ ਉਹ ਪੜ੍ਹਾਈ ਪੜ੍ਹੋਈ ਕੀਤੀ ਉਹਦਾ ਭਗਤੀ ਹੈ ਭਗਤੀ ਦੀ ਕੀਮਤ ਕਿੱਦਾਂ ਪੈਣੀ ਹੈ ਸਵਾਲ ਇਹ ਹੈ ਭਗਤੀ ਦੀ ਜੋ ਕੀਮਤ ਪੈਣੀ ਹੈ ਉਹਦੀ ਕਿਰਪਾ ਜੇ ਹਾਸਲ ਹੋ ਗਈ ਕੀਮਤ ਪੈ ਗਈ ਨਹੀਂ ਪਈ ਨਹੀਂ ਜੇ ਤਾਂ ਉਹਦੀ ਕਿਰਪਾ ਹੋ ਜੇ ਤਾਂ ਪ੍ਰਮਾਣ ਹੋ ਗਈ ਭਗਤੀ ਦਰਗਾਹ 'ਚ ਉਹਦੇ ਨਾਲ ਤਾਂ ਕੀਮਤ ਪੈ ਜਾਣੀ ਹੈ ਪ੍ਰਮਾਣ ਹੋ ਜਾਣੀ ਹੈ ਜੋ ਪ੍ਰਵਾਨ ਨਹੀਂ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਹੀ ਪ੍ਰਵਾਨ ਨੇ ਭਗਤੀ ਹੀ ਪ੍ਰਵਾਨ ਨੇ ਉੱਥੇ ਪ੍ਰਵਾਨ ਹੋਈ ਭਗਤੀ ਕਰੋ ਜਿਹੜੀ ਪ੍ਰਵਾਨ ਇਹ ਦਰਗਾਹੋਂ ਦਸੀ ਭਗਤੀ ਹੈ ਇਹ ਕਰੋਗੇ ਭਗਤੀ ਪ੍ਰਵਾਨ ਹੈ ਕਬੀਰ ਮੇਰੀ ਬੁੱਧ ਕੋ ਜਮਨਾ ਕਰੇ ਤਰਸੋਰ ਚੈਲੰਜ ਕਰਦਾ ਕਬੀਰ ਜਾਮ ਤਰਸਕਾਰ ਨਹੀਂ ਕਰ ਸਕਦਾ ਜਨਮੇ ਦੀ ਜਾਵੇਂ ਦੀ ਨਰਾਦਰੀ ਨਹੀਂ ਕਰ ਸਕਦਾ ਇਹਨੂੰ ਖੋਟੀ ਸਾਬਤ ਨਹੀਂ ਕਰ ਸਕਦਾ ਜੀ ਖੋਟੀ ਹੈ ਉਹ ਜਮ ਨਹੀਂ ਸਾਬਤ ਕਰਨੀ ਹੈ ਖੋਟੀ ਹੈ ਕਬੀਰ ਮੇਰੀ ਬੁੱਧ ਕੋ ਉਹ ਤਾਂ ਮੇਰੀ ਬੁੱਧ ਕਹਿ ਰਿਹਾ ਕਿਉਂਕਿ ਉਹ ਉਹਦੀ ਬੁੱਧ ਸੰਸਾਰੀਆਂ ਨਾਲ ਗੱਲ ਕਰ ਰਿਹਾ ਸੰਸਾਰੀਆਂ ਨਾਲ ਗੱਲ ਕਰ ਰਿਹਾ ਮੇਰੀ ਬੁੱਧ ਕੋ ਜਮਨਾ ਕਰੇ ਤਰਸਕਾਰ ਜਮੇ ਚ ਖੋਟ ਕੱਢ ਕੇ ਦਿਖਾਵੇ ਫੋੜ ਕੱਢ ਕੇ ਦਿਖਾਵੇ ਜਾਂ ਸਮਝੇ ਨਹੀਂ ਇਹ ਸੰਸਾਰ ਕੀ ਕਹਿੰਦੇ ਨਿੰਦਿਆ ਕਰੋ ਲੋਕ ਕੀ ਨਿੰਦੇ ਵਾਪਰਾ ਜਨਮ ਨਹੀਂ ਗਿਆਨ ਜਿਹਨੇ ਜਨਮ ਸੱਜਣ ਜਮਨਾ ਕਰੇ ਤਰਸਕਾਰ ਜਿਨ ਇਹ ਜਮੂਆ ਸਾਜਿਆ ਜਿਨੇ ਜਮ ਬਣਾਇਆ ਨਾ ਸੋ ਜਪਿਆ ਪਰਮਰਦਗਾਰ ਮੈਂ ਉਹ ਪਰਮਰਦਗਾਰ ਜਪਨੇ ਮੈਂ ਉਹਨੂੰ ਜਾਣ ਲਿਆ ਮੇਰੀ ਉਹਦੇ ਨਾਲ ਲਿੰਕ ਹੈ ਇਹ ਨਹੀਂ ਮੈਂ ਪੁੱਛਦਾ ਇਹਦੀ ਤਾਂ ਉਹਦੇ ਮੂਰੇ ਅੱਖੇ ਨਹੀਂ ਖੁੱਲਦੀ ਪਰਮ ਦੀ ਪਰਮ ਨੇ ਉਹ ਦੇਖਿਆ ਹੀ ਨਹੀਂ ਨੇਰੇ ਨੇ ਸੂਰਜ ਨਹੀਂ ਦੇਖਿਆ ਕਦੇ ਉਲੂ ਨੇ ਸੂਰਜ ਨਹੀਂ ਦੇਖਿਆ ਕਦੇ ਉਲੂ ਸੂਰਜ ਤੋਂ ਪਹਿਲੇ ਹੀ ਜਾਂਦਾ ਖੜੇ ਜਾ ਕੇ ਕਰ ਕਰ ਵੇਖਿਆ ਨਦਰ ਨੇ ਹਾਲ ਜਿੱਥੇ ਖੰਡ ਮੰਡਲ ਵਰ ਭੰਡ ਉੱਥੇ ਕੀ ਹੈ ਖੰਡ ਮੰਡਲ ਬਰਪਣ ਥੱਲੇ ਹੈ ਖੰਡਲ ਮਰ ਮੰਡਲ ਤੇ ਵਿੱਚ ਹੀ ਹੈ ਇਹ ਬਾਹਰ ਨਹੀਂ ਹੈਗਾ ਖੰਡਲ ਮੰਡਲ ਪੰਡ ਛੱਡ ਨਹੀਂ ਜਾਣੇ ਇਹ ਤਾਂ ਅੰਦਰ ਹੈ ਅਖੰਡ ਮੰਡਲ ਪਰ ਨੇ ਬਰ ਲਾ ਲਫ਼ਜ਼ ਵਰਤਿਆ ਬ੍ਰਹਮੰਡ ਨਹੀਂ ਵਰਤਿਆ ਰਚਨਾ ਇਹਦਾ ਸਾਰਾ ਗਿਆਨ ਉੱਥੇ ਆ ਕੰਟਰੋਲ ਉੱਥੇ ਉਹਨਾਂ ਕੋਲ ਹੈ ਸਾਰਾ ਹੀ ਨੀਂਦ ਉੱਥੋਂ ਇਹ ਨੀਂਦ ਦਾ ਉੱਥੋਂ ਉਹਨਾਂ ਨੂੰ ਸਾਰਾ ਹੀ ਜਿਹੜੇ ਰਚ ਕੇ ਰਚਨਾ ਨੂੰ ਸੱਜ ਕੇ ਦੇਖਦੇ ਨੇ ਨਿਗਾਹ ਰੱਖਦੇ ਨੇ ਉਹ ਦੀਦਾ ਨਹੀਂ ਹੈ ਉਹਨੇ ਨੇ ਸਾਨੂੰ ਉਹ ਨਹੀਂ ਦਿੰਦਾ ਉਹ ਵੇਖੇ ਇਹਨਾਂ ਨਜ਼ਰ ਉਹਨਾਂ ਨਜ਼ਰ ਨਾਲ ਆਵੇ ਸਾਨੂੰ ਨਹੀਂ ਉਹ ਦਿੰਦਾ ਉਹਦਾ ਸਾਨੂੰ ਦੇਖਦਾ ਇਸ ਕਰਕੇ ਉੱਥੇ ਅੰਕ ਤੋਂ ਉਜਲ ਨਹੀਂ ਹੈ ਸ੍ਰਿਸ਼ਟੀ ਜੇ ਕੋਈ ਬੰਨੇ ਵੀ ਸੰਸਾਰ ਦਾ ਫਿਰ ਛੱਡੇ ਗਏ ਅਸੀਂ ਤਾਂ ਸਾਨੂੰ ਦਿਖਣਾ ਹੀ ਨਹੀਂ ਖੰਡ ਬਰਮਾ ਅਜਿਹਾ ਹੈ ਨਾ ਰਚਨਾ ਕਹਤੇ ਨਹੀਂ ਗਈ ਉਹਨਾਂ ਦੀ ਸਾਰਾ ਦ੍ਰਿਸ਼ਟੀ ਵਿੱਚ ਹੀ ਹੈ ਸਾਡੀ ਦ੍ਰਿਸ਼ਟੀ ਥੋੜੀ ਹੈ ਸਾਨੂੰ ਥੋੜੀ ਦਿੰਦੀ ਉਹਨਾਂ ਨੂੰ ਜ਼ਿਆਦਾ ਦਿੰਦੀ ਹੈ ਜਹਾਜ਼ ਚੜੇ ਉੱਤੇ ਜਿਹੜਾ ਫਿਰਦਾ ਨਾ ਨਾਗਰ ਚਾਲ ਵੀ ਉਹਨੂੰ ਜ਼ਿਆਦਾ ਏਰੀਆ ਦਿੰਦਾ ਜਿੱਦਾਂ ਉੱਤੇ ਚੜ ਜਾਂਦਾ ਸਾਨੂੰ ਥੋੜਾ ਦਿੰਦਾ ਜਹਾਜ਼ ਵਾਲੇ ਨੂੰ ਜ਼ਿਆਦਾ ਦਿੰਦਾ ਉਹ ਤਾਂ ਬਹੁਤ ਉੱਚੇ ਨੇ ਫਿਰ ਸਾਰੇ ਉਹਨਾਂ ਦੀ ਨਿਗਾਹ ਦੇ ਵਿੱਚ ਹੈ ਖੰਡ ਮੰਡਲ ਵਰ ਕੋਲ ਜੇ ਕੋ ਪਤਾ ਹੈ ਤਾਂ ਤਾਂ ਜੇ ਕੋ ਤੇ ਕਥਨ ਕਰਨ ਲੱਗੇ ਸਾਰੀ ਉਹਦੀ ਨਾ ਰਚਨਾ ਉੱਥੇ ਕਿਵੇਂ ਉੱਥੇ ਉਹ ਕਿੰਤੂ ਪ੍ਰੰਤੂਆਂ ਦੇ ਜਵਾਬ ਨੇ ਜਿਹੜੇ ਇੱਥੇ ਹੈ ਨਹੀਂ ਕਿਵੇਂ ਕੀ ਹੋ ਰਿਹਾ ਹੈ ਕੌੜ ਤੁੰਬਾ ਕਿਉਂ ਉਸੇ ਧਰਤੀ ਚੋਂ ਕੜਤਨ ਲੈ ਰਿਹਾ ਤੇ ਤਰਬੂਜ ਕਿਉਂ ਮਿੱਠਾ ਹੈ ਉਸ ਇੱਕ ਜੜ ਇੱਕ ਜਗ੍ਹਾ ਇੱਕੋ ਜਗ੍ਹਾ ਜੜ ਦੇ ਵਿੱਚ ਤਰਬੂਜ ਔਰ ਕੌੜ ਧੁੰਬੇ ਦੀ ਬੇਲ ਲੱਗੀ ਹੈ ਉਹੀ ਪਾਣੀ ਹੈ ਉਹੀ ਧਰਤੀ ਹੈ ਉਹ ਕੌੜਾ ਕਿਉਂ ਹੈ ਉਹ ਮਿੱਠਾ ਕਿਉਂ ਹੈ ਇਹ ਕਿਉਂ ਦਾ ਜਵਾਬ ਉੱਥੇ ਹੈ ਸਾਡੇ ਕੋਲ ਨਹੀਂ ਕਿਉਂ ਦਾ ਜਵਾਬ ਹੈ ਸਾਨੂੰ ਇਹ ਪਤਾ ਵੀ ਉਹ ਮਿੱਠਾ ਕੌਣ ਹੈ ਕੀ ਹੈ ਕੁਦਰਤੀ ਗੱਲ ਹੈ ਵੀ ਕੁਦਰਤੀ ਹੈ ਕੁਦਰਤ ਕੀ ਹੈ ਉਹਨਾਂ ਦਾ ਕੁਦਰਤ ਸਾਜ ਰਹੇ ਨੇ ਦੂਈ ਕੁਦਰਤ ਸਾਜੀ ਹੈ ਉਹਨਾਂ ਦੀ ਤਾਂ ਸਾਜੀ ਹੋਈ ਆ ਕੁਦਰਤ ਅਸੀਂ ਦੇਖੀ ਹੋਈ ਹੈ ਸਾਜੀ ਨਹੀਂ ਹੋਈ ਹੈ ਮੋਬਾਈਲ ਅਸੀਂ ਇਸਤੇਮਾਲ ਕਰਦੇ ਹਾਂ ਕੰਪਿਊਟਰ ਇਸਤੇਮਾਲ ਕਰਦੇ ਹਾਂ ਪਰ ਜੇ ਵਿਗੜਿਆ ਸਾਨੂੰ ਨਹੀਂ ਪਤਾ ਕੀ ਹੈ ਸਾਜਿਆ ਨਹੀਂ ਅਸੀਂ ਬਣਾਇਆ ਨਹੀਂ ਅਸੀਂ ਵਰਤਦੇ ਮਾਇਆ ਨੂੰ ਅਸੀਂ ਵਰਤਦੇ ਹਾਂ ਸਾਜੀ ਨਹੀਂ ਹੈ ਸਾਨੂੰ ਨਹੀਂ ਤੇ ਭੇਦ ਦਾ ਪਤਾ ਕੀ ਹੈ ਉੱਥੇ ਭੇਦ ਦਾ ਵੀ ਪਤਾ ਹੈ ਇਹ ਜਿਹੜੇ ਬਾਕੀ ਭੇਦ ਹੈ ਉੱਥੇ ਜਾ ਕੇ ਤੇ ਤੇ ਖੰਡ ਮੰਡਲ ਆ ਬਰ ਪੰਡ ਸਾਰਾ ਉੱਥੇ ਸਾਰਾ ਦੀਂਦਾ ਉਹ ਜਿੱਤੇ ਚੀਨੀ ਬਣਦੀ ਉਹ ਕਾਰਖਾਨੇ ਦੇ ਵਿੱਚ ਨੇ ਉਹ ਉਹ ਦੇਖ ਲੈਂਦੇ ਨੇ ਕਿਵੇਂ ਬਣਦੀ ਹੈ ਇਹ ਚੀਜ਼ ਕਿਵੇਂ ਬਣਦੀ ਹੈ ਕਿਵੇਂ ਕੀਤਾ ਹੋਇਆ ਸਭ ਉਹਨਾਂ ਨੂੰ ਪਤਾ ਉੱਥੇ ਜਾ ਕੇ ਦਾ ਇਹ ਗਿਆਨ ਹੈ ਇੱਥੇ ਦਾ ਨਹੀਂ ਗਿਆਨ ਜੇ ਕੋ ਕਥਨ ਦਾ ਅੰਤਰ ਜੇ ਕੋ ਕਥਨ ਲੱਗੇ ਨਾ ਮਾਇਆ ਨੂੰ ਖੰਡ ਬੰਡਲ ਪਰ ਭੰਡ ਨੂੰ ਮਾਇਆ ਨੂੰ ਕਥਨ ਕਰਨ ਲੱਗੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਕਹਿ ਕੇ ਛੜਤਾ ਜੇ ਕਹਿੰਦੇ ਇਹਨੂੰ ਕਥਨ ਲੱਗ ਜੀਏ ਇਹਦਾ ਅੰਤ ਨਹੀਂ ਹੋਣਾ ਤੇ ਇਹ ਜੇ ਰਹਿ ਜਾਓਗੇ ਆ ਵਿਸ਼ਾ ਅਸਲੀ ਰਹਿ ਜਾਊਗਾ ਅਸਲੀ ਵਿਸ਼ਾ ਰਹਿ ਜਾਊਗਾ ਰਾਮ ਦੀ ਕਹਾਣੀ ਪਾਉਣ ਲੱਗੇ ਰਾਮ ਰਹਿ ਗਿਆ ਅਸਲੀ ਰਾਮ ਰਹਿ ਗਿਆ ਕਹਾਣੀ ਜੁੜ ਗਈ ਕਹਾਣੀ ਹੈ ਤਾਂ ਰਾਜਾ ਰਾਮ ਕੀ ਰਾਜਾ ਰਾਮ ਨਾਲ ਸੰਬੰਧਿਤ ਗੱਲ ਕੀਤੀ ਹੈ ਰਚਨਾ ਨਾਲ ਸੰਬੰਧਿਤ ਗੱਲ ਨਹੀਂ ਕੀਤੀ ਤੇਰਾ ਕੀਤਾ ਜਦੋਂ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਂ ਨਿਰੰਕਾਰ ਨਿਰੰਕਾਰ ਦਾ ਮਤਲਬ ਹੈ ਨੋ ਨਿਰੰਕਾਰ ਨੋ ਨਿਰਾਕਾਰ ਗੁਣ ਨਿਰੰਕਾਰ ਨੋ ਨੋ ਤੇਰਾ ਨਿਰੰਕਾਰ ਹੈ ਲੈ ਲਈਏ ਨਰਕ ਨਾ ਜਾਈ ਜਿਵੇਂ ਆਪਾਂ ਕਹਿੰਦਾ ਮਿੱਠਾ ਲਿਆ ਮਿੱਠਾ ਗੁਣ ਚੀਨੀ ਦਾ ਵੀ ਗੁਣ ਹੈ ਮਿੱਠਾ ਗੁੜ ਦਾ ਵੀ ਗੁਣ ਹੈ ਸ਼ੱਕਰ ਦਾ ਵੀ ਗੁਣ ਹੈ ਮਿੱਠਾ ਬਹੁਤ ਚੀਜ਼ਾਂ ਚ ਫੜਾ ਵਿੱਚ ਵੀ ਮਿੱਠਾ ਹੈਗਾ ਉਹ ਗੁਣ ਹੈ ਪਰ ਉਹ ਪੁੱਛਦਾ ਕਿਹੜਾ ਮਿੱਠਾ ਲਿਆ ਖਜੂਰਾ ਵੀ ਮਿੱਠੀਆਂ ਸਭੇ ਵਸਤਾਂ ਮਿੱਠੀਆਂ ਗੁੜ ਜਦ ਕਹਿੰਦੇ ਵੀ ਗੁੜ ਲਿਆ ਗੁੜ ਨਾ ਹੋ ਗਿਆ ਗੁੜ ਵਸਤੂ ਹੈ ਵਸਤੂ ਦਾ ਨਾਮ ਹੈ ਗੁੜ ਪਤਾ ਲੱਗ ਗਿਆ ਵੀ ਦੂਏ ਮਿੱਠਿਆਂ ਦੀ ਲੋੜ ਗੁੜ ਦੀ ਲੋੜ ਉਹ ਤਾਂ ਗੁਣ ਜਿਹੜੇ ਨੇ ਇੱਕ ਗੁਣ ਦੇ ਵਿੱਚ ਕਈ ਵਸਤੂਆਂ ਨੇ ਇਹਦੇ ਗੁਣ ਨੇ ਕੱਲਿਓ ਵਸਤੂ ਦੇ ਗੁਣ ਨੇ ਸੰਸਾਰ ਦੂਜਾ ਦੂਜੀ ਵਸਤੂ ਨਹੀਂ ਇਹਦੇ ਨਾਲ ਦੀ ਕੋਈ ਜਿਹੜੇ ਗੁਣ ਨੇ ਇੱਕੋ ਹੀ ਵਸਤੂ ਹੈ ਇੱਕ ਵਸਤ ਅਗੋਚਰ ਲਈ ਹੈ ਅੰਧਿਆਰੇ ਦੀਪਕ ਚਾਹੀਏ ਵਸਤ ਇੱਕ ਉਹ ਜਿਹੜੇ ਨਾ ਆਸਵਾ ਬਣਾਉਂਦੇ ਤੇ ਤਰ ਉਹਨਾਂ ਨੂੰ ਗੁਰਬਾਣੀ ਦੀ ਸਮਝੇ ਨਹੀਂ ਇਹਦਾ ਮਤਲਬ ਇਹਨਾਂ ਨੇ ਮਤਲਬ ਜੋ ਪੜ੍ਹੀ ਆ ਗੁਰਬਾਣੀ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਕੀਪਟ ਬੈਠੇ ਆ ਸੀ ਵਸਤ ਦਾ ਦੂਈ ਹੈ ਉਹ ਨਹੀਂ ਉਸੀ ਦਾ ਕੋਈ ਚੀਜ਼ ਹੋਰ ਹੈ ਹੀ ਨਹੀਂ ਸੰਸਾਰ ਵਿੱਚ ਤਾਂ ਵਸਤੂ ਨੂੰ ਕਿੱਥੋਂ ਲੈ ਆਉਂਦੀ ਤੁਸੀਂ ਵਸਤੂ ਕੇਵਲ ਨਾਮ ਵਸੂ ਦੇ ਨੋ ਕਹੀ ਨੇ ਵਸਤੂ ਇੱਕ ਸੱਚ ਵੀ ਇਹਦਾ ਨਾਮ ਹੈ ਸੱਚ ਮਿਲਿਆ ਸੰਤੋਖੀ ਹੋ ਸੱਚ ਵੀ ਵਸਤੂ ਦਾ ਨਾਮ ਵਸਤੂ ਇੱਕਾ ਨਾਮ ਹੈ ਦੂਜੇ ਪਾਸੇ ਨੌ ਇੱਕਾ ਵਸਤੂਆਂ ਕਹੀ ਨੇ ਜੇ ਕਈ ਵਸਤੂਆਂ 'ਚ ਇੱਕ ਗੁਣ ਜੇ ਵਿਠਾ ਚੱਕਰ ਖੰਡ ਨਿਵਾਤ ਗੁਣ ਮਾਖਿਓ ਮਾਂਜਾ ਦੁੱਧ ਰੱਬ ਖਜੂਰਾ ਮਿੱਠੀਆਂ ਖਜੂਰਾ ਵੀ ਮਿੱਠੀਆਂ ਨੇ ਹੋਗਾ ਵੀ ਮਿੱਠਾ ਹੁੰਦਾ ਹੋਵੇ ਦਾ ਫਲ ਪੱਕਿਆ ਹੋਇਆ ਕੇਲਾ ਵੀ ਮਿੱਠਾ ਹੁੰਦਾ ਅੰਬ ਵੀ ਮਿੱਠਾ ਹੁੰਦਾ ਗੰਨਾ ਵੀ ਮਿੱਠਾ ਹੁੰਦਾ ਗੰਨੇ ਜੋ ਸ਼ੱਕਰ ਗੁੜ ਬਣਦਾ ਤੇ ਬਹੁਤ ਕੁਝ ਮਿੱਠਾ ਹੈ ਮਾਇਆ ਜਿੱਤੀ ਮਾਇਆ ਹੈ ਮਾਇਆ 'ਚ ਅਨੇਕਤਾ ਹੈ ਨਿਰਾਕਾਰੀ ਦੁਨੀਆ 'ਚ ਅਨੇਕਤਾ ਨਹੀਂ ਹੈ ਇਸ ਕਰਕੇ ਕੋਈ ਚੀਜ਼ ਹੈ ਜੇ ਤਿੰਨ ਹੁੰਦੀਆਂ ਵਸਤੂਆਂ ਫਿਰ ਤਾਂ ਅਨੇਕਤਾ ਹੋ ਗਈ ਸੀ ਉੱਥੇ ਜੇ ਵਸਤੂਆਂ ਤਿੰਨ ਨੇ ਫਿਰ ਅਨੇਕਤਾ ਹੋ ਗਈ ਏਕਤਾ ਕਿੱਥੇ ਰਹੀ ਜਿਹੜੇ ਅਨੇਕਤਾ ਕਰਦੇ ਸੀ ਬ੍ਰਹਮਾ ਵਿਸ਼ਨੂੰ ਸ਼ਿਵਜੀ ਬਣਾ ਕੇ ਉਹੀ ਤਾਂ ਇਹ ਕਾਲ ਆ ਕੇ ਨਹੀਂ ਤਾਂ ਥੋੜੀ ਹੈ ਇਹ ਕਾਲ ਆਉਣ ਦਾ ਕੀ ਹੈ ਕਿ ਵਸੂ ਇੱਕ ਹੈ ਫਿਰ ਤਨ ਬਣਾ ਲਈ ਸੱਚ ਉਹ ਅੱਖਰਾਂ ਵਗਰ ਗਏ ਨੇ ਅੱਖਰਾਂ ਅੱਖਰ ਵੀ ਨਹੀਂ ਕਹਿੰਦੇ ਤੈਨੂੰ ਉਹ ਵੀ ਤੱਤੇ ਨੂੰ ਸਾਰੀ ਨੰਨੇ ਨੂੰ ਸਾਰੀ ਹੈ ਤੇ ਨਹੀਂ ਤੱਤੇ ਨੂੰ ਸਾਰੀ ਨੰਨਾ ਮੁਕਤਾ ਵੀ ਹੈ ਤੈਨੂੰ ਉਹਦਾ ਵੀ ਅਰਥ ਹੈ ਨਾ ਤੇ ਨਾ ਜਿੱਥੇ ਤਿਨਾ ਹੈ ਨੰਨੇ ਨੂੰ ਸਿਆਰੀ ਨਹੀਂ ਉਹਦਾ ਅਰਥ ਤਾਂ ਤਿਨਾ ਨੂੰ ਪੜਦੇ ਨੇ ਕੰਤ ਕੰਤ ਤਿਨਾ ਕੇ ਪਾਸ ਤੇ ਨੰਨੇ ਨੂੰ ਸਿਆਰੀ ਹੈ ਜਿਨ ਕੇ ਚੋੜੇ ਰਤੜੇ ਕੰਤ ਤਿਨਾ ਕੇ ਇੱਥੇ ਤਿਨਾ ਦਾ ਕੇ ਪਾਸ ਕਿਉਂ ਨਹੀਂ ਪੜਦੇ ਇੱਥੇ ਪੜਨਾ ਚਾਹੀਦਾ ਜੀ ਤਿਨਾ ਕੇ ਪਾਸ ਇੱਥੇ ਬੜਿਆ ਨਹੀਂ ਇੱਥੇ ਤਿਨਾ ਕੇ ਪੜ ਲਿਆ ਤਿਨਾ ਇੱਥੇ ਠੀਕ ਪੜ ਲਿਆ ਜਿੱਥੇ ਸਿਆਰੀ ਉੱਥੇ ਗਲਤ ਪੜ ਲਿਆ ਇਹ ਹਾਲ ਹੈ ਵਿਦਵਾਨਾਂ ਦੀ ਜਿਹੜੇ ਬੜੇ ਵੱਡੇ ਖਾਣੇ ਫਿਰਦੇ ਸਾਰਿਆਂ ਦੀ ਵਿੱਚ ਯੂਨੀਵਰਸਿਟੀ ਵਾਲੇ ਆ ਗਏ ਵਿੱਚ ਹੀ ਸਾਰੇ ਬੜੇ ਬੜੇ ਪੰਡਤ ਆ ਗਏ ਵਿੱਚ ਜਿੰਨੇ ਨਿਰਮਲੇ ਆ ਗਏ ਹੁਣ ਤੱਕ ਦੇ ਆ ਵਿੱਚ ਹੀ ਹੁਣ ਟਕਸਾਲਾਂ ਵਾਲੇ ਆ ਗਏ ਜਿਹੜੇ ਬੜੇ ਵੱਡੇ ਸਾਹਮਣੇ ਫਿਰਦੇ ਕਿੰਨੀ ਬੁੱਧੀ ਇਹਨਾਂ ਦੀ ਸੀਮਤ ਕਿਸੇ ਦੀ ਵੀ ਖੋਜ ਨਹੀਂ ਇਹਦਾ ਧਿਆਨ ਨਹੀਂ ਖੋਜ ਵੱਲ ਮਾਇਆ ਵੱਲ ਧਿਆਨ ਖੋਜ ਵੱਲ ਨਹੀਂ ਧਿਆਨ ਹੈ ਧਿਆਨ ਕਿਤੇ ਹੋਰ ਹੈ ਜੇ ਧਿਆਨ ਇਧਰ ਹੈ ਫਿਰ ਬੁੱਧੀਮੰਦ ਹੈ ਜਗਾ ਘੱਟ ਹੈ ਖੋਜਦਾ ਤਾਂ ਉਸੇ ਚੀਜ਼ ਨੂੰ ਪਰ ਨਿਗਾਹ ਦੀ ਚੀਜ਼ ਬਰੀਕ ਹੈ ਨਿਗਾਹ ਘੱਟ ਹੈ ਨਿਆਣੇ ਨੂੰ ਹੱਕ ਮਾਰਦਾ ਵੀ ਤੂੰ ਦੇਖ ਮੈਨੂੰ ਨਹੀਂ ਲੱਭੀ ਘੰਟਾ ਹੋ ਗਿਆ ਤੇਰੀ ਨਿਗਾਹ ਤੇਜ਼ ਹੈ ਫਿਰ ਤੇਜ਼ ਨਿਗਾਹ ਵਾਲਾ ਦੱਸੂ ਕਬੀਰ ਦੀ ਨਿਗਾਹ ਤੇਜ਼ ਦੀ ਜਾ ਕੇ ਦੱਸਣ ਮਗਰ ਕੀ ਹੈ ਖੋਜ ਲਿਆ ਉਹ ਘੱਟ ਨਿਗਾਹ ਵਾਲੇ ਤੇ ਜਿਹੜਾ ਕੋਲ ਪਏ ਤੇ ਗ੍ਰੰਥ ਉਹਦੀ ਬੁੱਧੀ ਨਿਗਾਹ ਘੱਟ ਸੀ ਅੱਖ ਤੀਸਰੀ ਹੈ ਨਹੀਂ ਸੀ ਉਹਨਾਂ ਦੀ ਖੁੱਲੀ ਪਰ ਤੀਸਰੀ ਅੱਖ ਵਿਦਿਆ ਦੀ ਹੁੰਦੀ ਤੀਸਰੀ ਅੱਖ ਬੁੱਧੀ ਹੁੰਦੀ ਹੈ ਆ ਬੁੱਧੀ ਵੀ ਨਹੀਂ ਹੁੰਦੀ ਬਵੇਰ ਬੁੱਧੀ ਹੁੰਦੀ ਹੈ ਆ ਬੁੱਧੀ ਨਹੀਂ ਹੁੰਦੀ ਸੰਸਾਰ ਵਾਲੀ ਸੰਸਾਰ ਵਾਲੀ ਬੁੱਧੀ ਨੂੰ ਜਦੋਂ ਬਵੇਕ ਬੁੱਧੀ ਨੂੰ ਨਾ ਸੂਤਕ ਲੱਗ ਜਾਂਦਾ ਉਹ ਸੰਸਾਰੀ ਬੁੱਧੀ ਬਣ ਜਾਂਦੀ ਅੱਖੀ ਸੂਤਕ ਵੇਖਣਾ ਵੇਖਦਾ ਹੈ ਸੂਤਕ ਅੱਖਾਂ ਨੂੰ ਲੱਗਿਆ ਹੋਇਆ ਹੈ ਦੇਖਦਾ ਤਾਂ ਹੈ ਅੱਖਾਂ ਨੂੰ ਸੂਤਕ ਹੈ ਅਸਲੀ ਅੱਖ ਨੂੰ ਸੂਤਕ ਹੈ ਨੈਣ ਜਿਹੜੇ ਨੇ ਨਾ ਨੈਣ ਨਹੀਂ ਦੇਖ ਰਹੇ ਨੈਣ ਬਿਹਾਲਿਆ ਸਾਰੇ ਹੀ ਤਾਂ ਬਿਹਾਲੇ ਹੋਏ ਨੇ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਸੱਚਖੰਡ ਵਸਦਾ ਹੁੰਦਾ ਹੈ ਇੱਕ ਹੈ ਜਦ ਨਿਰੰਕਾਰ ਹੈ ਜਦ ਇਹਨੇ ਇੱਕ ਹੋ ਜਾਣਾ ਨਿਰੰਕਾਰ ਹੈ ਆਪ ਹੀ ਨਿਰੰਕਾਰ ਹੈ ਨਿਰੰਕਾਰ ਦਾ ਪਤਾ ਕਿਤੋਂ ਨਹੀਂ ਲੱਗਣਾ ਨਿਰੰਕਾਰ ਦਾ ਨਿਰੰਕਾਰ ਦਾ ਸੱਚਖੰਡ ਜਿਹੜਾ ਹੈ ਕਹਿੰਦਾ ਵੀ ਸੱਚਖੰਡ ਜਾਏ ਤੇ ਪਤਾ ਲੱਗੂ ਆ ਫਿਰ ਇੱਥੋਂ ਕਿਵੇਂ ਮਿਲੂ ਤਾਂ ਪਤਾ ਲੱਗੂ ਜਿੱਦਣ ਆਪ ਨਿਰੰਕਾਰ ਹੋ ਗਿਆ ਹੈ ਉਦੋਂ ਨੂੰ ਨਿਰੰਕਾਰ ਦਾ ਦਰਸ਼ਨ ਹੋਊ ਅਰ ਨਿਰੰਕਾਰ ਦੀ ਉਹਦੇ ਨੂੰ ਸਮਝ ਆਊ ਇੱਕ ਜਿਹੜਾ ਹੈ ਨਾ ਇੱਕ ਨਿਰੰਕਾਰ ਤੇ ਆਪੇ ਨਾਲ ਬਣਿਆ ਹੋਇਆ ਹੈ ਆਪੇ ਨਿਰੰਕਾਰ ਹੈ ਤਾਂ ਹੀ ਤਾਂ ਜਦ ਕੋਈ ਸਰੀਰ ਛੱਡ ਜਾਂਦਾ ਦੀਦਾ ਨਹੀਂ ਤਾਂ ਹੀ ਤਾਂ ਕੈਮਰੇ 'ਚ ਨਹੀਂ ਆਉਂਦਾ ਤਾਂ ਹੀ ਤਾਂ ਐਕਸਰੇ 'ਚ ਨਹੀਂ ਆਉਂਦਾ ਕਿ ਨਿਰੰਕਾਰ ਜੋ ਹੈ ਨਿਰੰਕਾਰ ਜੋ ਹੈ ਇਹ ਜੀਵ ਨਿਰੰਕਾਰ ਹੈ ਇਸ ਕਰਕੇ ਗੁਰਬਾਣੀ ਆਤਮ ਦਰਸ਼ਨ ਕਰਾਉਂਦੀ ਹੈ ਕਿਸੇ ਪਰਮੇਸ਼ਰ ਦਾ ਦਰਸ਼ਨ ਨਹੀਂ ਕਰਾਉਂਦੀ ਆਤਮ ਦਰਸ਼ਨ ਕਰਾਉਂਦੀ ਹੈ ਪਰਮੇਸ਼ਰ ਦਾ ਸੁਰਤ ਜਦ ਸ਼ਬਦ ਨਾਲ ਜੁੜਦੀ ਹੈ ਨਾ ਪ੍ਰਗਟ ਹੁੰਦਾ ਧੁਰਕੀ ਬਾਣੀ ਆਈ ਉਹ ਪਰਮੇਸ਼ਰ ਹੈ ਉਹ ਸੁਰਤ ਉਹਦੇ ਨਾਲ ਜੁੜਦੀ ਹੈ ਫਿਰ ਉਹ ਜਲੀਨ ਹੋ ਜਾਂਦਾ ਹੈ ਆਪ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਚ ਸਮਾ ਜਾਂਦਾ ਲੀਨ ਹੋ ਜਾਂਦਾ ਦਰਿਆ ਸਮੁੰਦਰ ਨਹੀਂ ਹੁੰਦਾ ਸਮੁੰਦਰ ਚ ਲੀਨ ਹੋ ਜਾਂਦਾ ਦਰਿਆ ਦਾ ਨਾਮ ਖਤਮ ਹੋ ਜਾਂਦਾ ਸਮੁੰਦਰ ਚ ਲੀਨ ਹੋ ਦਰਿਆ ਦਰਿਆ ਦਰਿਆ ਦੇ ਵੀ ਤੁਹਾਡੇ ਨਾਲ ਸਮੁੰਦਰ ਤਾਂ ਦੇਖਾਂ ਦਰਿਆ ਲੀਨ ਹੁੰਦੇ ਨੇ ਉਹਦਾ ਤਾਂ ਨਾਮ ਬਦਲਦਾ ਰਹੇ ਸਮੁੰਦਰ ਦਾ ਨੂੰ ਸਮੁੰਦਰੇ ਰਹੂ ਪਰਮੇਸ਼ਰ ਦਾ ਨੂੰ ਪਰਮੇਸ਼ਰੇ ਰਹੂਗਾ ਪਰਮੇਸ਼ਰ ਦੇ ਸੱਚਖੰਡ ਦੀ ਸਰਦਾਰੀ ਪਰਮੇਸ਼ਰ ਦੀ ਰਹੂ ਪਰਮੇਸ਼ਰ ਸ਼ਬਦ ਦੀ ਹੀ ਸਰਦਾਰੀ ਸੁਭਚੀ ਸਾਰਿਆਂ ਦੀ ਰਹੂਗੀ ਅਸਲ ਤੇ ਸਾਰਿਆਂ ਦਾ ਨਾਮ ਪਰਮੇਸ਼ਰ ਹੈ ਜਿਵੇਂ ਅਸੀਂ ਕਹਿੰਦੇ ਪਾਰਲੀਮੈਂਟ ਪਾਰਲੀਮੈਂਟ ਕੀ ਹੈ ਇਹਦਾ ਨਾਮ ਪਾਰਲੀਮੈਂਟ ਕੱਲੇ ਕੱਲੇ ਦਾ ਤਾਂ ਕਿਸੇ ਦਾ ਪਾਰਲੀਮੈਂਟ ਨਹੀਂ ਹੈ ਫੌਜ ਫੌਜ ਕੀ ਹੁੰਦੀ ਅੱਲਾ ਬੰਦਾ ਤਾਂ ਕੋਈ ਫੌਜ ਨਹੀਂ ਇਹ ਕਲੈਕਟਿਵ ਲਫ਼ਜ਼ ਹੈ ਪਰਮੇਸ਼ਰ ਜਦੋਂ ਅਸੀਂ ਇੱਕ ਬੰਦੇ ਨੇ ਇੱਕ ਬੰਦਾ ਉੱਥੇ ਅਸੀਂ ਖੜਾ ਕਰਦੇ ਸਮੁੰਦਰ ਇੱਕ ਜ਼ਰੂਰ ਹੈ ਫੌਜ ਇੱਕ ਜ਼ਰੂਰ ਹੈ ਪਰ ਬੰਦਾ ਨਹੀਂ ਉਹ ਜਿੱਥੇ ਕਲੈਕਟਿਵ ਸ਼ਬਦ ਹੈ ਕਲੈਕਟਿਵ ਵਸਤੂ ਦੀ ਸੰਗਿਆ ਹੈ ਜੋ ਧਰਤੀ ਇੱਕ ਹੈ ਕਿੰਨੇ ਐਟਮਾਂ ਦੀ ਬਣੀ ਹੋਈ ਹੈ ਜੁੜ ਕੇ ਕੋਈ ਪਤਾ ਨਹੀਂ ਕੋਈ ਅੰਤ ਨਹੀਂ ਕੋਈ ਗੜ ਨਹੀਂ ਸਕਦਾ ਐ ਪਰਮੇਸ਼ਰ ਇੱਕਾ ਜਣਾ ਨਾ ਇੱਕੋ ਦਾ ਇੱਕ ਐਟਮ ਹੈ ਉਹਦਾ ਉਹਦਾ ਕਣ ਝੂੜ ਕੇ ਕਣੂਕਾ ਜੈਸੇ ਝੂੜੇ ਦੀ ਸਮਾਨ ਝੂੜੇ ਦੀ ਸਮਾਨ ਇਹਦਾ ਕਣੂਕਾ ਉਸ ਸੱਚਖੰਡ ਦਾ ਇਹ ਇੱਕ ਕਣੂਕਾ ਹੀ ਹੈ ਕਣ ਬਹੁਤ ਛੋਟੇ ਤੋਂ ਛੋਟਾ ਕਣ ਇਹ ਤੋਂ ਛੋਟਾ ਨਹੀਂ ਹੋ ਸਕਦਾ ਇਹ ਤੋਂ ਛੋਟਾ ਫਿਰ ਦਾਲ ਹੋ ਜਾਂਦੀ ਹੈ ਜੇ ਤੋਂ ਛੋਟਾ ਕਰੀਏ ਫਿਰ ਦਾਲ ਹੋ ਜਾਂਦੀ ਹੈ ਤਾਂ ਸਾਬਤ ਨਹੀਂ ਰਹਿੰਦਾ ਕਰ ਕਰ ਵੇਖੇ ਨਜ਼ਰ ਨਿਹਾਲ ਨਹੀਂ ਜਿਹੜਾ ਨਿਰੰਕਾਰ ਹੈ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਵੇਖਦਾ ਹੈ ਰਚਦਾ ਹੈ ਵੇਖਦਾ ਸਿਰਜਣ ਕਰਦਾ ਸਿਰਜਦਾ ਸਿਰਜਦਾ ਹੈ ਵੇਖਦਾ ਵੇਖਦਾ ਦੇਖ ਭਾਲ ਕਰਦਾ ਵੇਖੇ ਦਾ ਮਤਲਬ ਨਹੀਂ ਵੀ ਦੂਰ ਖੜ ਕੇ ਦੇਖੀ ਜਾਂਦਾ ਦੇਖੇ ਨਾ ਉਹਨੇ ਦੇਖ ਭਾਲ ਜੇ ਦੇਖ ਭਾਲ ਨਾ ਲਾਉਣੇ ਤਾਂ ਹੋਰ ਗੱਲ ਆ ਕੱਲਾ ਦੇਖਣਾ ਹੋਰ ਗੱਲ ਆ ਦੇਖ ਦੇਖੇ ਇਹਨਾਂ ਦੀ ਲੋੜਾਂ ਵੱਲ ਝਾਕਦਾ ਇਹਨਾਂ ਨੂੰ ਕੀ ਲੋੜ ਹੈ ਸਾਰਿਆਂ ਦੇ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਦੇਖੇ ਨਜ਼ਰ ਨੇ ਹਾਂ ਕਿਵੇਂ ਦੇਖਦਾ ਕਿਹੜੀ ਨਿਗਾਹ ਨਾਲ ਦੇਖਦਾ ਕਿਰਪਾ ਦੀ ਨਿਗਾਹ ਨਾਲ ਦੇਖਦਾ ਕਰੂਰਤਾ ਦੀ ਨਿਗਾਹ ਨਾਲ ਨਹੀਂ ਦੇਖਦਾ ਸਾਰੇ ਨਜ਼ਰ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਕਦੇ ਕੌੜੀ ਅੱਖ ਨਾਲ ਨਹੀਂ ਦੇਖਦਾ ਕਦੇ ਗੁੱਸੇ ਵਾਲੀ ਅੱਖ ਨਾਲ ਨਹੀਂ ਦੇਖਦਾ ਕਦੇ ਨਫ਼ਰਤ ਵਾਲੀ ਅੱਖ ਨਾਲ ਨਹੀਂ ਦੇਖਦਾ ਜੀਵਾਂ ਵੱਲ ਕਦੇ ਨਜ਼ਰ ਲਾਭ ਜਿਹੜਾ ਹੈ ਤਾਂ ਆਪਣੇ ਆਪ ਚ ਅਲੱਗ ਚੀਜ਼ ਹੈ ਵੇਖੇ ਦੇ ਨਾਲ ਨਜ਼ਰ ਆਇਆ ਉਹ ਸਾਨੂੰ ਪੁੱਤੀ ਦੀ ਨਜ਼ਰ ਨਾਲ ਦੇਖਦਾ ਹੈ ਆਦਮੀ ਨੇ ਖਾਲੀ ਜ਼ਹਿਰ ਡਾਕਟਰ ਐ ਕਹਿੰਦਾ ਵੀ ਇਹਨੂੰ ਮਰਨ ਦੇ ਉਹਦੇ ਹੋਟੀ ਦਾ ਜ਼ਹਿਰ ਦਾ ਲਾਦਾ ਹਸਪਤਾਲ ਚ ਲੈ ਗਏ ਉਹ ਤਾਂ ਬਚਾਉਂਦਾ ਉਹਨੂੰ ਇਹ ਜ਼ਹਿਰ ਤਾਂ ਅਸੀਂ ਖਾਦੀਏ ਹੈ ਬੇਵਕੂਫੀਆਂ ਤੇ ਅਸੀਂ ਕਰਦੇ ਹਾਂ ਉਹ ਥੋੜੀ ਉਹ ਤਾਂ ਉਪਚਾਰ ਕਰਦਾ ਸਭ ਦਾ ਔਕਣ ਇਹ ਆਪ ਕਰਦਾ ਔਕਣ ਅਸੀਂ ਕਰਦੇ ਔਕੜ ਨਹੀਂ ਉਗਰਾਉਂਦਾ ਔਕੜ ਆਪਣੀ ਮਰਜ਼ੀ ਨਾਲ ਕਰਦਾ ਗੁਣ ਪੈਦਾ ਕਰਨ ਦੇ ਯਤਨ ਉਹ ਕਰਦਾ ਉਸ ਤਰੀਕੇ ਨਾਲ ਦੇਖਦਾ ਜਿਵੇਂ ਇਹ ਗੁਣ ਪੈਦਾ ਹੋ ਗੁਰਬਾਣੀ ਹੈ ਨਾ ਇਹ ਗੁਣ ਉਹਦਾ ਉਪਦੇਸ਼ ਹੈ ਗੁਰਬਾਣੀ ਗੁਰਬਾਣੀ ਦਾ ਉਹਦੇ ਸਾਡੇ ਗੁਣ ਪੈਦਾ ਕਰਨ ਵਾਲੀ ਬਾਣੀ ਮਨ ਜਾਣ ਤੋਂ ਸਭ ਬਾਤ ਜਾਣ ਤੇ ਹੀ ਔਗਣ ਕਰ ਇਹ ਔਗਣ ਦਾ ਮਨ ਆਪ ਕਰਦਾ ਆਪਣੇ ਚ ਪੈਦਾ ਉਹ ਕਰੂ ਕਰਦਾ ਉਹ ਤਾਂ ਇਹਦੇ ਔਗਣ ਧੋ ਕੇ ਗੁਣ ਪੈਦਾ ਕਰਨ ਦੀ ਗੱਲ ਕਰਦਾ ਪਾਪ ਕੱਢੇ ਧੋਏ ਪਾਪ ਹੀ ਔਗਣ ਪਾਪ ਕੀ ਹੋ ਗਿਆ ਇਹ ਹੁਕਮ ਦਾ ਵਿਰੋਧ ਕਰਦਾ ਨਾ ਉਹਦੀ ਨਜ਼ਰ ਨਿਹਾਲ ਹੈ ਉਹ ਸਾਨੂੰ ਭੂਤੀ ਦੀ ਨਜ਼ਰਾਂ ਦੇਖਦਾ ਇਹ ਉਹਦਾ ਵਿਰੋਧ ਕਰਦਾ ਉਹ ਜੀਆਂ ਦੀ ਸਾਨੂੰ ਪੁੱਤੀ ਜੀਆਂ ਨੂੰ ਦੇਖ ਰਿਹਾ ਸਾਨੂੰ ਪੁੱਤੀ ਦੀ ਨਿਗਾਹ ਨਾਲ ਮਦਦ ਕਰਨ ਦੀ ਨਿਗਾਹ ਨਾਲ ਅਸੀਂ ਉਹਦਾ ਵਿਰੋਧ ਕਰਦੇ ਉਹ ਕੌੜੀ ਦਵਾਈ ਦਿੰਦਾ ਹੈ ਇਹਨੂੰ ਰਾਮ ਹੈ ਕੌੜੀ ਦਵਾਈ ਨਾਲ ਉਹਨਾਂ ਤਾਂ ਦਿੰਦਾ ਦੁੱਖੇ ਤਾਂ ਦਿੰਦਾ ਲੋੜ ਉਸ ਵਕਤ ਦੁੱਖ ਦੀ ਹੈ ਚੀਰਾ ਦਿੰਦਾ ਡਾਕਟਰ ਕਿਉਂ ਚੀਰਾ ਦਿੰਦਾ ਉਹ ਅੰਦਰ ਜੋ ਬਵਾਲ ਹੈ ਉਹ ਕੱਢਣਾ ਚੀਰੇ ਨਾਲ ਉਹ ਜੀਰੇ ਨਾਲ ਨਿਕਲਣਾ ਨਹੀਂ ਜੀਰੇ ਬਿਨਾਂ ਬਵਾਲ ਉਹ ਦੁੱਖ ਜੀਰਾ ਹੀ ਹੈ ਸਾਨੂੰ ਦੁੱਖ ਜੰਨਾ ਨਹੀਂ ਲੱਗਦਾ ਉਹ ਜਿਹੜਾ ਅੰਦਰ ਤੜਫਣਾ ਹੀ ਉਹ ਤਾਂ ਮਹਿਸੂਸ ਹੁੰਦੀ ਹੈ ਪਰ ਚੀਰਾ ਨਹੀਂ ਜੰਨਾ ਲੱਗਦਾ ਸਾਨੂੰ ਇਹ ਨਹੀਂ ਪਤਾ ਵੀ ਦੁੱਖ ਤਾਂ ਦਿੰਦਾ ਸਾਡੇ ਰੋਗ ਦੂਰ ਕਰਨ ਵਾਸਤੇ ਚੀਰਾ ਕੀ ਦਿੱਤਾ ਦੁੱਖ ਕਾਹਦੇ ਵਾਸਤੇ ਰੋਗ ਦੂਰ ਕਰਨ ਵਾਸਤੇ ਜਿੱਦਣ ਇਸ ਗੱਲ ਦੀ ਸਮਝ ਆ ਗਈ ਫਿਰ ਹੁਕਮ ਦਾ ਵਿਰੋਧ ਨਹੀਂ ਕਰਦਾ ਇਸ ਗੱਲ ਤੇ ਭਰੋਸਾ ਨਹੀਂ ਵਿਸ਼ਵਾਸ ਇਹ ਸਮਝੇ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਦੰਤਨ ਉਸ ਅਵਸਥਾ ਜੇ ਖੰਡ ਮੰਡਲ ਪਰ ਭੰਡ ਵੀ ਇਹਦੀ ਦ੍ਰਿਸ਼ਟੀ ਦੇ ਵਿੱਚ ਹੁੰਦੇ ਨੇ ਨਿਰੰਕਾਰ ਦੀ ਨਿਰੰਕਾਰ ਤੋਂ ਖੰਡ ਪਰ ਬੁੱਧੀ ਹੁੰਦਾ ਸਰਵਿਆਪੀ ਆ ਹੋਏ ਦੇ ਵਿੱਚ ਹੀ ਨੇ ਉਹ ਕਹਿੰਦੇ ਛੱਡ ਕੇ ਨਹੀਂ ਕਿਤੇ ਚਲਿਆ ਗਿਆ ਸੰਸਾਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਗੁਰਮੁਖ ਗੁਰਮੁਖਾਵਣ ਜਾਣ ਰਹਾ ਹੀ ਹੈ ਜਿਹੜੇ ਛੱਡ ਕੇ ਜਾਣਾ ਚਾਹੁੰਦੇ ਨੇ ਨਾ ਗੁਰਮੁਖ ਜਨਮ ਸਵਾਰ ਦਰਗਾਹ ਚਲੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੱਲ ਦਾ ਉਹ ਹਿੰਦੂ ਹਿੰਦੂ ਨੇ ਉਹ ਹਿੰਦੂ ਨੇ ਜਾਣਾ ਕਿੱਥੇ ਹੈ ਜਿਹੜਾ ਜਾਣਦਾ ਉਹ ਹੀ ਤਾਂ ਮਨੁੱਖ ਹੈ ਜਿਹੜਾ ਇਹ ਕਹਿੰਦਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਉਹ ਮਨਮੁਖ ਹੈ ਉਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਸਾਡੇ ਵੀ ਢੋਲੀਆਂ ਬੜੀਆਂ ਕੁੱਟਦੇ ਨੇ ਜਾਂ ਕੋਈ ਲੈ ਕੇ ਜਾਂਦੇ ਨੇ ਸ਼ਮਸ਼ਾਨ ਘਾਟ ਨੂੰ ਗੁਰਬਾਣੀ ਕਹਿੰਦੀ ਗੁਰਮੁਖ ਆਵਣ ਜਾਣ ਰਹੀ ਹੁਣ ਇਹਨਾਂ ਮੁੱਕ ਜਾਂਦਾ ਉਹ ਕਹਿੰਦੇ ਨੇ ਗੁਰਮੁਖ ਜਨਮ ਜਨਮ ਸਵਾਰ ਉਹਨਾਂ ਦੇ ਰੱਖਿਆ ਜਿਹੜਾ ਹੈ ਨਾ ਪਰਮੇਸ਼ਰ ਵਾਲਾ ਉਹ ਹਿੰਦੂ ਮਤ ਵਾਲਾ ਬੈਠਿਆ ਹੈ ਦਿਮਾਗ 'ਚ ਗੁਰਮਤਾਲਾ ਵਾਲਾ ਨਹੀਂ ਬੈਠਿਆ ਆਪ ਆਪ ਸਾਗਰ ਦਾ ਵਿੱਚੇ ਹੈ ਉਹਦੇ ਭਵ ਸਾਗਰ ਉਹਦੇ ਵਿੱਚ ਆ ਆਪ ਸਾਗਰ ਦੇ ਬਾਹਰ ਤੇ ਨਹੀਂ ਭਵ ਦਾ ਭਵ ਸਾਗਰ ਵਿੱਚ ਉਹਦੇ ਆ ਬਾਹਰ ਆ ਬਾਹਰ ਭਵ ਸਾਗਰ ਵਿੱਚ ਜਿਵੇਂ ਪੰਜਾਬ ਦਾ ਰਹਿਣ ਵਾਲਾ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣ ਗਿਆ ਪੰਜਾਬ ਤੋਂ ਬਾਹਰ ਹੈ ਪੰਜਾਬ ਉਹਦੇ ਵਿੱਚ ਹੈ ਪੰਜਾਬ ਉਹਦੀ ਰਹਿ ਦੇ ਵਿੱਚ ਹੈ ਉਹ ਪੰਜਾਬ ਤੋਂ ਬਾਹਰ ਹੈ ਸਾਰੀ ਗੱਲ ਹੈ ਉਹਦਾ ਦਾਇਰਾ ਵੱਡਾ ਹੋ ਗਿਆ ਪੰਜਾਬ ਵਾਲੇ ਦਾ ਪੰਜਾਬ ਤੱਕ ਸੀਮਤ ਹੈ ਪੰਜਾਬ ਦਾ ਤਹਿਸੀਲਦਾਰ ਆਪਣੀ ਤਹਿਸੀਲ ਤੱਕ ਸੀਮਤ ਹੈ ਥਾਣੇਦਾਰ ਆਪਣੇ ਥਾਣੇ ਤੱਕ ਸੀਮਤ ਹੈ ਹੌਲਦਾਰ ਆਪਣੇ ਉਹਦੇ ਤੱਕ ਸੀਮਤ ਜੋ ਵੀ ਜਿੱਥੇ ਤੱਕ ਸੀਮਤ ਹੈ ਇੱਕ ਵਾਰਡ ਦਾ ਮੈਂਬਰ ਵਾਰਡ ਤੱਕ ਸੀਮਤ ਹੈ ਭਾਗ ਵੱਡਾ ਹੋ ਗਿਆ ਉਹਦਾ ਭਾਗ ਵੱਡਾ ਹੋ ਗਿਆ ਭਾਗ ਵੱਡੇ ਹਰ ਪਾਇਆ ਪੰਜਾਬ ਦਾ ਹੁੰਦਾ ਹੋਇਆ ਵੀ ਪੰਜਾਬ ਤੋਂ ਬਾਹਰ ਹੈ ਪੰਜਾਬ ਤੋਂ ਫੇਰ ਜੁੜਿਆ ਹੋਇਆ ਹੈ ਪੰਜਾਬ ਨਾਲ ਜੁੜਿਆ ਹੋਇਆ ਫੇਰ ਵੀ ਹੈ ਕਿਵੇਂ ਕਬੀਰ ਇਸ ਗੱਲ ਨੂੰ ਕਿਵੇਂ ਕਰਦਾ ਕਲੀਅਰ ਕਬੀਰ ਕਹਿੰਦਾ ਤਨ ਤੇਰੇ ਭਵਨ ਵਿੱਚ ਰਹਿਆ ਸਮਾਏ ਪਹਿਲਾਂ ਦਾ ਸਾਡਾ ਜਿਹੜਾ ਹਿਰਦਾ ਉਹ ਤਿੰਨ ਭਵਨ ਚ ਸਮਾਇਆ ਹੋਇਆ ਅਸੀਂ ਮਨ ਤਿੰਨ ਭਵਨ ਚ ਟੱਕੇ ਖਾਦਾ ਫਿਰਦਾ ਉਹਨਾਂ ਜਰ ਤਿੰਨ ਭਵਨ ਤੁਰਿਆ ਫਿਰਦਾ ਜਿੰਨਾ ਜਿਹੜੇ ਛੋਟਾ ਹੈ ਤਿੰਨ ਭਵਨ ਨੂੰ ਇਹਦਾ ਗਿਆਨ ਛੋਟਾ ਹੈ ਜਦ ਤਿੰਨਾਂ ਭਵਨਾਂ ਦਾ ਗਿਆਨ ਚਾਨਣ ਦੇ ਵਿੱਚ ਹੋ ਗਿਆ ਬ੍ਰਹਮ ਗਿਆਨੀ ਕਹੇ ਮਨ ਪ੍ਰਗਾਸ ਜੈਸੇ ਧਰ ਉਪਰ ਉਹਨੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਪਤਾ ਸਾਰੀਆਂ ਦਾ ਪ੍ਰਾਈਮ ਮਿਨਿਸਟਰ ਨੂੰ ਹਿੰਦੁਸਤਾਨ ਦੀਆਂ ਦਾ ਵੀ ਪਤਾ ਵਰਲਡ ਦੀਆਂ ਦਾ ਵੀ ਪਤਾ ਪੰਜਾਬ ਵਾਲੇ ਨੂੰ ਪੰਜਾਬ ਦੀਆਂ ਦਾ ਪਤਾ ਨੇ ਵਾਲਿਆਂ ਦੇ ਕੀ ਲੈਣਾ ਉਹਦੇ ਵਾਲੀ ਉਹਦਾ ਗਿਆਨ ਛੋਟਾ ਹੈ ਉਹਦਾ ਗਿਆਨ ਵੱਡਾ ਹੈ ਉਹਦਾ ਦਾਇਰਾ ਵੱਧ ਗਿਆ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਤਾਰੂ ਪਰ ਜਿਹੜਾ ਤਾਰੂ ਪਰ ਆਕਾਸ਼ ਹੋ ਗਿਆ ਉਹ ਫਿਰ ਸਿੱਖਾਂ ਦਾ ਨਹੀਂ ਰਿਹਾ ਥੱਲੇ ਫਿਰ ਉਹ ਸਭ ਦਾ ਹੋ ਗਿਆ ਨਜ਼ਾਰਾ ਵੱਡਾ ਹੋ ਗਿਆ ਉਹ ਸਿੱਖਾਂ ਦਾ ਨਹੀਂ ਰਿਹਾ ਕੱਲੀ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਹੁਣ ਮਨਮੋਹਨ ਸਿੰਘ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਕੱਲੇ ਉਹ ਸਾਰੇ ਇੰਡੀਆ ਦੀ ਗੱਲ ਕਰੂਗਾ ਉਹਦੇ ਵਾਸਤੇ ਸਾਰੇ ਸਾਰੇ ਇੱਕ ਹੋ ਜੇ ਨੇ ਇਵੇਂ ਗੁਰਮੁਖ ਵਾਸਤੇ ਸਾਰੇ ਇੱਕ ਹੋ ਜੇ ਨੇ ਭਾਗਵਟਾ ਨਾ ਉਹਦੀ ਪੋਸਟ ਵੱਡੀ ਹੋ ਗਈ ਇਹ ਛੋਟੀ ਪੋਸਟ ਵਾਲੇ ਨੇ ਜਿਹੜੇ ਉਹਨਾਂ ਦੇ ਨੇ ਹੈ ਜੀ ਗੱਲਾਂ ਜਿਹਨਾਂ ਦੀ ਥੋੜੀ ਮੱਤ ਹੈ ਨਾ ਦਾਇਰਾ ਸੋਚਦਾ ਸੰਕੀਰਣਾ ਛੋਟਾ ਹੈ ਸੋਚਦਾ ਦਾਇਰਾ ਛੋਟਾ ਹੈ ਉਹ ਸਿੱਖਾਂ ਦੀ ਗੱਲ ਕਰਦੇ ਨੇ ਗੁਰਮਤ ਦਾ ਦਾਇਰਾ ਤਾਂ ਬਹੁਤ ਵੱਡਾ ਹੈ ਸੰਸਾਰ ਦੇ ਦਾਇਰੇ ਨੂੰ ਵੀ ਵੱਡਾ ਗੁਰਮੋਹਨ ਸਿੰਘ ਕਰੂ ਇੰਡੀਆ ਦੀ ਗੱਲ ਗੁਰਮੁਖ ਕਰੂ ਵਿਸ਼ਵ ਦੀ ਗੱਲ ਸਾਰੇ ਦੀ ਇਹਦੇ ਨੂੰ ਵੀ ਵੱਡਾ ਦਾਇਰਾ ਹੁੰਦਾ ਇਹਨਾਂ ਦਾ ਵੀ ਸੰਕੀਰਣ ਦਾਇਰਾ ਇਹ ਭੇਦਭਾਵ ਵੀ ਕਰਨਗੇ ਵੀ ਇੱਥੇ ਬੀਜੇਪੀ ਦੀ ਸਰਕਾਰ ਹੈ ਇਹਨਾਂ ਦਾ ਹੱਥ ਘੁੱਟ ਕੇ ਰੱਖੀਏ ਤੇ ਆਪਣੀ ਸਰਕਾਰ ਹੈ ਇੱਥੇ ਖੁੱਲਾ ਕਰਦੀ ਇਹਨਾਂ ਜੇ ਕਮੀ ਰਹੂਗੀ ਸਿਆਸਤਦਾਨਾਂ 'ਚ ਗੁਰੂ ਕੁਝ ਨਹੀਂ ਰਹਿ ਸਕਦੀ ਪਰਮੇਸ਼ਰ ਦੀ ਨਹੀਂ ਕਿਉਂਕਿ ਪਰਮੇਸ਼ਰ ਦਾ ਸੁਭਾਅ ਗੁਰੂ ਦਾ ਇੱਕ ਹੈ ਆਪਣਾ ਸੁਭਾਅ ਹੈ ਨਹੀਂ ਗੁਰੂ ਦਾ ਰਿਹਾ ਕਿ ਉਹਦੇ ਨਾਲ ਵੱਡਾ ਦਾਇਰਾ ਜੇ ਹੈ ਤਾਂ ਗੁਰੂ ਹੈ ਨਾਨਕ ਦਾ ਕਬੀਰ ਦਾ ਗੁਰਬਾਣੀ ਦਾ ਗੁਰਬਾਣੀ ਉਹ ਤੋਂ ਵੱਡਾ ਦਾਇਰਾ ਕਰ ਦਿੱਤਾ ਨਾ ਕੋਈ ਵੈਰੀ ਨਾ ਹੈ ਇਹਨਾਂ ਦਾ ਵੈਰੀ ਬਗਾਨਾ ਤਾਂ ਹੈਗਾ ਇਹਨਾਂ ਦੀਆਂ ਸਰਦਾਂ ਉੱਤੇ ਤਾਂ ਖਤਰੇ ਨੇ ਸਾਡੀ ਜ਼ਰਾਤ ਤੇ ਕੋਈ ਖਤਰਾ ਨਹੀਂ ਖਤਰਾ ਕੀ ਤਾਂ ਸ੍ਰੀ ਸ਼ਰੀਕ ਹੀ ਨਹੀਂ ਸਾਡਾ ਕੋਈ ਸਾਡੀ ਕਹਿੰਦੇ ਸ਼ਰੀਕ ਨਾ ਕੋਈ ਸਾਡਾ ਸ਼ਰੀਕ ਸ਼ਰੀਕ ਦਾ ਮਤਲਬ ਹੁੰਦਾ ਦੁਸ਼ਮਣ ਸ਼ਰੀਕ ਦਾ ਲਫ਼ਜ਼ ਅਸਲ ਵਿੱਚ ਦੁਸ਼ਮਣ ਹੁੰਦਾ ਕਹਿੰਦਾ ਸਾਡਾ ਸਰੀਰ ਹੈ ਸਰੀਰ ਕਹਿੰਦੇ ਦੁਸ਼ਮਣ ਇਹਦੇ ਵਿਚਲੇ ਉੱਤੋਂ ਸ਼ਬਦ ਹੋਰ ਹੈ ਉੱਤੋਂ ਸ਼ਬਦ ਹੋਰ ਹੈ ਅਸਲੀ ਅਰਥ ਦਾ ਦੁਸ਼ਮਣ ਵਿਰੋਧੀ ਕਹਿੰਦਾ ਭਾਈ ਇਹ ਸਰੀਰ ਹੈ ਕਿਉਂ ਉਹਨੇ ਐਸਾ ਨਹੀਂ ਬਣਾਉਣਾ ਲੜਾਈ ਉਹਦੇ ਨਾਲ ਹੋਣੀ ਹੈ ਨਾ ਸਰੀਰ ਦਾ ਅਸਲੀ ਮਤਲਬ ਮਤਲਬ ਹੁੰਦਾ ਦੁਸ਼ਮਣ ਵਿਰੋਧੀ ਜਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਦਾ ਅੰਤਰ ਜੇ ਉਸ ਵੇਲੇ ਸੰਸਾਰ ਕਿਤੇ ਚੱਲਿਆ ਨਹੀਂ ਜਾਂਦਾ ਸਾਰੇ ਸੰਸਾਰ ਦਾ ਗਿਆਨ ਉਹਦੇ ਅੰਦਰ ਹੁੰਦਾ ਤੇ ਖੰਡ ਮੰਡਲ ਵਰਪੰਡ ਦਾ ਮਤਲਬ ਹੈ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉਪਰ ਤਿੰਨ ਲੋਕ ਦਾ ਗਿਆਨ ਹੈ ਉਹਦੇ ਕੋਲ ਜੇ ਤਿੰਨ ਲੋਕ ਦਾ ਗਿਆਨ ਕਥਨ ਕਰਨ ਲੱਗੇ ਮਾਇਆ ਦਾ ਮੁੱਕ ਜੂਗਾ ਜੇ ਇਹਦਾ ਕਥਨ ਕਰੀਏ ਨਾ ਹੁਣ ਜਿਵੇਂ ਤੁਰੇ ਫਿਰਦੇ ਨੇ ਸਾਇੰਸਦਾਨ ਉਹ ਨਹੀਂ ਕਹਿੰਦੇ ਉਹ ਅੰਤਰਾਂਤ ਉਹ ਵਿਸ਼ਾ ਜੇ ਛੇੜ ਲਿਆ ਤਾਂ ਇਹ ਵਿਸ਼ੇ ਤੋਂ ਰਹਿ ਜਾਣਗੇ ਲੋਕ ਸਾਡਾ ਵਿਸ਼ਾ ਸਿਰਫ ਤਿੰਨ ਲੋਕ ਜੋ ਕੱਢਣ ਦਾ ਹੈ ਜਿਹੜਾ ਤਿੰਨ ਲੋਕ ਦਾ ਗਿਆਨ ਕਰਾਉ ਉਹਦੀ ਸੁਰਤੀ ਤਿੰਨ ਲੋਕ ਨਾਲ ਜੁੜੀ ਰਹੂ ਤਿੰਨ ਲੋਕ ਜੋ ਫਸ ਕੇ ਹੀ ਰਹਿ ਜੂ ਤਿੰਨ ਲੋਕ ਨਾਲ ਜੁੜਿਆ ਰਹੂ ਤਾਂ ਹੀ ਤਿੰਨ ਲੋਕ ਦਾ ਗਿਆਨ ਜਿਹੜੇ ਚੀਜ਼ ਦਾ ਅਸੀਂ ਗਿਆਨ ਲੈਣੇ ਉਹਦੇ ਨਾਲ ਜੁੜ ਕੇ ਲੈਣੇ ਦ੍ਰਿਸ਼ਟੀ ਉੱਥੇ ਰਹਿੰਦੀ ਹੈ ਸਾਡੀ ਇਸ ਕਰਕੇ ਇਹਦੇ ਨਾਲ ਸੰਸਾਰ ਨਾਲ ਤੋੜਨ ਵਾਲੇ ਜਿਹੜੇ ਤੋੜਦੇ ਨੇ ਉਹਨਾਂ ਨੂੰ ਤਿੰਨ ਲੋਕ ਦਾ ਗਿਆਨ ਹੁੰਦਾ ਹੈ ਇਹ ਨਹੀਂ ਹੁੰਦਾ ਉਹ ਇਸ ਕਰਕੇ ਇਹਦਾ ਨੀਚੇ ਆਖਦੇ ਇਹਨਾਂ ਨਾਲ ਜੋੜ ਦੇਣੀ ਇਹਨਾਂ ਨੂੰ ਤੋੜ ਲੈਣਾ ਜਿਹੜੀ ਚੀਜ਼ ਨੂੰ ਤੋੜਨਾ ਹੋਵੇ ਉਹ ਚਾਕੀ ਦਾ ਨਹੀਂ ਜਿਹੜੀ ਚੀਜ਼ ਵਿਖਵਣ ਜਵੇ ਜਿਹੜੀ ਚੀਜ਼ ਨੂੰ ਅੰਮ੍ਰਿਤ ਸਮਝਦੇ ਤਾਂ ਵਿਖ ਬਣ ਗਈ ਦੁੱਧ ਅੰਮ੍ਰਿਤ ਹੁੰਦਾ ਛੱਤੀ ਅੰਮ੍ਰਿਤ ਨੇ ਜਾਂ ਖਾ ਲੈਂਦੇ ਨੇ ਜਿਹੜੀ ਉਹ ਚੋਂ ਮੈਲ ਨਿਕਲਦੀ ਉਹ ਕੀ ਹੋ ਜਾਂਦੀ ਹੈ ਵਿਖ ਹੋ ਜਾਂਦੀ ਉਹ ਸਾਨੂੰ ਨਿਕਲੀ ਦੇ ਮੈਲ ਬੜੀ ਦੇ ਪਤਾ ਲੱਗਦਾ ਹੋਰ ਉਹਨੂੰ ਪਹਿਲਾਂ ਹੀ ਪਤਾ ਵੀ ਵਿਖੇ ਹੈ ਉਹਨੂੰ ਪਹਿਲਾਂ ਹੀ ਨਹੀਂ ਹੋ ਜੋ ਸਾਨੂੰ ਬਾਅਦ ਚ ਦੀਂਦੀ ਇੰਨਾ ਹੀ ਫਰਕ ਵਿਖ ਕੇ ਪਹਿਲਾਂ ਹੋਈ ਪੈਦਾ ਕਿੱਦਾਂ ਹੋਈ ਵੇਖ ਵੇਖ ਅੰਮ੍ਰਿਤ ਜੋ ਪੈਦਾ ਹੋਈ ਦੱਸੋ ਕਿੱਥੋਂ ਆਈ ਵੇਖ ਅੰਮ੍ਰਿਤ ਤੇ ਪੈਦਾ ਹੋਈ ਜੇ ਛੱਤੀ ਪ੍ਰਦਾਤ ਅੰਮ੍ਰਿਤ ਛਕੇ ਫਿਰ ਤਾਂ ਹੀ ਪੈਦਾ ਹੋਈ ਸਾਡੇ ਤੇ ਵੇਖ ਅੰਮ੍ਰਿਤ ਦੇ ਵਿੱਚੇ ਹੁੰਦਾ ਹੁੰਦੀ ਹੈ ਬਾਹਰੋਂ ਕਿੱਥੋਂ ਆਈ ਹੈ ਵਿਖਿਆ ਅੰਮ੍ਰਿਤ ਬੁੱਝੇ ਪੁਰਖ ਵਿਚਾਰਵਾਨ ਬੁੱਝੂ ਵਿਚਾਰਵਾਨ ਨੂੰ ਤਾਂ ਦੋਏ ਵਿੱਚ ਵਿਚਾਰਵਾਨ ਨੂੰ ਅੰਮ੍ਰਿਤ ਵਿੱਚ ਵਿਖਦੀ ਨਹੀਂ ਹੈ ਮੂਰਖ ਨੂੰ ਉਦੋਂ ਨਹੀਂ ਦਿੰਦੀ ਬਾਅਦ ਚ ਪਤਾ ਲੱਗ ਜਾਂਦਾ ਬਾਅਦ ਚ ਬੰਦਾ ਉਹ ਤੇ ਬੇਖਬਾਰ ਨੂੰ ਫਿਰ ਚਾਕੀ ਦਾ ਹੁੰਦਾ ਬੇਖਬਾਰ ਨੂੰ ਬਾਅਦ ਨਹੀਂ ਜਾਗਦੇ ਝਾਕ ਤੇ ਕਪੜਾ ਦੇ ਦੋ ਨੂੰ ਬਾਅਦ ਨਹੀਂ ਜਾਂਦੇ ਜਿਹਨੂੰ ਪਹਿਲਾਂ ਵਿਖਦੀ ਦੀ ਉਹ ਪਹਿਲਾਂ ਹੀ ਕਪੜਾ ਦੇ ਲੈਂਦਾ ਜਦ ਦੀਦੀ ਆ ਜਦ ਕਪੜਾ ਲੈ ਲੈਂਦਾ ਬਸ ਹੋਰ ਕੀ ਹੈ ਜਿਹਨੂੰ ਜਾਦੋ ਜੋ ਬਦਬੂ ਆਉਂਦੀ ਹੈ ਇਹਨੂੰ ਪਹਿਲਾਂ ਆ ਜਾਂਦੀ ਹੈ ਉਹਨੂੰ ਪਿੱਛੋਂ ਆਉਂਦੀ ਹੈ ਇਹਨਾਂ ਫਰਕ ਇਹਦੇ ਸਿਰ ਪੈ ਤੇ ਪਤਾ ਲੱਗਦਾ ਹੈ ਮੂਰਖ ਨੂੰ ਸਿਆਣੇ ਨੂੰ ਪਹਿਲਾਂ ਪਤਾ ਹੁੰਦਾ ਹੈ ਸਿਆਣੇ ਨੂੰ ਸਿਰ ਪੈਣ ਦਾ ਪਤਾ ਹੁੰਦਾ ਹੈ ਮੂਰਖ ਨੂੰ ਪੈ ਤੇ ਪਤਾ ਲੱਗਦਾ ਪਰ ਦੋਹਾਂ ਜਿਹਾ ਹੀ ਫਰਕ ਹੈ ਵੇਖ ਦੋਏ ਬੰਦੇ ਨੇ ਮੰਨਦੇ ਨੇ ਫਿਰ ਅਮਰਤ ਕਹਿੰਦਾ ਰਹਿ ਗਿਆ ਜਿਹੜੀ ਵੇਖਿਆ ਮੈਂ ਕਿ ਥੋੜਾ ਨੂੰ ਪੁੱਛੇ ਆਈ ਕਿਥੋਂ ਪਾਣੀ ਮੈਲਾ ਇਹਨੇ ਪਾਣੀ ਦਾ ਨਿਰਮਲ ਹੁੰਦਾ ਨਿਰਮਲ ਨਹੀਂ ਕਿਹਾ ਪਾਣੀ ਨੂੰ ਕਿਤੇ ਵੀ ਬਣ ਜੇ ਪ੍ਰਸਾਦ ਪੀਵੇ ਸ਼ੀਤਲ ਜਲਾ ਨਿਰਮਲ ਜਲਾ ਨਹੀਂ ਕਿਹਾ ਕਿਤੇ ਦਿਖਾਓ ਪਾਣੀ ਕਿਤੇ ਨਿਰਮਲ ਹੈ ਅਸੀਂ ਨਿਰਮਲ ਕਹਿੰਦੇ ਜਲ ਨੂੰ ਬਾਣੀ ਨਿਰਮਲ ਕਿਤੇ ਵੀ ਨਹੀਂ ਕਹਿੰਦੀ ਸਾਵਧਾਨੀ ਵਰਤੀ ਹੋਈ ਹੈ ਜੇ ਪ੍ਰਸਾਦ ਪੀਵੇ ਸ਼ੀਤਲ ਜਲ ਠੰਡਾ ਦਾ ਗਿਆ ਹੋਇਆ ਜ਼ਰੂਰ ਉਬੜਿਆ ਤਾਂ ਕੋਈ ਪੀਂਦਾ ਨਹੀਂ ਨਾ ਜੇ ਠੰਡਾ ਹੋਵੇ ਕਹਿੰਦਾ ਵੀ ਠੰਡਾ ਨਹੀਂ ਹੈ ਪਾਣੀ ਠੰਡਾ ਪੀ ਕੇ ਖੁਸ਼ ਹੈ ਸ਼ੀਤਲ ਜਲਾ ਗਿਆ ਹੋਇਆ ਠੰਡਾ ਨਹੀਂ ਨਰਮਲ ਨਹੀਂ ਹੈ ਨਰਮਲ ਹੈ ਨਹੀਂ ਕਹਿ ਕੇ ਮੈਨੂੰ ਬੇਵਾਨੀ ਇੱਕ ਵਾਰ ਵੀ ਨਰਮਲ ਨਹੀਂ ਬੰਦੇ ਹੋਇਆ ਕਹਿਣ ਦਾ ਮਤਲਬ ਜਿਹੜੀ ਪਾਣੀ ਸਾਚੇ ਤੇ ਪਵਨਾ ਪਿਆ ਪਵਨਾ ਤੇ ਆ ਜਿਹੜੀ ਮੈਲ ਹੈ ਜਿਹਨੂੰ ਜਲਣਾ ਤੋਂ ਨੇ ਆਈ ਕਿਥੋਂ ਇਹ ਪਾਣੀ ਚੋਂ ਨਿਕਲੀ ਹੋਈ ਹੈ ਸਰ ਜੋ ਵੀ ਮਲੀਨਤਾ ਸੰਸਾਰ 'ਚ ਦਿੰਦੀ ਹੈ ਪੈਦਾ ਕਿਥੋਂ ਹੋਈ ਹੈ ਉਸ ਪਾਣੀ ਚੋਂ ਨਿਕਲੀ ਹੈ ਜਿਹੜੇ ਪਾਣੀ ਨਾਲ ਧੋਤੀ ਜਾਂਦੀ ਹੈ ਦੱਸੋ ਨਹੀਂ ਕਿਥੋਂ ਆਈ ਹੈ ਇਹ 10 ਤੇ ਜਿਹੜੇ ਗ੍ਰੰਥ ਹੈ ਉਹਦਾ ਵਿਸ਼ਾ ਹੈ ਜਿਹੜਾ ਮੈਂ ਕਰ ਰਿਹਾ ਮੈਂ ਉੱਥੋਂ ਅਸੀਂ ਪੜਿਆ ਵਿਚਾਰਿਆ ਤਾਂ ਪਤਾ ਨਹੀਂ ਇਹ ਗੱਲਾਂ ਇੱਥੇ ਤਾਂ ਹੈ ਇੱਥੇ ਤਾਂ ਹੈ ਇੱਥੇ ਕਹਿ ਗਏ ਪੇਦ ਰੱਖ ਕੇ ਗੱਲ ਦਾ ਨਿਰਮਲ ਨਹੀਂ ਕਿਹਾ ਸ਼ੀਤਲ ਕਰ ਕਿਉਂ ਕਹਤਾ ਕਿਉਂ ਨਹੀਂ ਕਹੇ ਜਵਾਬ ਦਸੂ ਸੰਸਿੱਧ ਵਿਚਾਰ ਲਈ ਇਥੋਂ ਵੀ ਪਤਾ ਲੱਗ ਜੂ ਸਾਨੂੰ ਆਹ ਗੁਰੂ ਗ੍ਰੰਥ ਸਾਹਿਬ ਪਤਾ ਲੱਗੂ ਵਿਚਾਰੇ ਤੇ ਪਰ ਉਹ ਧਿਆਨ ਸਿੱਧਾ ਹੀ ਪਏ ਜੋ ਕੁਝ ਇੱਥੇ ਸਾਨੂੰ ਜ਼ਿਆਦਾ ਵਿਚਾਰੇ ਤੇ ਪਤਾ ਲੱਗਣਾ ਹੈ ਉੱਥੇ ਵਿਚਾਰਿਆ ਪਿਆ ਉਹਦੇ ਨੂੰ ਫਟਾਫਟ ਪਤਾ ਲੱਗ ਜਾਣਾ ਜਿਵੇਂ ਕਹਿੰਦੇ ਨੇ ਅਖੇ ਕੀ ਹੈ ਜੀ ਇਹ ਕੁੰਜੀ ਹੈ ਉਹ ਜਾਣੇ ਦਿੰਦੇ ਨੇ ਜੇ ਕਿਤਾਬ ਦੀ ਕੁੰਜੀ ਪੜਨ ਵਾਸਤੇ ਨਾਲ ਸੌਖਾ ਸਮਝ ਆ ਜਾਏ ਆਦਿ ਗੁਰੂ ਗ੍ਰੰਥ ਸਾਹਿਬ ਸੌਖੀ ਤਰੀਕੇ ਨਾਲ ਸਮਝ ਆ ਜਾਏ ਦਸ ਗ੍ਰੰਥ ਉਹਦੀ ਕੁੰਜੀ ਉਹ ਤਰੀਕੇ ਦੀ ਹੈ ਸੌਖਾ ਸਮਝ ਆ ਜਾਏ ਮਤਲਬ ਇਹ ਨਹੀਂ ਹੈ ਵੀ ਦਸ ਗ੍ਰੰਥ ਪੜ੍ਹੇ ਬਿਨਾਂ ਸਮਝੇ ਨਹੀਂ ਆਉਂਦਾ ਇਹ ਗੱਲ ਨਹੀਂ ਇਹਦਾ ਮਤਲਬ ਜਿਹੜੇ ਕੁੰਜੀਆਂ ਨਹੀਂ ਪੜਦੇ ਉਹ ਵੀ ਪਾਸ ਹੋ ਜਾਂਦੇ ਫਸਟ ਵੀ ਹੋ ਜਾਂਦੇ ਨੇ ਜਿਹੜੇ ਕੁੰਜੀਆਂ ਹੁੰਦੀਆਂ ਇਹਦਾ ਮਤਲਬ ਇਹ ਨਹੀਂ ਹੈ ਸੌਖਾ ਹੋ ਤੁਹਾਨੂੰ ਸੌਖਾ ਸਮਝ ਆ ਜਾਏ ਮਦਦ ਹਾਂ ਇੱਥੇ ਲੋ ਲੋ ਆਕਾਰ ਇੱਥੇ ਲੋ ਲੋ ਆਕਾਰ ਆਕਾਰ ਕਾਦਾ ਉੱਥੇ ਸੱਚਖੰਡ 'ਚ ਸਿਰਫ ਜੋਤ ਦਾ ਆਕਾਰ ਜਿਆਦਾ ਆਕਾਰ ਨਹੀਂ ਹੁੰਦਾ ਲੋ ਲੋ ਦਾ ਹੁੰਦਾ ਜੋਤ ਜੇ ਕੋਈ ਆਕਾਰ ਹੈ ਜੋਤ ਦਾ ਜੋਤ ਦਾ ਆਕਾਰ ਹੁੰਦਾ ਲਾਈਟ ਦਾ ਆਕਾਰ ਨਹੀਂ ਹੁੰਦਾ ਲਾਈਟ ਦਾ ਆਕਾਰ ਤਾਂ ਹੁੰਦਾ ਨਾ ਰਾਤ ਨੂੰ ਦੀਨਾ ਨਹੀਂ ਆ ਆਪਾਂ ਦੇ ਰੇਜ ਲਾਈਟ ਮਾਰ ਕੇ ਦੀਨਾ ਨਹੀਂ ਕੋਲ ਜਾ ਕਰ ਉਹ ਕਾਰੇ ਲਾਈਟ ਦਾ ਹੁੰਦੀ ਉਹ ਤੇ ਆਕਾਰ ਹੈ ਹੋਰ ਕੁਝ ਨਹੀਂ ਆਕਾਰ ਹੁੰਦਾ ਪਰ ਇਹ ਜਿਹਾ ਆਕਾਰ ਨਹੀਂ ਹੁੰਦਾ ਜਿਹੇ ਜਿਹੇ ਬਾਹਰ ਆਕਾਰ ਨੇ ਸਾਡੇ ਆਕਾਸ਼ ਵਿੱਚ ਆਕਾਰ ਹਰੇਕ ਹੁੰਦਾ ਹੈ ਆਕਾਸ਼ ਦੇ ਵਿੱਚ ਜਿਵੇਂ ਜਿਵੇਂ ਹੁਕਮ ਤੇ ਮੈਂ ਤੇਰੇ ਬਾਹਰ ਹੁਕਮ ਵਿੱਚ ਉਹ ਵੀ ਸਾਰੇ ਨੇ ਸਾਰੇ ਹੁਕਮ ਦੇ ਵਿੱਚ ਨੇ ਕਾਰ ਉਹਨਾਂ ਨੂੰ ਵੀ ਹੈ ਇੱਥੇ ਵਾਲੇ ਵੀ ਹੁਕਮ ਜਿਹੜੇ ਉੱਥੇ ਵਾਲੇ ਵੀ ਉਹ ਕਰਾਉਣ ਵਾਲਿਆਂ ਜਿਹੜੇ ਕਰਨ ਵਾਲਿਆਂ ਜਿਹੜੇ ਕੁਝ ਕਰਾਉਣ ਵਾਲਿਆਂ ਜੋ ਤੇ ਕੁਝ ਕਰਨ ਵਾਲਿਆਂ ਸੱਚਖੰਡ ਦੀ ਅਵਧੀ ਬਹੁਤ ਜ਼ਿਆਦਾ ਹੈ ਕਿ ਕਿੱਕ ਦੀ ਦ੍ਰਿਸ਼ਟੀ ਕਿੱਕ ਤੇ ਹੈ ਉਹ ਵੇਲੇ ਨਹੀਂ ਬੈਠੇ ਸੁੱਤੇ ਨਹੀਂ ਪਏ ਉੱਥੇ ਨਹੀਂ ਬੈਠੇ ਵੇਲੇ ਬੈਠੇ ਉਹਨਾਂ ਨੂੰ ਇਹਨਾਂ ਦੀ ਚਿੰਤਾ ਸਾਰਿਆਂ ਡਿਊਟੀ ਕਰ ਰਹੇ ਨੇ ਸਾਰੇ ਡਿਊਟੀ ਤੇ ਬੈਠੇ ਨੇ ਜਿੰਨੇ ਜੀਵ ਨੇ ਇੱਥੇ ਉੱਥੇ ਜ਼ਿਆਦਾ ਨੇ ਸਰਬ ਦੀ ਚਿੰਤਾ ਜਸਮਾਨ ਮਾਨ ਕੱਲਾ ਇੱਕ ਲਫ਼ਜ਼ ਕਿਉਂ ਵਰਤੇ ਇੱਕ ਮਨ ਜਿਹੜਾ ਹੈਗਾ ਇੱਕ ਵਜਨ ਇੱਥੇ ਕਿਉਂ ਹੈ ਸੱਚਖੰਡ ਵਿੱਚ ਇੱਕ ਵਜਨ ਮਨ ਹੁੰਦਾ ਸਾਰੇ ਨਮਨ ਹੈ ਉਹ ਇੱਕ ਇੱਥੇ ਮਨ ਵੱਖਰੇ ਵੱਖਰੇ ਨੇ ਉੱਤੇ ਬਦੇ ਇੱਕ ਸਾਰਿਆਂ ਦਾ ਜੇ ਮਨ ਇੱਕ ਦਾ ਮਰਜ਼ੀ ਇੱਕ ਹੈ ਜੇ ਮਨ ਇੱਕ ਦਾ ਸੋਚ ਇੱਕ ਹੈ ਇੱਥੇ ਮਨ ਵੱਖਰੇ ਵੱਖਰੇ ਤੇ ਸੋਚ ਵੱਖਰੀ ਵੱਖਰੀ ਇੱਕ ਮਨ ਕਰਨ ਖਾਤਰ ਤਾਂ ਇੱਥੇ ਆਇਆ ਹੀ ਹੈ ਨਾਨਕ ਇਹ ਵਿਧੀ ਹਰ ਭਜੋ ਇੱਕ ਮਨ ਹੋਏ ਤਾਂ ਉੱਤੇ ਇੱਕ ਮਨ ਇੱਕ ਚਤਨੇ ਇੱਕੋ ਮਨ ਹੈ ਸਾਰਿਆਂ ਦਾ ਉਸ ਮਨ ਚ ਕੋਈ ਚੀਜ਼ ਹੈ ਕਿ ਕੋਈ ਫਿਕਰ ਹੈ ਇਹਨਾਂ ਦਾ ਫਿਕਰ ਹੈ ਸਰਬ ਕੀ ਚਿੰਤਾ ਜਿਸ ਮਨ ਉਹਦੇ ਤੇ ਇਹ ਨਹੀਂ ਹੈ ਵੀ ਕੋਈ ਪਰਮੇਸ਼ਰ ਬੰਦਾ ਹੈ ਉਹਦੇ ਮਨ ਚ ਸਾਰਿਆਂ ਦੀ ਚਿੰਤਾ ਇੱਕ ਬੰਦਾ ਸਾਰਿਆਂ ਤੇ ਕੰਟਰੋਲ ਕਿਵੇਂ ਕਰ ਲੂਗਾ ਸਾਰਿਆਂ ਨੂੰ ਕਿਵੇਂ ਦੇਖ ਲੂਗਾ ਜਿਵੇਂ ਪਾਰਲੀਮੈਂਟ ਦੇ ਨਿਗਾਹ ਸਾਰਿਆਂ 'ਚ ਹਰ ਆਪਣੇ ਆਪਣੇ ਏਰੀਆ ਦਾ ਮੈਂਬਰ ਆਪਣੇ ਆਪਣੇ ਏਰੀਆ ਦੀ ਗੱਲ ਕਰਦਾ ਕੁਝ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਵਰਲਡ ਲੈਵਲ ਦੀ ਗੱਲ ਕਰਦੇ ਨੇ ਫੋਰਨ ਪਾਲਿਸੀ ਦੀ ਗੱਲ ਕਰਦੇ ਨੇ ਸਰਕਾਰ ਦੀ ਫੋਰਨ ਪਾਲਿਸੀ ਦੀ ਗੱਲ ਕਰਦੇ ਨੇ ਆਪਣੇ ਸਮੱਸਿਆ ਜਿਹੜੀ ਉਹਦੇ ਹਲਕੇ ਦੀ ਉਹ ਤੋਂ ਹਟ ਕੇ ਗੱਲ ਕਰਦੇ ਨੇ ਬਜਟ ਦੀ ਉਹਨਾਂ ਨੂੰ ਫਿਕਰ ਹੈ ਸਾਰੀ ਇੰਡੀਆ ਵਾਸਤੇ ਬਜਟ ਹੈ ਮਿੱਟੀ ਦੇ ਬਦਲ ਦੇ ਕੋਈ ਗੱਲ ਕਰਦੇ ਉਹਦੇ ਆਪਣੇ ਹਲਕੇ ਦੀ ਸਮੱਸਿਆ ਨਹੀਂ ਹੈ ਉਹ ਉਹ ਨਕਲ ਕਰਦੇ ਨੇ ਤੇ ਇਦਾਂ ਹੀ ਉੱਥੇ ਆਪਣੇ ਆਪਣੇ ਹਲਕਾ ਨਹੀਂ ਉੱਥੇ ਹੈ ਜਿਵੇਂ ਇੱਥੇ ਆਪਣੇ ਆਪਣੇ ਨਾਲ ਜੁੜਿਆ ਆਪਣੇ ਸਾਰੇ ਹੀ ਆਪਣੇ ਨੇ ਸਾਰੇ ਉਹਨਾਂ ਦਾ ਕੋਈ ਉਹ ਸਾਰੇ ਹੀ ਆਪਣੇ ਨੇ ਸਵਾਰਥ ਨਹੀਂ ਹੈ ਇੱਥੇ ਕੋਈ ਸਾਰੇ ਹੀ ਆਪਣੇ ਨੇ ਬੈਰੀ ਬਗਾਨਾ ਉੱਥੇ ਹੀ ਨਹੀਂ ਕੋਈ ਉਹ ਪ੍ਰੈਕਟਿਸ ਇੱਥੇ ਕਰਨੀ ਆ ਨਾ ਕੋਈ ਬੈਰੀ ਨਾ ਕੋਈ ਬਗਾਨੇ ਤੇ ਬੈਰੀ ਬਗਾਨੇ ਵਾਲੇ ਦੇਸ਼ 'ਚ ਅਸੀਂ ਰਹਿੰਦੇ ਆ ਜਿੰਨਾ ਚਿਰ ਉਹੇ ਜੀ ਗੱਲ ਨਹੀਂ ਬਣਦੀ ਸਾਡੀ ਜਿਹੇ ਜੀ ਉਹ ਨੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਜਿਹੜੇ ਉਹਨਾਂ ਦੇ ਵਿੱਚ ਗੁਣ ਨੇ ਉਹੇ ਜੇ ਗੁਣ ਇੱਥੇ ਪੈਦਾ ਕਰ ਲੂਗਾ ਪੂਰਾ ਟੈਸਟ ਹੋ ਜੂਗਾ ਪੂਰਾ ਉਤਰ ਜੂਗਾ ਟੈਸਟ ਦੇ ਉੱਤੇ ਫਿਰ ਉੱਥੇ ਐਂਟਰੀ ਫਿਰ ਉਹ ਕੀ ਹੈ ਫਿਰ ਹਾਕਮ ਧੜੇ ਚਲਾ ਗਿਆ ਧੜਾ ਉੱਥੇ ਵੀ ਹੈ ਧੜਾ ਉੱਥੇ ਸੱਚ ਨਾਲ ਹੈ ਇੱਥੇ ਧੜਾ ਝੂਠ ਹੈ ਇੱਥੇ ਧੜੇ ਬਹੁਤ ਹੈ ਉੱਥੇ ਧੜਾ ਇੱਕੋ ਹੀ ਹੈ ਸੱਚ ਦਾ ਧੜਾ ਇਹ ਨਹੀਂ ਗੁਰੂ ਸਾਹਿਬ ਮੰਨਦੇ ਵੀ ਸਾਡਾ ਧੜਾ ਨਹੀਂ ਕਿਸੇ ਨੂੰ ਧੜਾ ਹੈ ਸਾਡਾ ਵੀ ਪਰ ਸੱਚ ਨਾਲ ਸੰਸਾਰ ਸੱਚ ਤੋਂ ਖਿਲਾਫ ਹੈ ਪਰ ਅਸੀਂ ਸੱਚ ਤੋਂ ਖਿਲਾਫ ਅਸੀਂ ਸੰਸਾਰ ਦਾ ਨੁਕਸਾਨ ਕਰਕੇ ਰਾਜੀ ਨਹੀਂ ਆ ਅਸੀਂ ਭਲਾਈ ਕਰਦੇ ਉਸ ਤੇ ਹੋਏ ਨਹੀਂ ਕਿਛ ਬੁਰਾ ਕਿਵੇਂ ਹੋ ਜੂਗਾ ਜਿਹੜਾ ਸਭ ਦਾ ਭਲਾ ਸੋਚਦਾ ਬੁਰਾ ਤਾਂ ਕਿਵੇਂ ਹੋ ਜੂਗਾ ਦੀਨ ਦਿਆਲ ਸਭ ਉੱਪਰ ਹੋਵਤ ਕਿਰਪਾ ਲੈ ਜਿਹੜਾ ਤਾਂ ਬੁਰਾ ਕਿਵੇਂ ਹੋ ਜੂਗਾ ਉਹ ਨਹੀਂ ਸਕਦਾ ਪਰ ਬਾੜੀ ਸਾਰੀ ਕੋਈ ਗੱਲ ਵਿਚਾਰ ਦੀ ਘਾਟ ਹੈ ਇਹਦੇ ਆਰ ਕਰਨ ਦੀ ਲੋੜ ਨਹੀਂ ਜਾਂ ਸਮਝ ਆ ਜਾਂਦੀ ਆਰ ਆਪੇ ਹੀ ਆ ਜਾਂਦੇ ਨੇ ਅਰਥ ਤਾਂ ਸਾਰੇ ਜਿਹੜਾ ਆਪੇ ਹੀ ਆ ਜਾਂਦੇ ਨੇ ਅਰਥ ਤਾਂ ਉਦੋਂ ਤੱਕ ਕਰਦੇ ਜਿੰਨਾ ਚਿਰ ਬੁੱਧੀ ਸੰਸਾਰੀ ਉਲਝੀ ਹੋਈ ਹੈ ਸਭਾ ਸੰਸਾਰੀ ਹੈ ਜਿੰਨਾ ਚਿਰ ਉਹਨਾਂ ਚਿਰ ਹੋਰੇ ਕੁਝ ਲੱਗਦਾ ਹੈ ਵਿਵੇਕ ਬੁੱਧੀ ਹੈ ਦੀ ਆ ਇਹ ਭਾਸ਼ਾ ਦਾ ਗਿਆਨ ਹੈ ਲਫ਼ਜ਼ਾਂ ਦੇ ਖੜੇ ਵਿਆਹ ਲਫ਼ਜ਼ ਲਿਖਿਆ ਤੁਹਾਡੀ ਕੀ ਹੋਊਗਾ ਵਿਚਾਰਧਾਰਾ ਦਾ ਗਿਆਨ ਨਹੀਂ ਜਿੰਨਾ ਚਿਰ ਉਲਟਾ ਵੀ ਪਤਾ ਲੱਗ ਜਾਂਦਾ ਜੇ ਉਕੜੋ ਸਿਆਰੀ ਕੋ ਗਲਤ ਲੱਗੀ ਹੋਵੇ ਪਤਾ ਲੱਗ ਜਾਂਦਾ ਗਲਤ ਲੱਗੀ ਹੋਈ ਹੈ ਗਲਤੀਆਂ ਹੈ ਮਿਸਪ੍ਰਿੰਟ ਹੋਏ ਹੋਏ ਨੇ ਉਹ ਸਾਰੇ ਦੋਸਤ ਹੋ ਜਾਣਗੇ ਕੀ ਮੁਸ਼ਕਲ ਹੈ ਤੇ ਵਿਚਾਰਧਾਰਾ ਤੋਂ ਉਲਟ ਚਲੀ ਜਾਣੀ ਹੈ ਗੱਲ ਅਸੀਂ ਅੱਖਰਾਂ ਬਗਰ ਨਹੀਂ ਜਾਣਾ ਵਿਚਾਰਧਾਰਾ ਬਦਲ ਜਾਣਾ ਉਤਨਾ ਦਾ ਅਰਥ ਕਰ ਲਿਆ ਵਿਚਾਰਧਾਰਾ ਤੋਂ ਉਲਟ ਹੋ ਗਿਆ ਜੇ ਤਿੰਨ ਹੀ ਧਾਰ ਤਿੰਨ ਕਰਾਂਗੇ ਵਿਚਾਰ ਧਾਰੇ ਖਤਮ ਹੋ ਜਾਣ ਵਿਚਾਰ ਧਾਰਾ ਨੂੰ ਬਚਾਉਣ ਵਾਸਤੇ ਅਸੀਂ ਉਹ ਦੇਖਿਆ ਨਾ ਇਹ ਤੇ ਤਾਂ ਹੈ ਹੀ ਨਹੀਂ ਇੱਥੇ ਤਿੰਨ ਹੋ ਗਿਆ ਤਾਂ ਫਾਈ ਹੋ ਗਏ ਬ੍ਰਹਮ ਵਿਸ਼ਨੂੰ ਜੀ ਅੱਗੇ ਪ੍ਰੋਬਲਮ ਘੜੀ ਗਈ ਕਿਤੇ ਬ੍ਰਹਮ ਘਾਟ ਘੜੀਏ ਰੂਪ ਰਮ ਕੇ ਵੇਸ ਵੀ ਜਗ੍ਹਾ ਪ੍ਰੋਬਲਮ ਘੜੀ ਹੋ ਜਾਣੀ ਕਿਉਂ ਇੱਥੇ ਗਲਤ ਜਵਾਬ ਕਰ ਇੱਕ ਜਗ੍ਹਾ ਦੀ ਗਲਤੀ ਕੀਤੀ ਵੀ ਜਗ੍ਹਾ ਪ੍ਰੋਬਲਮ ਹੋਣੀ ਉਹਦੀ ਵੇਖਿਆ ਵਿਕਸੈ ਕਰ ਜਾ ਵੇਖਿਆ ਵਿਕਸੈ ਵੇਖਦਾ ਵੀ ਹੈ ਚਿੰਤਾ ਨਹੀਂ ਉਹਨੂੰ ਹੁੰਦੀ ਕੁਝ ਵੀ ਹੋ ਜਾਵੇ ਸਾਨੂੰ ਕੰਮ ਦੀ ਚਿੰਤਾ ਹੁੰਦੀ ਹੈ ਜਿਹੜੇ ਕੰਮ ਦੇ ਵਿੱਚ ਚਿੰਤਾ ਹੁੰਦੀ ਹੈ ਨਾ ਤੇ ਕੁਝ ਵਿਗੜ ਜਾਂਦਾ ਹੈ ਜਾਂ ਹੋ ਜਾਂਦਾ ਹੈ ਅਸਲ ਜੋ ਦੀ ਰਜ਼ਾ ਬਿਨਾਂ ਕੁਝ ਹੁੰਦਾ ਹੀ ਨਹੀਂ ਵਿਕਸੈ ਕੁਝ ਹੁੰਦਾ ਦੇਖ ਵਿੱਚ ਕੁਝ ਕੁਝ ਕਿਸਾਨ ਬੜੀ ਭਰਪੂਰ ਫਸਲ ਹੋਈ ਉਹਦੀ ਕੋਈ ਨਾ ਪਰ ਕੋਈ ਜਾਣੇ ਕਰ ਵੀ ਤਾਂ ਜਾਂਦੇ ਨੇ ਕੰਪੈਰ ਨਾ ਬਣਾਉਂਦਾ ਧਰਤੀ ਦੇ ਦੇਖ ਲਓ ਕੋ ਬੱਲਾਂ ਵੀ ਡਿੱਗੀਆਂ ਪਈਆਂ ਹੁੰਦੀਆਂ ਉਹ ਦਾਣੇ ਵੀ ਹੁੰਦੇ ਨੇ ਉਹਨੂੰ ਡਿੱਗੇ ਦਾਣਿਆਂ ਦਾ ਬੱਲਾਂ ਦਾ ਨਹੀਂ ਫਿਕਰ ਹੋਗਾ ਨਾ ਘਰ ਆ ਗਈ ਜੇ ਉਹਨਾਂ ਵੱਲ ਦੇਖਦਾ ਨੁਕਸਾਨ ਤਾਂ ਹੋਇਆ ਹੋਇਆ ਉੱਥੇ ਉਹ ਤਾਂ ਮਿਲਦਾ ਕਿਸਾਨ ਥੋੜੀ ਬੁੱਧੀ ਹੈ ਉਹਨੂੰ ਪਤਾ ਹੈ ਵੀ ਉਹ ਜਿਹੜੇ ਕੀੜੇ ਹੋਰ ਜਾਨਵਰ ਨੇ ਉਹਨਾਂ ਦਾ ਐਸਾ ਉੱਥੇ ਰੱਖ ਲੈਂਦਾ ਉੱਥੇ ਰੱਖ ਲੈਂਦਾ ਜਿੰਨਾ ਮਰਜ਼ੀ ਜੋ ਲਾ ਲਵੇ ਜਿੰਨੀ ਮਰਜ਼ੀ ਵਧੀਆ ਕੰਬਾਈਨ ਬਣਾ ਲਵੇ ਉਹਨਾਂ ਦਾ ਐਸਾ ਉੱਥੇ ਰੱਖ ਲੈਣਾ ਜਿੰਨਾ ਮਰਜ਼ੀ ਸਿਆਣਾ ਹੋਵੇ ਆ ਜਿਹੜੇ ਜਾਨਵਰ ਉਹਨੇ ਪੈਦਾ ਕੀਤੇ ਨੇ ਉਹਨਾਂ ਐਸਾ ਕੋਚੂ ਵੀ ਉੱਥੇ ਰੱਖ ਲੈਂਦਾ ਚਾਹੇ ਕਾ ਨੂੰ ਜਿਹਨੂੰ ਸਪਾਵੇ ਕੋਈ ਉਹਨੂੰ ਇਸਾ ਨਹੀਂ ਜਾਣ ਦਿੰਦਾ ਬਸ ਉਹਨਾਂ ਦਾ ਐਸਾ ਉੱਥੇ ਦਿਖਾ ਲੈਣਾ ਉਹ ਖੁਸ਼ ਹੋ ਕੇ ਰੱਖਦਾ ਹੈ ਵੀ ਦੇਖੇ ਬੜਾ ਚਲਾਕ ਬਣਦਾ ਹੈ ਕਹਿੰਦਾ ਵੀ ਮੈਂ ਤਾਂ ਜਾਣਾ ਨਹੀਂ ਹੈ ਦੇਖਦੇ ਬੜਾ ਅੱਗੇ ਬਿਸਾਰਾ ਹੀ ਰਹੇ ਜੀ ਹੀ ਨਹੀਂ ਆਦਮੀ ਜਿੰਨਾ ਸਿਆਣਾ ਬਣਦਾ ਉਹਨਾਂ ਹੀ ਉਹ ਖੁਸ਼ ਹੁੰਦਾ ਵੀ ਦੇਖਦੇ ਸੀ ਸਿਆਣਾ ਕੀ ਕਰਦਾ ਜਿੰਨੀ ਮਰਜ਼ੀ ਜ਼ਿਆਲਮ ਕਰੀ ਜਾਵੇ ਜਿੰਨਾ ਮਰਜ਼ੀ ਇਹ ਕੁਝ ਕਰ ਲਵੇ ਉਹ ਜਿਹੜੇ ਦੂਏ ਜੀ ਨੇ ਉਹਨਾਂ ਹਿੱਸਾ ਉਹਨੇ ਆਪਣਾ ਰੱਖ ਲੈਣਾ ਕਿਵੇਂ ਰੱਖਣਾ ਵੇਖੇ ਵਿਖੇ ਕਰਨ ਦੀ ਚਾਹ ਸਾਰੇ ਵਿਚਾਰ ਕਰਦਾ ਨਾ ਵੀ ਕਿੱਡਾ ਸਿਆਣਾ ਵੀ ਸਿਆਣਾ ਤਾਂ ਮੈਂ ਬਣਾਇਆ ਸੀ ਜਿਆਦਾ ਹੀ ਸਿਆਣਾ ਬਣ ਗਿਆ ਥੋੜਾ ਜਿਹਾ ਜਿਹੜੇ ਹੋਰ ਤੇਰੇ ਨਾਲ ਦੇ ਪੈਦਾ ਕੀਤੇ ਨੇ ਕਦੇ ਤੂੰ ਵੀ ਤਾਂ ਕੀੜਾ ਬਕੌੜਾ ਹੀ ਸੀ ਤੂੰ ਕਹਿੰਦਾ ਦੀ ਮੈਨੂੰ ਦੂ ਦੇ ਹੁਣ ਇਹਨਾਂ ਤੋਂ ਦਿੰਦਾ ਇਹਨਾਂ ਨੂੰ ਕੌਣ ਦੋ ਜਿਹੜੇ ਦੂਏ ਨੇ ਇਹਨਾਂ ਨੂੰ ਕੌਣ ਦੋ ਤੂੰ ਕਹਿੰਦਾ ਹੁਣ ਮੈਂ ਕਿਸੇ ਨੂੰ ਬਰੇ ਦੋ ਤੂੰ ਭੁੱਲ ਗਿਆ ਜਾਂ ਤੂੰ ਸੀਗਾ ਤੂੰ ਵੀ ਤਾਂ ਇਹਨਾਂ ਦੇ ਵਿੱਚ ਹੀ ਗਿਆ ਕਿ ਤੇਰੇ ਢਿੱਡ ਦੀ ਭੁੱਖ ਸੀ ਨਾ ਉਦੋਂ ਇਹਨਾਂ ਦੀ ਭੁੱਖ ਨੂੰ ਮੈਂ ਮਹਿਸੂਸ ਕਰ ਜਿਵੇਂ ਜਦ ਆਪਣੀ ਮਹਿਸੂਸ ਕਰਦਾ ਨਹੀਂ ਕਰਦਾ ਇਹ ਨਹੀਂ ਕਰਦਾ ਕਿਉਂ ਭੁੱਲ ਗਿਆ ਨਾ ਤਾਂ ਹੋ ਜਾਂਦਾ ਵੀ ਚੰਗਾ ਬਣਨਾ ਸਿਆਣਾ ਮੈਂ ਵੀ ਤਾਂ ਗਾਂ ਬੈਠਾ ਨਾਨਕ ਕਥਨ ਕਰੜਾ ਸਾ ਨਾਨਕ ਕਥਨ ਕਰੜਾ ਸਾ ਉਸ ਵੇਲੇ ਦਾ ਗਿਆਨ ਜੇ ਕਥਨ ਕਰੇ ਸਭ ਕੁਝ ਜੇ ਕਥਨ ਕਰ ਲਗੀ ਸਾਰ ਗਿਆਨ ਸੱਚ ਦਾ ਗਿਆਨ ਵੀ ਹੈ ਸਾਰ ਗਿਆਨ ਮਾਇਆ ਦਾ ਗਿਆਨ ਮਾਇਆ ਦਾ ਵੀ ਸੱਚ ਹੈ ਜੇ ਉਸ ਵੇਲੇ ਦਾ ਸਾਰ ਗਿਆਨ ਕਥਨ ਕਰੀਏ ਚਾਹੇ ਉਹ ਮਾਇਆ ਦਾ ਹੈ ਮਾਇਆ ਦੇ ਗਿਆਨ ਦੀ ਉਸਾਰਣ ਨਹੀਂ ਦਿੱਤੀ ਹੋਈ ਮਾਇਆ ਦਾ ਵੀ ਸੱਚ ਵਾਚਨ ਦੇ ਉੱਤੇ ਸਾਈਡ ਦੇ ਉੱਤੇ ਕੋਈ ਮਸਾਲਾ ਲੱਗਿਆ ਹੋਇਆ ਕਿ ਤੀਲੀ ਦੇ ਲੱਗਿਆ ਦੋਹਨ ਕਸਾਉਂਦੇ ਆਗ ਪੈਦਾ ਹੁੰਦੀ ਹੈ ਸੱਚ ਨਹੀਂ ਹੈ ਸੱਚ ਹੈ ਤਾਂ ਆਗ ਪੈਦਾ ਹੁੰਦੀ ਹੈ ਇਹਨੂੰ ਇਨਕਾਰ ਕਿਵੇਂ ਕਰ ਜਾਂਦੇ संसार साल में कोई नाम रहे किमें होगा ਮਹਾਰਾਜ ਵੀ ਸੱਚ ਆਪ ਸੱਚ ਕੀਆ ਸਭ ਸੱਚ ਸੰਸਾਰ ਨੂੰ ਜੋੜ ਤਾਂ ਕਹਿੰਦੇ ਆ ਰਹਿਣ ਵਾਲੀ ਚੀਜ਼ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਸਗਲ ਦੂਧ ਮੇਂ ਕੀਆ ਸੱਚ ਹੈ ਸਗਲ ਬਨਸਵਤ ਮੈਂ ਬੈ ਸੰਤਨ ਸੱਚ ਹੈ ਸਾਰ ਹੈ ਸਾਰ ਭਾਵੇਂ ਮਾਇਆ ਦਾ ਸਾਰ ਮਾਇਆ ਦਾ ਵੀ ਕਥਨ ਗੁਰਬਾਣੀ ਪਤਾ ਨਾ ਸਾਰ ਭਾਵੇਂ ਮਾਇਆ ਦਾ ਐਸ ਲੋਕ ਦਾ ਭਾਵੇਂ ਸਾਰ ਪਰ ਲੋਕ ਦਾ ਦੋਏ ਸਾਰੋਂ ਕਥਨ ਕਰ ਸਕਦਾ ਉਸ ਵੇਲੇ ਪਰ ਲੋਕ ਦਾ ਤਾਂ ਨਹੀਂ ਸਾਰਾ ਸਾਰ ਕਥਨ ਕਰ ਸਕਦਾ ਪਰ ਲੋਕ ਦਾ ਤਾਂ ਉਹਨਾਂ ਕੇ ਕਥਨ ਕਰ ਸਕਦਾ ਜਿੰਨਾ ਉਹ ਕਰਾਊਗਾ ਲੋਕ ਦਾ ਨਹੀਂ ਕਰ ਸਕਦਾ ਕਥਨ ਉਹ ਉੱਥੇ ਤਾਂ ਬਣਾਏ ਬੋਲੂਗਾ ਪਰ ਸੰਸਾਰ ਦਾ ਕਥਨ ਸਾਰਾ ਸਕਦਾ ਆ ਜਿਹੜੇ ਗ੍ਰਹਿ ਦੇ ਜਾਲੇ ਨੇ ਸਾਰੇ ਹੋਰ ਗੱਲ ਇਹ ਸਭ ਝੂਠ ਹੈ ਸਾਰ ਦੀ ਹੈ ਝੂਠਾ ਗੁਰਬਾਣੀ ਤਾਂ ਨਹੀਂ ਬੰਦੀ ਝੂਠ ਗੁਰਬਾਣੀ ਦਾ ਵਿਸ਼ਾ ਤਾਂ ਨਹੀਂ ਇਹ ਸਭ ਕੁਝ ਝੂਠ ਹੈ ਸਤਵਾਰ ਨਾਲ ਜੋਗੀ ਜਾਣੇ ਰੁੱਤੇ ਸਭ ਕੁਝ ਉਹਨੂੰ ਸਾਫ਼ ਕਰਤਾ ਇਹ ਗੱਲਾਂ ਕਹਿ ਕੇ ਰੁਤਮਾ ਨਾ ਕੋਏ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਇਹ ਸਭ ਝੂਠ ਹੈ ਅਜਿਹਾ ਰੌਲਾ ਪਾਉਂਦੇ ਨੇ ਗ੍ਰਹਿ ਦਿਸ਼ਾ ਦਾ ਜੇ ਇਹਨਾਂ ਦਾ ਅਸਰ ਹੋਵੇ ਪਰਮੇਸ਼ਰ ਕਿੱਥੇ ਗਿਆ ਫਿਰ ਉਹਦੀ ਤਾਂ ਕੋਈ ਤਾਕਤ ਰਹੀ ਹੋਣਾ ਫਿਰ ਤੇ ਕੁਛ ਨਹੀਂ ਹੈ ਸਭ ਜਿਹੜੇ ਲੋਕ ਇਹਨੂੰ ਨਹੀਂ ਮੰਨਦੇ ਉਹ ਇਹ ਦੇਵਤੇ ਮੰਨਦੇ ਨੇ ਇਹਨੂੰ ਜਿੰਨੇ ਦੇਵਤਿਆਂ ਨੂੰ ਕੁੱਟ ਕੇ ਭਜਾਉਣ ਵਾਲੇ ਨੇ ਉਹ ਨਹੀਂ ਮੰਨਦੇ ਜਿੰਨੀ ਵਾਰ ਵੀ ਦੇਵਤੇ ਕੁੱਟ ਕੇ ਭਜਾਏ ਨੇ ਨਾ ਉਹਨਾਂ ਲੋਕਾਂ ਨੇ ਰਾਖਸ਼ਾਂ ਨੇ ਜਿਹਨਾਂ ਨੂੰ ਇਹ ਕਹਿੰਦੇ ਨੇ ਜਿਹੜੇ ਇਹਨਾਂ ਨੂੰ ਮੰਨਦੇ ਨਹੀਂ ਛਡਾਇਆ ਕੇ ਬ੍ਰਹਮ ਗਿਆਨ ਨਹੀਂ ਦੇ ਫਿਰ ਉਹਨੇ ਕਹੇ ਝੂਠੇ ਨੇ ਝੂਠੇ ਕੀਤਾ ਦੇਵਤਿਆਂ ਨੂੰ ਇਹ ਝੂਠੇ ਨੇ ਜੇ ਹੁਣ ਗੱਲ ਕਰਨੀ ਹੋਵੇ ਫੇਰ ਆ ਜਣ ਜਿਹੜੇ ਰੱਬ ਨੂੰ ਨਹੀਂ ਮੰਨਦੇ ਫਿਰ ਕੀ ਕਹਿਣਾ ਪਊ ਸਾਨੂੰ ਵੀ ਭਾਈ ਜਿਹੜਾ ਇਹ ਰੱਬ ਤੁਹਾਨੂੰ ਦੱਸਦੇ ਨੇ ਨਾ ਮਾਰ ਕੱਢ ਕੇ ਹੈ ਨਹੀਂ ਵਾਕਿਆ ਹੀ ਨਹੀਂ ਬੋਲਣਾ ਪਊ ਨਾ ਗੱਲ ਉਹ ਉਹ ਵੀ ਇਹ ਕਹਿੰਦੇ ਵੀ ਹੈ ਨਹੀਂ ਜਿਹੜਾ ਇਹਨਾਂ ਦਾ ਪ੍ਰੋਜੈਕਟ ਰੱਬ ਕੀਤਾ ਹੋਇਆ ਉਹ ਨਹੀਂ ਹੈ ਇੱਥੇ ਤੁਸੀਂ ਸੱਚੇ ਹੋ ਪਰ ਜਿਹੜਾ ਹੈਗਾ ਉਹ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਜੇ ਤੁਹਾਨੂੰ ਇਹ ਮੂਰਖ ਨਹੀਂ ਦੱਸ ਸਕੇ ਰੱਬ ਕੀ ਹੈ ਦਾ ਮਤਲਬ ਇਹ ਨਹੀਂ ਰੱਬ ਹੈ ਨਹੀਂ ਤੁਸੀਂ ਆਪ ਜੇ ਸਿਆਣੇ ਆਪ ਖੋਜ ਲੈਂਦੇ ਤੁਸੀਂ ਵੀ ਕਾਹਦੇ ਸਿਆਣੇ ਹੋ ਜੇ ਤੁਸੀਂ ਆਪ ਨਹੀਂ ਖੋਜਿਆ ਜੇ ਇਹ ਮੂਰਖ ਨੇ ਮੂਰਖ ਤੁਸੀਂ ਵੀ ਹੋ ਦੋਏ ਮੂਰਖ ਨੇ ਦੋਏ ਮੂਰਖ ਤੁਸੀਂ ਆਪ ਖੋਜਦੇ ਖੋਜ ਕੇ ਸਾਬਤ ਕਰਦੇ ਵੀ ਹੈ ਨਹੀਂ ਇਸ ਤਰੀਕੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ ਤੁਸੀਂ ਸਾਬਤ ਕਰ ਦੇਣਾ ਵੀ ਕੋਈ ਥਿਉਰੀ ਸਾਬਤ ਕਰਨ ਨੂੰ ਤੁਹਾਡੇ ਕੁਝ ਕੁਝ ਹੈ ਨਹੀਂ ਸਭੋ ਸਭੋ ਹਰੇਕ ਚੀਜ਼ ਡਿਨਾਈ ਕਰੀ ਜਾਂਦੇ ਹੋ ਡਿਨਾਈ ਕਰਨ ਵਾਲਾ ਦਾ ਮੂਰਖ ਹੁੰਦਾ ਕੰਮ ਤੋਂ ਕੰਮ ਹੈ ਮੰਨਦੇ ਤਾਂ ਹੈਗੇ ਵੀ ਰੱਬ ਹੈਗਾ ਕਿਆ ਇਹਨਾਂ ਨੂੰ ਉਹਦਾ ਪਤਾ ਨਹੀਂ ਹੈ ਦੋਏ ਲਾਈਨ 'ਚ ਲੱਗੇ ਨੇ ਕਹਿੰਦਾ ਵੀ ਰੱਬ ਹੈਗਾ ਕਹਿੰਦਾ ਨਾ ਵੀ ਹੈ ਨਹੀਂ ਉਹ ਦੂਏ ਨੂੰ ਪੁੱਛਿਆ ਹੈਗਾ ਕਹਿੰਦਾ ਹੈਗਾ ਕਹਿੰਦਾ ਤੁਹਾਡੇ ਦਾ ਆਪਸ ਵਿੱਚ ਬਿਆਨ ਨਹੀਂ ਮਿਲਦੇ ਇੱਕੋ ਖਿੜਕੀ ਦੇ ਖੜੇ ਹੋ ਆ ਜਾਂਦੇ ਹੋ ਕਹਿੰਦਾ ਤੂੰ ਕਹਦਾ ਕਹਿੰਦਾ ਹੈਗਾ ਦੱਸ ਕੌਣ ਕਹਿੰਦਾ ਵੀ ਇਹ ਤਾਂ ਮੈਨੂੰ ਪਤਾ ਨਹੀਂ ਦੱਬ ਕਿਹਾ ਯਾਰ ਕੌਣ ਪਰ ਮੈਨੂੰ ਹਰਜ ਕੀ ਹੈ ਮਰਨ ਜਾਏਗਾ ਜੇ ਹੋਇਆ ਤਾਂ ਮੇਰੇ ਲੈ ਦੋਗੇ ਤੇ ਛੇਤਰ ਫਿਰੂ ਜੇ ਨਾ ਹੋਇਆ ਇਹ ਵੀ ਹੋ ਜਾਵੇ ਵੀ ਹੋ ਜਾ ਮੇਰੇ ਦੋ ਹੱਥਾਂ 'ਚ ਲੱਡੂ ਇਹਦੇ ਇੱਕ ਜੇ ਲੱਡੂ ਜੇ ਗਾਂ ਪਤੰਦਰ ਬੈਠਾ ਹੋਇਆ ਫੇਰ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਪਹਿਲੇ ਹੀ ਮੰਨਦਾ ਮੈਂ ਤਾਂ ਪਹਿਲੇ ਹੀ ਕਹਿੰਦਾ ਹੈਗਾ ਇਹ ਕੀ ਕਹੂਗਾ ਮੈਂ ਬਾਜੂ ਨੂੰ ਉਡਾ ਲੈਣਾ ਉਹਨਾਂ ਨੇ ਮੈਂ ਤਾਂ ਤਾਂ ਮੰਨ ਉਹ ਫੇਰ ਸਿਆਣੇ ਨੇ ਜਿਹੜੇ ਕਹਿੰਦੇ ਨੇ ਹੈਗੇ ਇਸ ਕਰਕੇ ਵਿਵੇਕ ਬੁੱਧੀ ਨੇ ਉਹਨਾਂ ਲੋਕਾਂ ਦਾ ਪਾੜ ਲਿਆ ਉਹਨਾਂ ਲੋਕਾਂ ਨੂੰ ਰਾਜ ਦਿੱਤਾ ਇੰਦਰ ਸੱਦ ਬਹਾਇਆ ਰਾਜ ਅਵਖੇਖ ਨੂੰ ਉਹਨਾਂ ਨੂੰ ਜਿਹੜੇ ਕਹਿੰਦੇ ਤੇ ਹੈਗਾ ਰਾਜ ਉਹਨਾਂ ਨੂੰ ਦਿੱਤਾ ਦੂਜਿਆਂ ਨੂੰ ਨਹੀਂ ਰਾਜ ਦਿੱਤਾ ਜਿਹੜੇ ਕਹਿੰਦੇ ਹੈ ਨਹੀਂ ਉਹ ਸ਼ਰੀਕ ਹੈ ਖੁਦਾ ਸੀ ਉਹਨਾਂ ਤੋਂ ਖਤਰਾ ਬੰਦੇ ਰਾਜ ਉਹਨਾਂ ਨੂੰ ਦੇਵਤਿਆਂ ਨੂੰ ਦਿੱਤਾ ਪਰ ਦੇਵਤਿਆਂ ਨੂੰ ਮਨਾ ਕੇ ਦਿੱਤਾ ਦੱਸ ਕੇ ਦਿੱਤਾ ਵੀ ਰੱਬ ਆ ਹੁੰਦਾ ਬ੍ਰਹਮ ਗਿਆਨ ਦੇ ਕੇ ਦੂਜਿਆਂ ਨੂੰ ਵੀ ਮਨਾ ਕੇ ਛੱਡਿਆ ਦੂਜਿਆਂ ਨੂੰ ਮੰਨਣਾ ਪਿਆ ਵੀ ਹਾਂ ਪਰ ਜੋ ਪ੍ਰੋਜੈਕਟ ਕਰਦੇ ਨੇ ਦੇਵਤੇ ਸਾਰੇ ਸਾਰੇ ਦੇਵਤੇ ਨੇ ਮੁਸਲਮਾਨ ਵੀ ਦੇਵਤੇ ਨੇ ਉਹ ਵੀ ਕਹਿੰਦੇ ਨੇ ਖੁਦਾ ਹੈਗਾ ਈਸਾਈ ਵੀ ਦੇਵਤੇ ਨੇ ਉਹ ਵੀ ਕਹਿੰਦੇ ਨੇ ਗੋਡ ਹੈਗਾ ਜਿਹੜੇ ਹੈਗਾ ਕਹਿੰਦੇ ਨੇ ਸਭ ਦੇਵਤੇ ਨੇ ਜਿਹੜੇ ਡਿਨਾਈ ਕਰਦੇ ਨੇ ਹੈ ਨਹੀਂ ਉਹ ਰੱਬ ਪਰ ਜਿਹੜੇ ਕਹਿੰਦੇ ਨੇ ਹੈਗਾ ਦੱਸ ਕੋਈ ਵੀ ਨਹੀਂ ਸਕਦਾ ਸਾਰੇ ਕੋ ਥੈਲੀ ਦੇ ਚਿੱਟੇ ਬੱਟੇ ਸਮਝਾ ਕੋਈ ਨਹੀਂ ਸਕਦਾ ਕਿਸੇ ਦਾ ਗ੍ਰੰਥ ਨਹੀਂ ਸਮਝਾ ਰਿਹਾ ਬਾਣੀ ਸਮਝਾ ਰਹੀ ਇਹ ਸਾਰਿਆਂ ਨੂੰ ਸਮਝਾ ਸਕਦੀ ਹੈ ਪਰ ਜਿਹੜੇ ਕਹਿੰਦੇ ਨੇ ਹੈਗਾ ਇਹ ਔਖੇ ਮੰਨਣਗੇ ਜਿਹੜੇ ਕਹਿੰਦੇ ਨਹੀਂ ਹੈਗਾ ਉਹ ਛੇਤੀ ਮੰਨ ਲੈਣਗੇ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਕਿ ਉਹਦਾ ਨੇ ਚਿੱਟੇ ਕੱਪੜੇ ਜਿਹੜੇ ਕਹਿੰਦੇ ਨੇ ਹੈਗਾ ਨਹੀਂ ਉਹਨਾਂ ਨੇ ਕੋਈ ਡੁਪਲੀਕੇਟ ਰੱਬ ਨਹੀਂ ਬਣਿਆ ਹੋਇਆ ਕਮ ਕਮ ਡੁਪਲੀਕੇਟ ਦਾ ਨਹੀਂ ਕੋਈ ਬਣਿਆ ਜਿਨ੍ਹਾਂ ਨੇ ਡੁਪਲੀਕੇਟ ਰੰਗ ਚੜਿਆ ਹੋਇਆ ਜਿਨ੍ਹਾਂ ਨੂੰ ਉਹਨਾਂ ਦਾ ਪਹਿਲਾ ਰੰਗ ਉਤਰੂ ਤਾਂ ਉਹ ਜੜੂ ਜਿਹੜਾ ਕਪੜਾ ਚਿੱਟਾ ਉਹਨੂੰ ਜਿਹੜਾ ਮਰਜ਼ੀ ਚੜਾ ਦੇ ਸਦਾ ਜੜੂ ਉਹ ਛੇਤੀ ਮੰਨ ਜਾਂਦੇ ਨੇ ਔਰ ਉਹ ਐਸਾ ਮੰਨਦੇ ਨੇ ਇਹਨਾਂ ਨੂੰ ਚੰਗਾ ਮੰਨਦੇ ਨੇ ਰਾਖਸ਼ ਸਾਰੇ ਸ਼ਹੀਦ ਹੋਏ ਬੰਦੇ ਨੇ ਕੋਈ ਨਹੀਂ ਭੱਜਿਆ ਰਾਖ ਵੱਡੇ ਆਰਾਮੀ ਭੱਜ ਨਾ ਜਾਣਦੇ ਚਰਚਾ ਜੋ ਕੌਣ ਭੱਜਦਾ ਦੇਵਤੇ ਭੱਜਦੇ ਰਹਿੰਦੇ ਚਰਚਾ ਚਰਚਾ ਜੋ ਭੱਜਦੇ ਦੇਵਤੇ ਰਹਿੰਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਨਾ ਸਿੱਖ ਸਿੱਖੀ ਦਾ ਗਿਆਨ ਨਹੀਂ ਚਰਚਾ ਜੋ ਉਹੀ ਭੱਜਣਗੇ ਕਿਉਂਕਿ ਜੀ ਵੈਗੂ ਜੀ ਦਾ ਖਾਲਸਾ ਥੋੜੇ ਦੀ ਗੱਲ ਕਰਦੇ ਐਂ ਕਹਿ ਕੇ ਭੱਜ ਜਾਂਦੇ ਨੇ ਜਦ ਘਿਰ ਜਾਂਦੇ ਨੇ ਨਾ ਫਤਿਹ ਬਣਾ ਕੇ ਭੱਜ ਜਾਂਦੇ ਨੇ ਨਾ ਜੀ ਤੁਹਾਡੇ ਨਾਲ ਗੱਲ ਕਰਦੇ ਭੱਜ ਗਏ ਨਾ ਦੂਏ ਨਹੀਂ ਭੱਜਦੇ ਕਹਿੰਦਾ ਸਾਬਤ ਕਰੋ ਕਹਿੰਦੇ ਸਾਬਤ ਕਰੋ ਉਹਨਾਂ ਨੇ ਆਪਣਾ ਕੋਈ ਰੱਬ ਨਹੀਂ ਦੱਸਿਆ ਉਹਨਾਂ ਨੇ ਆਪਣਾ ਦੱਸਿਆ ਜਾਂ ਉਹਨਾਂ ਦਾ ਆਪਣੇ ਤੇ ਪੈਂਦੀ ਹੈ ਨਾ ਵਰਦੀ ਹੈ ਗਦਾ ਗਰੀਬੀ ਗਦਾ ਹਮਾਰੀ ਖੰਨਾ ਸਦਰ ਰਹਿਣ ਜਾਰੀ ਤੋਵਾ ਤੋਵਾ ਕਰਕੇ ਭੱਜ ਜਾਂਦੇ ਨੇ ਫਿਰ ਜਦੋਂ ਮੁਸਲਮਾਨ ਨੂੰ ਉਹਨਾਂ ਸਾਬਤ ਕੀਤਾ ਅਨੰਦਪੁਰ ਸਾਹਿਬ ਕਿ ਤੁਹਾਡੀ ਕੁਰਾਨ ਚ ਗੋਡ ਖੁਦਾ ਕੀ ਹੈ ਇਹਦਾ ਗਿਆਨ ਨਹੀਂ ਹੈ ਪਹਿਲਾਂ ਤਾਂ ਮੰਨਿਆ ਹੀ ਨਹੀਂ ਇੱਕ ਕੀ ਹੈ ਜਿਹੜਾ ਇੱਕ ਉਹਦਾ ਗਿਆਨ ਨਹੀਂ ਹੈ ਸਾਡੇ ਗੁਰਬਾਣੀ ਵਿਸ਼ਾ ਹੀ ਇੱਕ ਕੀ ਹੈ ਇਹਦਾ कहना ਨਹੀਂ ਹੈ ਹਮਾਰੇ ਮਗਰ फिर ਬਤਾਓ ਅਗਰ ਹੈ ਤਾਂ ਬਤਾ ਦੱਸੇਗੀ ਉਹ ਕਰੀਮ ਹੈ ਰਹੀਮ ਮੈਂ ਕਹਿੰਦਾ ਉਹਦੇ ਗੁਣ ਨੇ ਜਿੰਨੀ ਮਿੱਠੀ ਹੈ ਸ਼ੂਗਰ ਵੀ ਹੋ ਜਾਂਦੀ ਹੈ ਨਾ ਜੇ ਮਿੱਠੀ ਹੈ ਸ਼ੂਗਰ ਵੀ ਹੋ ਜਾਂਦੀ ਹੈ ਨਾ ਹੁੰਦਾ ਸ਼ੂਗਰ ਹੋ ਗਈ ਫਿਰ ਇਹ ਰਿਐਕਸ਼ਨ ਵੀ ਕਰ ਜਾਂਦਾ ਗਿਆਨ ਆਖਰ ਉਹਨੂੰ ਇਹ ਮੰਨਣਾ ਪਿਆ ਵੀ ਇਹ ਗਿਆਨ ਹੈ ਮੈਂ ਇੱਕ ਕੀ ਆ ਫਿਰ ਸਮਝਾ ਦੇ ਮੈਨੂੰ ਜੇ ਤੈ ਪੜਿਆ ਕੁਰਾਨ ਚੋਂ ਆਖਰ ਉਹਨੇ ਮੰਨਿਆ ਹਾਂ ਇਹ ਗਿਆਨ ਤਾਂ ਹੈ ਫਿਰ ਸਾਡੇ ਸ਼ੁਰੂ ਇੱਥੋਂ ਹੁੰਦਾ ਹੈ ਕਾਬੂਰੇ ਲਿਖਿਆ ਹੈ ਬੁਰਾ ਇੱਕ ਦੇ ਬੁਝਾਈ ਗਾਂ ਮੈਨੂੰ ਇੱਕ ਦੱਸ ਦੇ ਕੀ ਹੈ ਸਾਡਾ ਦਾ ਵਿਸ਼ਾ ਇੱਕ ਕੀ ਹੈ ਇਹ ਵਿਸ਼ਾ ਗੁਰਬਾਣੀ ਦਾ ਇੱਕ ਕੀ ਹੈ ਵਟ ਇਜ਼ ਦੈਟ ਵਨ ਜਿਹਨੂੰ ਦੁਨੀਆ ਕਹਿੰਦੀ ਹੈ ਹੋਰ ਕੋਈ ਵਿਸ਼ਾ ਹੀ ਨਹੀਂ ਜੇ ਕਿਸੇ ਬੰਦੇ ਨੇ ਗੁਰੂ ਦੀ ਕਹਾਣੀ ਛੇੜੀ ਹੈ ਤਾਂ ਉਹ ਭਾਈ ਗੁਰਦਾਸ ਹੈ ਕਿਸੇ ਗੁਰੂ ਨੇ ਗੁਰੂ ਦੀ ਬਾਣੀ ਨੂੰ ਐਕਸਪਲੇਨ ਕੀਤਾ ਹੈ ਜਿਹਨੂੰ ਅਸੀਂ ਗੁਰੂ ਹੁਣ ਕਹਿੰਦੇ ਹਾਂ ਮੰਨੀ ਜਾਂਦੇ ਹਾਂ ਸਾਡੀ ਆਪਣੀ ਭਾਸ਼ਾ ਗੁਰਬਾਣੀ ਦੀ ਭਾਸ਼ਾ ਗੁਰੂ ਨਹੀਂ ਹੈ ਉਹ ਤੇ ਪਰਮੇਸ਼ਰ ਹੈ ਸਾਡੀ ਆਪਣੀ ਬੋਲੀ ਆਪਣੀ ਬੋਲੀ ਦੀਆਂ ਗੱਲਾਂ ਕਈ ਬੰਦੀਆਂ ਹੋਈ ਹੈ ਨਾ ਗੁਰਬਾਣੀ ਦੀ ਜਿੱਥੇ ਆਪਣੀ ਬੋਲੀ ਨੂੰ ਡਿਨਾਈ ਕੀਤਾ ਗੁਰਬਾਣੀ ਚ ਆਪਣੀ ਬੋਲੀ ਕਈ ਜਗ੍ਹਾ ਮੰਨੀ ਹੋਈ ਚਾਰੇ ਜੋ ਕਈ ਜਗ੍ਹਾ ਮੰਨੇ ਨੇ ਕਈ ਜਗ੍ਹਾ ਘਟੇ ਚਾਰੇ ਖਾਣੀਆਂ ਕਈ ਜਗ੍ਹਾ ਮੰਨੀਆਂ ਹੋਈਆਂ ਚਾਰੇ ਖਾਣੀ ਚਾਰੇ ਬਾਣੀ ਗਾਂ ਜਾ ਕੇ ਕੇਟੇ ਖਾਣੀ ਕੇਟੇ ਬਾਣੀ ਸੰਸਾਰ ਦੇ ਵਿੱਚ ਗੱਲ ਕਰਦੇ ਸੰਸਾਰੀ ਭਾਸ਼ਾ ਵਰਤਣੀ ਪਊਗੀ ਤੁਹਾਨੂੰ ਜੇ ਨਹੀਂ ਵਰਤਾਂਗੇ ਤਾਂ ਲੋਕਾਂ ਦੇ ਪੱਲੇ ਕੁਝ ਨਹੀਂ ਪੈਣਾ ਕਿਸੇ ਦੂਜੇ ਉਤਰਾਧਿਕਾਰੀ ਨੇ ਨਾਨਕ ਦੇ ਨੇ ਇਹ ਕਹਿ ਲੋ ਹੁਣ ਗੁਰੂ ਨਾਨਕ ਦੇ ਉਤਰਾਧਿਕਾਰੀ ਨੇ ਕਿਸੇ ਨੇ ਆਪਣੇ ਪਹਿਲੇ ਆਪ ਤੋਂ ਪਹਿਲੇ ਜਿਹਦਾ ਉਹਨੂੰ ਕਹਾ ਜ਼ਿੰਮੇਵਾਰੀ ਮਿਲੀ ਹੈ ਜਿਹਦਾ ਉਹ ਉਤਰਾਧਿਕਾਰੀ ਸੀ ਉਹ ਤੋਂ ਪਹਿਲੇ ਦੀ ਹਿਸਟਰੀ ਬਾਰੇ ਕੋਈ ਨਹੀਂ ਬਲਕਿ ਉਹਦਾ ਕਿਹੜੇ ਪਿੰਡ ਦਾ ਜਨਮ ਸੀ ਉਹਦਾ ਮਾਂ-ਬਾਪ ਕੌਣ ਸੀ ਕਿਉਂਦੀ ਜਾਤ ਕਿਹੜੀ ਸੀ ਕਿੰਨੀ ਉਮਰ 'ਚ ਆਇਆ ਕਿੰਨੀ ਉਮਰ 'ਚ ਗਿਆ ਇਹ ਗੱਲ ਕੋਈ ਨਹੀਂ ਕੀਤੀ ਕੀਤੀ ਹੋਈ ਹੈ ਕਿ ਭਾਈ ਗੁਰਦਾਸ ਨੇ ਕਿਉਂ ਕੀਤੀ ਕਿਉਂ ਕੀਤੀ ਇਹਦਾ ਮਤਲਬ ਗੁਰੂ ਘਰ ਨਾਲ ਸੰਬੰਧ ਕੋਈ ਨਹੀਂ ਉਹ ਬੰਦੇ ਦਾ ਬਿਲਕੁਲ ਉਸ ਬੰਦੇ ਦਾ ਸੰਬੰਧ ਗੁਰੂ ਘਰ ਨਾਲ ਨਹੀਂ ਉਹਦਾ ਸਾਰਾ ਮੂੜੇ ਗੁਰੂ ਘਰ ਤੋਂ ਲੱਗ ਲੱਗ ਗਿਆ ਗਲੇ ਲੱਗ ਲੱਗ ਗਿਆ ਕਹਿੰਦਾ ਪੁੰਜੀ ਦੱਸੋ ਕਿਹੜੀ ਪੁਆਇੰਟ ਹੈ ਗੁਰਬਾਣੀ ਦਾ ਜਿਹਦੀ ਉਹਨੇ ਵਿਆਖਿਆ ਕੀਤੀ ਹੈ ਸਤ ਸੰਤੋਖ ਦੀ ਵਿਆਖਿਆ ਉਹਨੇ ਕਿੱਥੇ ਕੀਤੀ ਹੈ ਗੁਰਮਤ ਵਾਲਿਆਂ ਨੂੰ ਗਿਆਨ ਹੈ ਕੋਈ ਨਹੀਂ ਚਾਰ ਪੌੜੀਆਂ ਦੀ ਬਜਾਏ ਤਿੰਨ ਬਣਾਤੀ ਉਹਨੇ ਗੁਰਮੁਖ ਦਾ ਸੁਭਾਅ ਪਾਣੀ ਵਰਗਾ ਬਣਾਤਾ ਗੁਰਸਿੱਖ ਨੂੰ ਪਾਣੀ ਨਾਲ ਬਰਾਬਰ ਬਣਾਦਾ ਗੁਰਸਿੱਖ ਪਾਣੀ ਹੁੰਦਾ ਪਾਣੀ ਦਾ ਮਾਇਆ ਹੈ ਇਹਦਾ ਵਗਾ ਸਰੀਰ ਸਰੀਰ ਹੈ ਪਾਣੀ ਦਾ ਤਾਂ ਜਲ ਤੇ ਬਣ ਭਵਨ ਸਾਜਿਆ ਗੁਰਸਿੱਖ ਦਾ ਜੋਤ ਹੈ ਉੱਥੇ ਉਸ ਬੰਦੇ ਨੂੰ ਜੋਤ ਦਾ ਗਿਆਨ ਨਹੀਂ ਹੈ ਜਦ ਤੱਕ ਜੁੜਿਆ ਹੋਇਆ ਬੰਦਾ ਜਿਹਨੇ ਵੀ ਗੁਬਾਰਾ ਲਿਖਿਆ ਜੋਤ ਦੀ ਗੱਲ ਦਾ ਉਹਨੂੰ ਪਤਾ ਹੀ ਨਹੀਂ ਪਰ ਜਿਹੜੇ ਸਨਾਤਨੀ ਸੀ ਉਹ ਹੀ ਵਾਰਾਂ ਦੇ ਰੋੜ ਉਹਨਾਂ ਨੇ ਵਾਰਾਂ ਲਿਖਾਈਆਂ ਸੀ ਸਨਾਤਨੀ ਵਾਰਾਂ ਨਾਲ ਜੁੜੇ ਹੋਏ ਨੇ ਸਨਾਤਨੀ ਇਨਸਿਸਟ ਕਰਦੇ ਨੇ ਵਾਰਾਂ ਤੇ ਜਿਹੜੇ ਗੁਰਸਿੱਖ ਸੀ ਉਹ ਸ਼ੁਰੂ ਤੋਂ ਹੀ ਵਾਰਾਂ ਦਾ ਵਿਰੋਧ ਕਰਦੇ ਪਰ ਉਹਨਾਂ ਨੂੰ ਗਿਆਨ ਇਹਨਾਂ ਨਹੀਂ ਰਿਹਾ ਕਿ ਇਹਨਾਂ ਦੇ ਪਰਦੇ ਫੋਲ ਦੇਣ ਸਾਖਰ ਸਾਹਿਬ ਦਾ ਮੈਂ ਦੇਖਦਾ ਇਹਨਾਂ ਦਾ ਵਿਰੋਧ ਹੁੰਦਾ 50 ਸਾਲ ਦਾ ਤਾਂ ਉਹ ਚਰਚਾ ਚ ਮੈਂ ਇਨਵੋਲ ਹਾਂ ਇਹਨਾਂ ਦੀ ਚਰਚਾ ਦੇ ਵਿੱਚ ਇਨਵੋਲਵ ਹਾਂ ਜਿੱਥੇ ਚਰਚਾ ਹੁੰਦੀ ਰਹੀ ਹੈ ਇਹਨਾਂ ਦੀ 12 ਦੀ ਅਰਜ਼ੂ ਦੀ ਚਾਹੇ ਮੈਂ ਬੈਰਫੁੱਟ ਤੇ ਸੀ ਪਿੱਛੇ ਤਾਂ ਸਾਡੇ ਉਸਰਾ ਹੁੰਦੀ ਸੀ ਕਿ ਵਰਸ਼ ਦੇ ਨੇ ਕੀ ਕਹਿੰਦੇ ਨੇ ਹੁਣ ਭੱਜ ਜਾਂਦੇ ਨੇ ਹਾਂਜੀ ਨਾਨਕ ਕਥਨਾ ਕਰਦਾ ਸਾ ਨਾਨਕ ਕਥਨਾ ਕਰਦਾ ਸਾਰੇ ਜਿਹੜਾ ਸੱਚ ਕਥਨਾ ਨਾ ਕਥਨ ਕਰਨਾ ਸਾਰ ਗਿਆਨ ਜੋ ਕਥਨ ਕਰਨਾ ਹੈ ਕੋਈ ਸੌਖੀ ਗੱਲ ਨਹੀਂ ਹੈ ਇਹ ਕਾਖੜੀ ਕਾਰ ਹੈ ਸੰਸਾਰ ਤੋਂ ਉੱਤੇ ਉੱਠ ਕੇ ਹੁੰਦੀ ਹੈ ਗੱਲ ਮਾਇਆ ਤੋਂ ਉੱਤੇ ਉੱਠ ਕੇ ਗੱਲ ਹੈ ਸਾਰੀ ਇਹ ਕਥਨ ਕਰਨਾ ਜਰਾ ਕਹਾਵਾ ਸਮਾਨ ਕਿਤੇ ਸਲਿਪ ਕਰਕੇ ਨਾ ਮੰਨਦਾ ਸਾਰਾ ਹੀ ਜੇਤਾ ਕੀਤਾ ਤੇਤਾ ਨੋ ਜਿੰਨੀ ਕਰਤਾ ਗੁਰਬਾਣੀ ਦੀ ਸਭ ਨਾਮ ਦੀ ਕਰਤਾ ਸਭ ਹੁਕਮ ਹੈ ਜੈ ਜੈਸੀ ਮੈਂ ਆਪੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਵਿੱਚ ਬਿਲਕੁਲ ਆਪਣੀ ਮਨਮਰਜ਼ੀ ਦੀ ਕੋਈ ਗੱਲ ਨਹੀਂ ਹੈ ਨਾ ਨਾਨਕ ਦੀ ਬਾਣੀ ਹੈ ਨਾ ਕਬੀਰ ਦੀ ਬਾਣੀ ਹੈ ਨਾ ਕਿਸੇ ਭਗਤ ਦੀ ਬਾਣੀ ਹੈ ਤੇ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦੀ ਬਾਣੀ ਦਾ ਮੁਖਿਆਨ ਹੈ ਸਾਡੀ ਬਾਣੀ ਪਰਮੇਸ਼ਰ ਦੀ ਬਾਣੀ ਦਾ ਗਿਆਨ ਪਰਮੇਸ਼ਰ ਕੀ ਚਾਹੁੰਦਾ ਸਾਤੋਂ ਕੀ ਕਰਨਾ ਆਇਆ ਕਿਉਂ ਨੇ ਸ੍ਰਿਸ਼ਟੀ ਸਾਜੀ ਹੈ ਜੀਵ ਕਿਵੇਂ ਵਿਛੜਿਆ ਉਹ ਜੋ ਉਹਨੇ ਦੱਸਿਆ ਉਹ ਸਾਨੂੰ ਦੱਸਦਾ ਜੋ ਨੇ ਕਹਾ ਹੈ ਉਹ ਕਹਿਤਾ ਦਸਮ ਪਾਸ਼ਾ ਵੀ ਇਹ ਕਹਿੰਦੇ ਜੋ ਪ੍ਰਭ ਕਹਾ ਸੋਈ ਹੋ ਕਹਿ ਹੋ ਔਰ ਕਿਸੂ ਸੇ ਬੈਰ ਲਗਾਇਆ ਮੈਂ ਕਿਸੇ ਨਾਲ ਦੁਸ਼ਮਣੀ ਨਹੀਂ ਕਰ ਰਿਹਾ ਜੋ ਨੇ ਮੈਨੂੰ ਦੱਸਿਆ ਮੈਂ ਕਹਿੰਦਾ ਕੋਈ ਵਿਸ਼ਵਾਸ ਕਰੋ ਕੋਈ ਨਾ ਕਰੋ